ਚੜਿਆ ਸਿਉ ਕੋੜ ਕਚੜਿਆ ਸਿਉ ਤੋੜ ਢੋਂਡ ਸਜਣ ਸੰਤ ਪੱਕਿਆ ਹੋਏ ਜੀਵਨ ਦੇ ਵਿਛੜੇ ਸਤ ਸੰਗੀ ਤੇ ਜਿਹੜੇ ਗੁਰਮੁਖ ਉਹ ਤੇ ਜੇ ਮਰ ਵੀ ਜਾਏਗਾ ਨਾ ਤਾਂ ਵੀ ਤੇਰੀਆਂ ਅਰਦਾਸਾਂ ਕਰਦੇ ਰਹੇ ਗੁਰਮੁਖਾਂ ਦੀ ਜੇ ਸੰਗਤ ਕਰਦੇ ਆ ਜੁੜਿਆ ਕੋਈ ਗੁਰੂ ਜੀ ਨਾਲ ਬਾਣੀ ਨਾਲ ਜੁੜਿਆ ਤੇ ਤੇਰੇ ਮਰਨ ਤੋਂ ਬਾਅਦ ਵੀ ਤੇਰੇ ਲਈ ਅਰਦਾਸਾਂ ਕੋ ਸੰਗਤ ਜਿਹੜੀ ਹੁੰਦੀ ਹੈ ਜਦੋਂ ਚਾਰ ਪੈਸਿਆਂ ਨਾਲ ਜਿਹੜਾ ਬੰਦਾ ਜੁੜਿਆ ਜਿੱਦਨ ਪੈਸੇ ਚਲੇ ਗਏ ਉਹਨੇ ਚਲੇ ਜਾਣਾ ਨਾਲ ਖਾਣ ਪੀਣ ਵਾਲੇ ਯਾਰ ਬੇਲੀ ਹੁੰਦੇ ਆ ਜਿਹੜੇ ਜਿੱਦਨ ਧਨ ਗਿਆ ਜਿੱਦਨ ਮਾਇਆ ਗਈ ਨਾਲ ਹੀ ਚਲੇ ਜਾਂਦੇ ਆ ਇਥੇ ਗੁਰੂ ਜੀ ਕਹਿੰਦੇ ਆ ਜੇ ਗੁਰਮੁਖਾਂ ਦੀ ਸੰਗਤ ਕਰੇ ਉਤੇ ਮਰਨ ਤੋਂ ਬਾਅਦ ਵੀ ਤੇਰੇ ਲਈ ਅਰਦਾਸਾਂ ਕਰਦੇ ਆ ਭਾਵ ਕਿ ਤੇਰਾ ਸਾਥ ਨਹੀਂ ਛੱਡਦੇ ਜੇ ਗੁਰਮੁਖਾਂ ਦੀ ਸੰਗਤ ਵਿੱਚ ਬੈਠੀ ਹੈ ਪਿਆਰਿਆਂ ਦੀ ਸੰਗਤ ਕਰੀ ਇਸੇ ਕਰਕੇ ਅਸੀਂ ਨੇਤਰ ਅਰਦਾਸ ਕਰਦੇ ਆਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਤੇਰਾ ਨਾਮ ਕੱਚੇ ਉਹਨਾਂ ਤੋਂ ਬਚ ਕੇ ਰਹਿਣਾ ਹੈ ਸੱਚੇ ਜਿਹੜੇ ਹਨ ਜਿਨ੍ਹਾਂ ਦੀ ਜ਼ਿੰਦਗੀ ਮਾਲਕ ਨਾਲ ਜੁੜੀ ਹੋਈ ਹੈ ਜੀਵਨ ਸਮਰਪਿਤ ਹੈ ਗੁਰਬਾਣੀ ਪੜਨ ਸੁਣਨ ਸਮਝਣ ਵਾਲੇ ਹਨ ਉਹਨਾਂ ਦੀ ਸੰਗਤ ਕਰਨ ਨਾਲ ਜੀਵਨ ਬਦਲ ਜਾਂਦਾ ਹੈ ਸੋ ਨਾਨਕ ਕਚੜਿਆਂ ਸਿਉ ਤੋੜ ਟੁੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਚਾਹੀ ਛੋ ਗੁਰਮਖਾਂ ਦੀ ਸੰਗਤ ਕਰੀਏ ਫਿਰ ਪੂਰੇ ਸਤਿਗੁਰੂ ਨਾਲ ਜੁੜੀਦਾ ਪੂਰੇ ਕੇ ਗੁਣ ਗਾਓ ਪੂਰੇ ਦੇ ਗੁਣ ਗਾਉਣ ਵਾਲਾ ਖੁਦ ਵੀ ਪੂਰਾ ਹੋ ਜਾਂਦਾ ਹੈ ਅਧੂਰਾ ਨਹੀਂ ਰਹਿੰਦਾ ਅਧੂਰਿਆਂ ਨਾਲ ਜੁੜੇ ਅਧੂਰੇ ਹੀ ਰਹਿ ਜਾਂਦੇ ਐ ਪੂਰੇ ਸਤਿਗੁਰੂ ਨਾਲ ਜੁੜ ਕੇ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਸਾਡੀ ਫਿਰ ਪੂਰਤੀ ਹੋਣੀ ਹੈ ਫਿਰ ਅਸਲ ਵਿੱਚ ਤ੍ਰਿਪਤੀ ਹੋਣੀ ਹੈ ਪੂਰ ਪੂਰੇ ਗੁਰ ਕਾ ਸੁਣ ਉਪਦੇਸ਼ ਜੀ ਪੂਰੇ ਗੁਰ ਕਾ ਸੁਣ ਉਪਦੇਸ਼ করবে ਬੋਲੋ ਸਿੰਘੋ ਆਵਾਜ਼ ਥੋੜੀ ਏ ਪੂਰੇ ਸੱਚਾ ਉਪਦੇਸ਼ ਸੁਣਨ ਨਾਲ ਹੋਏਗਾ ਕਿ ਰੱਬ ਨੇੜੇ ਨੇੜੇ ਮਹਿਸੂਸ ਹੋਏਗਾ ਗੁਰਬਾਣੀ ਦਾ ਸੱਚਾ ਉਪਦੇਸ਼ ਸੁਣਨ ਨਾਲ ਕੀ ਹੋਏਗਾ ਮਾਲਕ ਜੀ ਰੱਬ ਜੀ ਨੇੜੇ ਨੇੜੇ ਮਹਿਸੂਸ ਹੋਣਗੇ ਪਾਦ ਬ੍ਰਹਮ ਨਿਕਟ ਕਰਤੇ

ਬੋਲੋ ਪਿਆਰੇ ਜੀ ਪੂਰੇ ਆ ਸੁਣ ਉਪਦੇ ਪਾਦ ਮਹਿ ਪਾਦ ਬ੍ਰਹਮ ਨਿਕਟ ਕਰ ਦੇਖ ਪਾਰ ਤਹਿ ਮੋ ਕਰ ਪੂਰੇ ਗੁਰ ਉਪਦੇਸ਼ ਸੁਨੇ ਉਪਦੇਸ ਵਾਹਿ ਵਾਹਿ ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਂਝੇ ਨਾ ਜੀਰੋ ਜੁੜ ਕੇ ਜੁੜ ਕੇ ਪੂਰੇ ਗੁਰ ਕਾ ਸੋਨਾ ਸਨਾ ਪਤ ਸਿਉ ਜਾਏਗਾ ਪਤ ਸਿਉ ਜਾਏਗਾ ਅਲ ਜੁਗ ਮਹਿ ਕੀਰਤਨ ਪਰਧਾਨਾ ਅਲ ਜੁਗ ਮਹਿ ਕੀਰਤਨ ਪਰਧਾਨਾ ਅਲ ਜੁਗ ਮਹਿ ਕੀਰਤਨ ਪਰਧਾਨਾ ਕਲ ਜੁਗ ਮਹਿ ਕੀਰਤਨ ਪਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਜਪੀਐ ਲਾਏ ਧਿਆਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਕਰੇ ਆਪ ਤਰੇ ਸਗਲੇ ਫੁੱਲ ਤਾਰੇ ਆਪ ਤਰੇ ਆਪ ਕਰੇ ਸਗਲੇ ਫੁੱਲ ਤਾਰੇ ਆਪ ਤਰੇ ਬੜੋ ਆਪ ਤਰੇ ਬੋਲੋ ਸਿੰਘੋ ਜੀ ਆਪ ਤਰੇ ਹਰ ਦਰਗਾਹ ਪਤ ਸਿਉ ਜਾਏਗਾ ਦਰਗਾਹ ਪਤ ਸਿਉ ਜਾਏਗਾ ਹਰ ਦਰਗਾਹ ਪਤ ਸਿਉ ਜਾਏਗਾ ਦਰਗਾ ਪਤ ਸਿਉ ਜਾਏਗਾ ਹਰ ਦਰਗਾਹ ਪਤ ਸਿਉ ਜਾਏਗਾ ਦਰਗਾਹ ਪਤ ਸਿਉ ਜਾਏਗਾ ਹਰ ਦਰਗਹ ਪਤ ਸਿਉ ਜਾਏਗਾ ਹਰ ਦਰਗਹ ਪਤ ਸਿਉ ਜਾਏਗਾ ਆਪ ਤਰੇ ਆਪ ਤਰੇ ਸਗਲੇ ਕੁਲ ਤਾਰੇ ਆਪ ਤਰੇ ਆਪ ਤਰੇ ਸਗਲੇ ਕੁਲ ਤਾਰੇ ਆਪ ਜੀ ਆਪ ਤਰੇ ਆਪ ਤਰੇ ਸਗਲੇ ਕੁਲ ਤਾਰੇ ਆ ਆਪ ਤਰੇ ਭਾਵੇਂ ਆਵੇ ਧਰਮ ਸਦਕਾ ਦਿਓ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਦਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੀ ਸੰਗਤ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਕਿ 5-4 ਮਿੰਟਾਂ ਵਿੱਚ ਜਿੱਥੇ-ਜਿੱਥੇ ਜਗ੍ਹਾ ਮਿਲੇ ਜਲਦੀ-ਜਲਦੀ ਬੈਠ ਜਾਓ ਕਿਉਂਕਿ ਇਕਾਗਰਤਾ ਬੜੀ ਜ਼ਰੂਰੀ ਹੈ ਧਰਮ ਹੈ ਜਿਹੜਾ ਇਹ ਸੁਰਤ ਦਾ ਵਿਸ਼ਾ ਹੈ ਜੀ ਮਨ ਦਾ ਦਿਮਾਗ ਦਾ ਵਿਸ਼ਾ ਹੈ ਤਨ ਦਾ ਨਹੀਂ ਵਿਸ਼ਾ ਇਹ ਮਨ ਦਾ ਵਿਸ਼ਾ ਹੈ ਸੁਰਤ ਦਾ ਵਿਸ਼ਾ ਹੈ ਇਸ ਕਰਕੇ ਸੁਰਤ ਇਕਾਗਰ ਹੋਏਗੀ ਅਸੀਂ ਕਨਸੈਂਟਰੇਟ ਕਰਾਂਗੇ ਧਿਆਨ ਦੇਾਂਗੇ ਫੇਰ ਹੀ ਸਾਡੇ ਕੁਝ ਪੱਲੇ ਪੈਣਾ ਸੋ ਵਿਚਾਰ ਕਰਨ ਦਾ ਸੁਣਨ ਦਾ ਸਮਝਣ ਦਾ ਜਾਂ ਸਮਝਾਉਣ ਦਾ ਆਨੰਦ ਫੇਰ ਹੀ ਆਉਂਦਾ ਜੇ ਸਾਡਾ ਮਨ ਬਿਰਤੀ ਇਕਾਗਰ ਹੋ ਸੋ ਜਦੋਂ ਇਕਾਗਰ ਚਿਤ ਹੋ ਕੇ ਗਾਉਂਦੇ ਆ ਸੁਣਦੇ ਆ ਚਿਤ ਇਕਾਗਰ ਕਰਕੇ ਸੁਰਤ ਜੋੜ ਕੇ ਫਿਰ ਲਾਭ ਵੇਖੋ ਕਿੰਨਾ ਵੱਡਾ ਮਿਲਦਾ ਹੈ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਸੰਸੇ ਦਾ ਅਰਥ ਹੁੰਦਾ ਡਾਊਟ ਕਹਿੰਦੇ ਸ਼ੰਕਾ ਨਾ ਕਰਿਓ ਡਾਊਟ ਨਾ ਕਰਿਓ ਜਿਹੜਾ ਬੰਦਾ ਚਿੱਤ ਲਾ ਕੇ ਗਾਉਂਦਾ ਹੈ ਚਿੱਤ ਲਾ ਕੇ ਸੁਣਦਾ ਹੈ ਉਹਦੀ ਗਤੀ ਹੋ ਜਾਂਦੀ ਹੈ ਗਤੀ ਮਤਲਬ ਉਹਦਾ ਮਾਈਂਡ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਮਾਈਂਡ ਡਿਵੈਲਪ ਹੋ ਜਾਂਦਾ ਹੈ ਉਹਦਾ ਦਿਮਾਗ ਖੁੱਲ ਜਾਂਦਾ ਹੈ ਗਤੀ ਮਤਲਬ ਸਪੀਡ ਗਤੀ ਪੰਜਾਬੀ ਦਾ ਸ਼ਬਦ ਆਪਾਂ ਗਤੀ ਕਹਿੰਦੇ ਆ ਕਿੰਨੀ ਗਤੀ ਤੇ ਗੱਡੀ ਜਾ ਰਹੀ ਹੈ ਕਿੰਨੀ ਸਪੀਡ ਤੇ ਜਾ ਰਹੀ ਹੈ ਜਿਹੜਾ ਬੰਦਾ ਗੁਰਬਾਣੀ ਨੂੰ ਚਿਤ ਲਾ ਕੇ ਗੁਰੂ ਜੀ ਦੇ ਸੱਚੇ ਬਚਨਾਂ ਨੂੰ ਪੜ੍ਹਦਾ ਜਾਂ ਸੁਣਦਾ ਹੈ ਬਸ ਉਹਦਾ ਵੀ ਜਿਹੜੀ ਸੁਰਤ ਹੈ ਗਤੀ ਕਰ ਜਾਂਦੀ ਹੈ ਸੁਰਤ ਕਰਕੇ ਸਰੀਰ ਇੱਥੇ ਹੀ ਬੈਠੇ ਰਹਿ ਬੈਠਾ ਰਹਿਣਾ ਹੈ ਸਰੀਰ ਇਸੇ ਸਮਾਜ ਵਿੱਚ ਰਹਿਣਾ ਹੈ ਸਰੀਰ ਮਟੀਰੀਅਲ ਵਿੱਚ ਹੀ ਰਹਿਣਾ ਹੈ ਪਦਾਰਥ ਵਿੱਚ ਹੀ ਰਹਿਣਾ ਹੈ ਪਰ ਸੁਰਤ ਨੇ ਗਤੀ ਕਰ ਜਾਣੀ ਹੈ ਭਾਵ ਕਿ ਸੁਰਤ ਇਹ ਪਦਾਰਥਵਾਦ ਤੋਂ ਉੱਪਰ ਜਾਣ ਲੱਗ ਜਾਏਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ਼ਰਤੇ ਕੋਈ ਗਾਵੇ ਕੋਸ ਆ ਸ਼ਰਤ ਹੈ ਤੇ ਨਾਲ ਚਿਤ ਲਾ ਕੇ ਗਾਵੇ ਚਿਤ ਲਾ ਕੇ ਸੁਣੇ ਗੁਰੂ ਜੀ ਦੇ ਬਚਨਾਂ ਨੂੰ ਚਿਤ ਲਾ ਕੇ ਸੁਣੇ ਚਿਤ ਲਾ ਕੇ ਗਾਵੇਗਾ ਫਿਰ ਭਾਈ ਉਹਦੀ ਗਤੀ ਹੋਣੀ ਤੈ ਹੈ ਉਹਦਾ ਭਲਾ ਹੋਣਾ ਤੈ ਹੈ ਅੰਤ ਅੰਤ ਦਾ ਮਤਲਬ ਹੈ ਆਖਰਕਾਰ ਅੰਤ ਦਾ ਮਤਲਬ ਮਰ ਕੇ ਨਹੀਂ ਮਰਨ ਵੇਲੇ ਨਹੀਂ ਅੰਤ ਦਾ ਮਤਲਬ ਆਖਰਕਾਰ ਅਖੀਰ ਨੂੰ ਉਹਦਾ ਜੇ ਗਾਈ ਜਾਏਗਾ ਸੁਣੀ ਜਾਏਗਾ ਆਖਰਕਾਰ ਉਹਦਾ ਭਲਾ ਜਿਵੇਂ ਆਪਾਂ ਕਹਿੰਦੇ ਵੀ ਜੇ ਤੁਰ ਪਿਆ ਤੇ ਆਖਰਕਾਰ ਇੱਕ ਨਾ ਇੱਕ ਦਿਨ ਪਹੁੰਚ ਹੀ ਜਾਏਗਾ ਆਖਰਕਾਰ ਅੰਤ ਅਖੀਰ ਨੂੰ ਪਹੁੰਚੂ ਹੀ ਕਿਤੇ ਅੰਤ ਮਤਲਬ ਅਖੀਰ ਜੇ ਚਿਤਲਾ ਕੇ ਸੁਣੀ ਗਿਆ ਚਿਤਲਾ ਕੇ ਗਾਈ ਗਿਆ ਅੰਤ ਪਰਮਗਤ ਪਾਏ ਉਹਦੀ ਗਤੀ ਹੋ ਜਾਏਗੀ ਫਿਰ ਫਸੇਗੀ ਨਹੀਂ ਸੁਰਤ ਨਾ ਕਾਮ ਵਿੱਚ ਫਸਣੀ ਹੈ ਨਾ ਕ੍ਰੋਧ ਵਿੱਚ ਫਸਣੀ ਹੈ ਨਾ ਲੋਭ ਵਿੱਚ ਫਸਣੀ ਹੈ ਨਾ ਮੋਹ ਮੋਹ ਵਿੱਚ ਫਸਣੀ ਹੈ ਨਾ ਹੰਕਾਰ ਵਿੱਚ ਫਸਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤਣ ਦੀ ਵੀ ਜਾਚ ਆ ਜਾਣੀ ਹੈ ਗੁਰਬਾਣੀ ਦਾ ਗਿਆਨ ਹੋ ਗਿਆ ਸੁਰਤ ਉੱਚੀ ਚਲੀ ਗਈ ਫਿਰ ਹੁਣ ਤੇ ਕਾਮ ਸਾਡੇ ਸਿਰ ਤੇ ਚੜਦਾ ਹੈ ਫਿਰ ਸਾਨੂੰ ਕਾਮ ਨੂੰ ਸਹੀ ਵਰਤਣਾ ਆ ਜਾਏਗਾ ਹੁਣ ਗੁੱਸਾ ਚੜ ਜਾਂਦਾ ਹੁਣ ਕ੍ਰੋਧ ਸਾਡੇ ਤੇ ਹਾਵੀ ਹੋ ਜਾਂਦਾ ਹੈ ਫਿਰ ਅਸੀਂ ਕ੍ਰੋਧ ਤੇ ਕਾਬੂ ਪਾ ਕੇ ਰੱਖਾਂਗੇ ਕਿਉਂਕਿ ਅਸੀਂ ਉੱਪਰ ਚਲੇ ਗਏ ਨਾ ਇਹਨਾਂ ਚੀਜ਼ਾਂ ਤੋਂ ਗਤੀ ਕਰਕੇ ਹੁਣ ਗੁੱਸਾ ਆਉਂਦਾ ਹੁਣ ਵੇਖੋ ਆ ਵੀ ਹੈ ਪਤਾ ਹੀ ਨਹੀਂ ਜੀ ਲੱਗਦਾ ਗੁੱਸਾ ਚੜ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਗੁੱਸੇ 'ਚ ਮੇਰੇ ਤੋਂ ਕੀ ਹੋ ਜਾਂਦਾ ਹੈ ਹੁਣ ਅਸ ਗੁੱਸਾ ਸਾਡੇ ਤੇ ਹਾਵੀ ਹੈ ਫਿਰ ਕੀ ਹੋਏਗਾ ਫਿਰ ਗੁਰੂ ਦਾ ਗਿਆਨ ਹੋ ਜਾਏਗਾ ਅਸੀਂ ਅੰਦਰੋਂ ਇੰਨੇ ਸਟਰੋਂਗ ਹੋ ਜਾਾਂਗੇ ਕਿ ਗੁੱਸਾ ਸਾਡੇ ਕੰਟਰੋਲ 'ਚ ਹੋ ਜਾਏਗਾ ਧਿਆਨ ਨਾਲ ਸੁਣਿਓ ਜੀ ਜਰਾ ਫਿਰ ਸਾਨੂੰ ਪਤਾ ਹੋਏਗਾ ਵੀ ਇੰਨਾ ਕੁ ਗੁੱਸਾ ਚਾਹੀਦਾ ਹੈ ਇੰਨਾ ਕੁ ਕਰਨਾ ਹੈ ਸਾਡੇ ਕੰਟਰੋਲ 'ਚ ਹੋਏਗਾ ਰੇਸ ਸਾਡੇ ਹੱਥ 'ਚ ਹੈ ਕਿੰਨੀ ਕੁ ਦੇਣੀ ਹੈ ਰੇਸ ਸਾਡੇ ਹੱਥ 'ਚ ਆ ਜਾਣਾ ਸਾਰਾ ਕੁਝ ਆਵਾਜ਼ ਕਿੰਨੀ ਕੁ ਵਧਾਉਣੀ ਹੈ ਹੁਣ ਸਾਊਂਡ ਵਾਲੇ ਵੀਰ ਦੇ ਹੱਥ 'ਚ ਹੁੰਦਾ ਨਾ ਕਿੰਨੀ ਕੁ ਵਧਾਉਣੀ ਹੈ ਇਦਾਂ ਹੀ ਆਪਣੇ ਕੰਟਰੋਲ 'ਚ ਹੋ ਜਾਏਗਾ ਫਿਰ ਬੰਦਾ ਗੁੱਸਾ ਹੰਡਾਏਗਾ ਨਹੀਂ ਗੁੱਸਾ ਜਿਵੇਂ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ ਨਾ ਕਿ ਭਾਈ ਗੁੱਸਾ ਹੰਡਾਇਆ ਨਾ ਕਰ ਫਰੀਦਾ ਬੁਰੇ ਦਾ ਲੋ ਸੁਣਿਓ ਧਿਆਨ ਨਾਲ ਇਕਾਗਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਨੁਕਤਾ ਗਹਿਰਾ ਹੈ ਜੇ ਪਕੜ ਚ ਆ ਗਿਆ ਤੇ ਬਹੁਤ ਕਮਾਲ ਦਾ ਹੈ ਹਾਂਜੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਗਈ ਪੱਲੇ ਸਭ ਕਿਛ ਪਾਏ ਹੁਣ ਆਪਣੇ ਇਹ ਗੱਲ ਕੰਟਰੋਲ 'ਚ ਕਿਵੇਂ ਆਵੇ ਵੀ ਬੰਦਾ ਗੁੱਸਾ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਗੁੱਸਾ ਹੰਡਾਇਆ ਨਾ ਕਰ ਕਈ ਬੰਦੇ ਹਰ ਵੇਲੇ ਗੁੱਸੇ 'ਚ ਰਹਿੰਦੇ ਆ ਅੱਗ ਦੀ ਲੋੜ ਹੈ ਜੀ ਅੱਗ ਬਿਨਾ ਜ਼ਿੰਦਗੀ ਨਹੀਂ ਜਿਉ ਸਕਦੇ ਆਪਾਂ ਨੂੰ ਅੱਗ ਮਿਲਦੀ ਹੈ ਤਾਂ ਹੀ ਖਾਣਾ ਪਕਾਉਂਦੇ ਆ ਸਭ ਕੁਝ ਤਾਂ ਹੀ ਹੈ ਅੱਗ ਦੀ ਹਰੇਕ ਘਰ ਵਿੱਚ ਲੋੜ ਹੈ ਪਰ ਲਿਮਟ ਹੁੰਦੀ ਹੈ ਵੀ 2 ਘੰਟੇ ਸਵੇਰੇ ਬਲਦੇ ਆ 2 ਘੰਟੇ ਸ਼ਾਮ ਨੂੰ ਦੁਪਹਿਰੇ ਚਾਹ ਵੇਲੇ ਬਲਦੀ ਹੈ ਨਹੀਂ ਵੀ 24 ਘੰਟੇ ਅੱਗ ਬਲੀ ਹੋਈ ਜਾਵੇ ਫਿਰ ਮਾੜੀ ਹੈ ਅੱਗ ਚੰਗੀ ਹੈ ਅੱਗ ਬਿਨਾ ਸਰਨਾ ਨਹੀਂ ਪਰ ਜਦੋਂ ਲੋੜ ਤੋਂ ਵੱਧ ਜਾਂਦੀ ਹੈ ਫਿਰ ਬੇੜਾ ਗਰਕ ਕਰ ਦਿੰਦੀ ਹੈ ਪਾਣੀ ਦੀ ਲੋੜ ਹੈ ਜਿੰਨਾ ਚਾਹੀਦਾ ਉਨਾ ਹੀ ਹੋਵੇ ਜਦੋਂ ਵੱਧ ਗਿਆ ਡੋਬ ਦਿੰਦਾ ਹੈ ਜਿੰਨੀ ਜ਼ਰੂਰਤ ਹੈ ਓਨਾ ਨਹੀਂ ਮਾੜਾ ਗੁੱਸਾ ਜਿਹੜਾ ਹੈ ਨਾ ਪਿਆਰਿਓ ਇਹ ਵੀ ਇੱਕ ਸਪਿਰਿਟ ਹੈ ਅੰਦਰ ਇੱਕ ਜੋਸ਼ ਹੈ ਇਹ ਗੁੱਸਾ ਹੀ ਹੈ ਜਦੋਂ ਗੁਰਬਾਣੀ ਦਾ ਗਿਆਨ ਹੋ ਜਾਏ ਫਿਰ ਇਹ ਗੁੱਸਾ ਹੀ ਦ੍ਰਿੜਤਾ ਬਣ ਜਾਂਦਾ ਹੈ ਇਹ ਗੁੱਸਾ ਹੀ ਹੈ ਜਿਹੜਾ ਵੀਰ ਰਸ ਬਣਦਾ ਹੈ ਗੁੱਸੇ ਦਾ ਸ਼ੁੱਧ ਰੂਪ ਕੀ ਹੈ ਵੀਰ ਰਸ ਜਿਹੜਾ ਬੰਦਾ ਕੁਰਬਾਨੀ ਦਾ ਗਿਆਨ ਲੈਣ ਲੱਗ ਗਿਆ ਉਹ ਫਿਰ ਇੰਨਾ ਉੱਪਰ ਚਲਿਆ ਜਾਂਦਾ ਹੈ ਉਹਨੂੰ ਜੇ ਗੁੱਸਾ ਵੀ ਆਉਂਦਾ ਹੈ ਉਹਦਾ ਵੀ ਬੜਾ ਫਾਇਦਾ ਹੁੰਦਾ ਹੈ ਸਾਧਣੇ ਆਉਂਦੇ ਆ ਜੀ ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ ਸ਼ਬਦ ਪੜ੍ਹਦੇ ਆ ਜਦੋਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਉਹ ਸ਼ਬਦ ਦੇ ਵਿੱਚ ਇੱਕ ਬਚਨ ਆਉਂਦਾ ਹੈ ਤੇਰੀ ਸ਼ਰਨ ਤੇਰੇ ਪ੍ਰਵਾਸੈ ਪੰਜ ਦੁਸ਼ਟ ਲੈ ਸਾਧੇ ਹੈ ਪੰਜੇ ਜਿਹੜੇ ਐ ਸਾਧੇ ਗਏ ਇਹ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਸਾਧੇ ਜਾਂਦੇ ਆ ਭਾਈ ਜਿਹੜਾ ਇਹਨਾਂ ਤੇ ਕੰਟਰੋਲ ਕਰਨਾ ਸਿੱਖ ਲੈਂਦਾ ਹੈ ਤੁਸੀਂ ਇਹ ਚੇਤਾ ਭੁੱਲ ਜਾਓ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜਾ ਹੈ ਰੱਬ ਦਾ ਪੈਦਾ ਕੀਤਾ ਇੱਥੇ ਕੁਝ ਵੀ ਮਾੜਾ ਨਹੀਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜਾ ਨਹੀਂ ਪ੍ਰੋਬਲਮ ਇਹ ਹੈ ਵੀ ਸਾਡੀ ਵਰਤੋਂ ਅਸੀਂ ਮਾੜੀ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੀ ਜਿਵੇਂ ਹੁਣ ਮੰਨ ਲਓ ਇੰਟਰਨੈਟ ਮਾੜਾ ਥੋੜਾ ਹੈ ਪਰ ਕਈ ਬੰਦੇ ਇੰਟਰਨੈਟ ਨੂੰ ਗਲਤ ਵਰਤਦੇ ਆ ਟੈਲੀਵਿਜ਼ਨ ਮਾੜਾ ਥੋੜਾ ਹੈ ਪਰ ਕਈ ਲੋਕ ਟੈਲੀਵਿਜ਼ਨ ਨੂੰ ਗਲਤ ਵਰਤਦੇ ਆ ਗੱਡੀਆਂ ਵਹੀਕਲ ਮਾੜੇ ਥੋੜਾ ਆ ਹੁਣ ਆਪਾਂ ਗੱਡੀਆਂ ਤੇ ਆਏ ਆ ਪਰ ਕਈ ਸਿਨੇਮਿਆਂ ਖਾੜਿਆਂ ਲਈ ਵਰਤਦੇ ਐ ਕਈ ਸਤਸੰਗ ਲਈ ਵਰਤਦੇ ਐ ਹਰ ਚੀਜ਼ ਜਿਹੜੀ ਐ ਉਹ ਮਾੜੀ ਨਹੀਂ ਇੱਥੇ ਵਰਤੋਂ ਜ਼ਰੂਰ ਮਾੜੀ ਹੋ ਜਾਂਦੀ ਐ ਜੀ ਇਸੇ ਤਰ੍ਹਾਂ ਮੇਰੇ ਰੱਬ ਜੀ ਨੇ ਮੇਰੇ ਮਾਲਕ ਜੀ ਨੇ ਕੁਝ ਵੀ ਮਾੜਾ ਇੱਥੇ ਪੈਦਾ ਨਹੀਂ ਕੀਤਾ ਜਦੋਂ ਅਸੀਂ ਕਾਮ ਨੂੰ ਮਾੜਾ ਕਵਾਂਗੇ ਕ੍ਰੋਧ ਨੂੰ ਮਾੜਾ ਕਹਾਂਗੇ ਲੋਭ ਨੂੰ ਮਾੜਾ ਕਹਾਂਗੇ ਅਸੀਂ ਰੱਬ ਦੇ ਬਣਾਏ ਨੂੰ ਮਾੜਾ ਕਹਿ ਰਹੇ ਹਾਂ ਰੱਬ ਦਾ ਬਣਾਇਆ ਕੁਝ ਵੀ ਮਾੜਾ ਨਹੀਂ ਬਸ ਵਰਤੋਂ ਮਾੜੀ ਹੈ ਬੰਦਾ ਵਰਤ ਗਲਤ ਰਿਹਾ ਹੈ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਇਹ ਲਿਮਟ ਵਿੱਚ ਰਹਿਣਗੇ ਜਦੋਂ ਫਿਰ ਕਿੱਥੇ ਮਾੜੇ ਆ ਹਰ ਚੀਜ਼ ਦੀ ਲੋੜ ਹੈ ਲੋੜ ਮੁਤਾਬਕ ਪੈਦਾ ਕੀਤਾ ਕੁਦਰਤ ਦਾ ਨਿਯਮ ਹੈ ਜਿਹੜਾ ਬੰਦਾ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੇ ਮਾਰਨ ਦੀ ਕੋਸ਼ਿਸ਼ ਕਰੇ ਫਿਰ ਤੇ ਨੁਕਸਾਨ ਹੋ ਜਾਂਦਾ ਹੈ ਇਹਨਾਂ ਚੀਜ਼ਾਂ ਨਾਲ ਲੜਨਾ ਜਿਹੜੇ ਹਠੀ ਲੋਕਾਂ ਨੇ ਇਹਨਾਂ ਚੀਜ਼ਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ ਹੈ ਕੁਦਰਤ ਦੇ ਨਿਯਮਾਂ ਨਾਲ ਲੜਨਾ ਹੀ ਰੱਬ ਨਾਲ ਲੜਨਾ ਹੈ ਆਪਾਂ ਕਾਨੂੰਨ ਤੋਂ ਉਲਟ ਚੱਲਾਂਗੇ ਤੇ ਸਮਝ ਲਓ ਭਾਰਤ ਨਾਲ ਹੀ ਲੜ ਰਹੇ ਆ ਰੱਬ ਦੇ ਨਿਯਮਾਂ ਨੂੰ ਮੰਨਣਾ ਪੈਣਾ ਹੈ ਪਰਮਾਤਮਾ ਨੂੰ ਜਦੋਂ ਸਾਰਾ ਕੁਝ ਬਣਾਇਆ ਹੈ ਜਿਹੜੇ ਬੰਦਿਆਂ ਨੇ ਰੱਬ ਦੇ ਇਸ ਸਿਸਟਮ ਨਾਲ ਲੜਨ ਦੀ ਕੋਸ਼ਿਸ਼ ਕੀਤੀ ਉਹ ਥੱਕ ਗਏ ਉਹ ਹਾਰ ਗਏ ਹਾਰਨਾ ਪੈਣਾ ਹੀ ਪੈਣਾ ਕਿਉਂਕਿ ਰੱਬ ਦੇ ਨਿਯਮਾਂ ਨੇ ਜਿੱਤਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦਾ ਕਾਨੂੰਨ ਹੀ ਹੈ ਕਿਰਪਾ ਕਰਕੇ ਇਸ ਨੁਕਤੇ ਨੂੰ ਸਮਝਣ ਦੀ ਖੇਚਲ ਕਰੋ ਪਿਆਰਿਓ ਫਿਰ ਬੇਨਤੀ ਕਰਦਾ ਜੀ ਮਾੜਾ ਇੱਥੇ ਕੁਝ ਵੀ ਪੈਦਾ ਨਹੀਂ ਕੀਤਾ ਵਰਤੋਂ ਮਾੜੀ ਹੈ ਕਾਮ ਮਾੜਾ ਨਹੀਂ ਆਪਣਾ ਪਰਿਵਾਰ ਹੈ ਆਪਣੇ ਬੱਚੇ ਨੇ ਬੱਚੇ ਪੈਦਾ ਹੋਏ ਨੇ ਕਾਮ ਤੋਂ ਹੀ ਹੁੰਦੇ ਨੇ ਆਪਾਂ ਸਾਰੇ ਕਾਮ ਤੋਂ ਹੀ ਪੈਦਾ ਹੋਏ ਆ ਜਿੰਨੇ ਵੀ ਆ ਸਿਸਟਮ ਹੀ ਮਾਲਕ ਦਾ ਇਦਾਂ ਦਾ ਬਣਾਇਆ ਹੋਇਆ ਹੈ ਪਰ ਜਦੋਂ ਕਾਮ ਵੱਧ ਜਾਂਦਾ ਹੈ ਦੁਰਵਰਤੋਂ ਕਰਦਾ ਫਿਰ ਨਜਾਇਜ਼ ਸਬੰਧਾਂ ਵਿੱਚ ਚਲਿਆ ਜਾਂਦਾ ਬੰਦਾ ਗਲਤ ਪਾਸੇ ਪੈ ਗਿਆ ਕਾਮ ਨੂੰ ਗਲਤ ਵਰਤਦਾ ਹੈ ਨਜਾਇਜ਼ ਸਬੰਧ ਬਣਾ ਲੇ ਨਜਾਇਜ਼ ਸਬੰਧ ਬਣਨ ਕਰਕੇ ਦੁਖੀ ਰਹਿਣ ਲੱਗ ਗਿਆ ਪਰੇਸ਼ਾਨ ਹੋ ਗਿਆ ਫਿਰ ਕਾਮ ਹੀ ਜੰਮ ਬਣ ਗਿਆ ਕਾਮ ਨੂੰ ਹੀ ਫਿਰ ਜਦੋਂ ਵੱਧ ਗਿਆ ਵਿਗੜ ਗਿਆ ਇਹਨੂੰ ਫਿਰ ਵਕਾਰ ਨੂੰ ਜੰਮ ਕਹੋ ਪਾਪ ਕਹੋ ਜੋ ਮਰਜ਼ੀ ਕਹੋ ਤੇ ਕਾਮ ਜਦੋਂ ਸੁਧਰ ਜਾਂਦਾ ਹੈ ਨਾ ਜੀ ਹੁਣ ਨਕਲੀ ਕਾਮ ਹੈ ਜੇ ਵੱਧ ਗਿਆ ਇਹ ਤੇ ਫਿਰ ਤੇ ਪਤਾ ਨਹੀਂ ਗਲਤ ਇਸ਼ਕ ਵਿੱਚ ਪੈ ਗਿਆ ਪੁੱਠੇ ਚੱਕਰਾਂ ਵਿੱਚ ਪੈ ਗਿਆ ਇਸ਼ਕ ਮਜਾਜੀ ਬਣ ਗਿਆ ਤੇ ਜੇ ਕਿਤੇ ਸੁਧਰ ਗਿਆ ਫਿਰ ਇਸ਼ਕ ਹਕੀਕੀ ਬਣ ਗਿਆ ਫਿਰ ਜੋ ਅਸਲ ਹੈ ਹਕੀਕਤ ਹੈ ਉਹਦੇ ਨਾਲ ਪਿਆਰ ਪੈ ਜਾਂਦਾ ਹੈ ਇਸ ਕਰਕੇ ਕਾਮ ਮਾੜਾ ਨਹੀਂ ਜੀ ਵਰਤੋਂ ਮਾੜੀ ਹੈ ਚੰਗੀ ਕਾਮਨਾ ਵੀ ਅੰਦਰ ਪੈਦਾ ਹੋ ਸਕਦੀ ਹੈ ਕ੍ਰੋਧ ਜਿਹੜਾ ਹੈ ਇਹੀ ਵੀਰ ਰਸ ਦਾ ਰੂਪ ਧਾਰ ਲੈਂਦਾ ਜੀ ਕ੍ਰੋਧ ਹੈ ਜਿਹੜਾ ਜਿਹੜੇ ਬੰਦੇ ਨੂੰ ਕ੍ਰੋਧ ਨੂੰ ਵਰਤਣਾ ਆ ਜਾਂਦਾ ਹੈ ਨਾ ਜੀ ਕ੍ਰੋਧ ਮਾੜਾ ਨਹੀਂ ਪਰ ਵੀਰ ਰਸ ਬਣ ਜਾਂਦਾ ਹੈ ਉਹ ਫਿਰ ਕ੍ਰੋਧ ਐ ਨਹੀਂ ਹੁੰਦਾ ਕਿ ਹਰੇਕ ਗੱਲ ਤੇ ਕ੍ਰੋਧ ਗੁੱਸੇ 'ਚ ਆ ਗਿਆ ਉਹ ਗੁੱਸੇ ਨੂੰ ਸਾਧਣਾ ਆਉਂਦਾ ਹੈ ਗੁੱਸਾ ਅੰਦਰ ਹੀ ਰਹਿੰਦਾ ਉਹਦੇ ਉਹ ਫਿਰ ਇੱਕ ਦਿਨ ਬਲਾਸਟ ਬਣਦਾ ਪਰ ਉਹਨੂੰ ਵਰਤਣਾ ਆਉਂਦਾ ਵੀ ਇਹਨੂੰ ਵਰਤਣਾ ਕਿੱਦਾਂ ਹੈ ਉਹ ਥੋੜਾ ਥੋੜਾ ਕਰਕੇ ਕੱਢਿਆ ਨਹੀਂ ਹੁੰਦਾ ਉਹਨੇ ਵੀ ਸਵੇਰ ਤੋਂ ਸ਼ਾਮ ਤੱਕ 10 ਵਾਰੀ ਲੜੇਗਾ ਕਿਸੇ ਨਾਲ 10 ਵਾਰੀ ਗਾਲਾਂ ਕੱਢੇਗਾ ਉਹ ਅੰਦਰ ਹੀ ਰੱਖਦਾ ਹੈ ਉਹ ਸੰਭਾਲ ਕੇ ਰੱਖਦਾ ਹੈ ਉਹ ਫਿਰ ਉਹਨੂੰ ਵਰਤਣਾ ਆਉਂਦਾ ਹੈ ਵੀ ਅੱਜ ਮੌਕਾ ਹੈ ਅੱਜ ਟਾਈਮ ਹੈ ਉਦੋਂ ਫਿਰ ਉਹ ਜਦੋਂ ਬਾਹਰ ਆਉਂਦਾ ਹੈ ਨਾ ਉਹ ਫਿਰ ਬੜਾ ਵੱਡਾ ਫਾਇਦਾ ਕਰ ਜਾਂਦਾ ਹੈ ਉਹ ਵੀਰ ਰਸ ਬਣਦਾ ਹੈ ਵੀਰ ਰਸ ਬਿਨਾ ਚਮਕੌਰ ਦੀ ਜੰਗ ਵਿੱਚ ਕਿਵੇਂ ਲੜਿਆ ਜਾਏਗਾ ਵੀਰ ਰਸ ਚਾਹੀਦਾ ਹੈ ਤੇ ਵੀਰ ਰਸ ਕ੍ਰੋਧ ਦਾ ਹੀ ਸੁਧਰਿਆ ਹੋਇਆ ਰੂਪ ਹੁੰਦਾ ਹੈ ਇਸੇ ਤਰ੍ਹਾਂ ਲੋਭ ਜਿਹੜਾ ਹੈ ਇਹ ਵੀ ਚਾਹੀਦਾ ਹੀ ਹੈ ਜੀ ਵੱਧ ਤੋਂ ਵੱਧ ਸਤ ਸੰਗਤ ਕਰਨ ਦਾ ਲੋਭ ਹੀ ਹੈ ਵੱਧ ਤੋਂ ਵੱਧ ਬਾਣੀ ਕੰਠ ਕਰਨ ਦਾ ਲੋਭ ਹੈ ਵੱਧ ਤੋਂ ਵੱਧ ਬਾਣੀ ਪੜ੍ਹੀਏ ਵੱਧ ਤੋਂ ਵੱਧ ਸਹਿਜ ਪਾਠ ਕਰੀਏ ਵੱਧ ਤੋਂ ਵੱਧ ਗੁਰ ਕਿਤਾਬਾਂ ਪੜ੍ਹੀਏ ਵੱਧ ਤੋਂ ਵੱਧ ਪੜ੍ਹਾਈ ਕਰੀਏ ਇਹ ਵੀ ਤੇ ਲੋਭ ਹੀ ਹੈ ਇਹ ਲੋਭ ਚੰਗਾ ਹੈ ਬਹੁਤ ਕਿਤਾਬਾਂ ਪੜ੍ਹੀਏ ਵੀ ਵੱਧ ਤੋਂ ਵੱਧ ਗਿਆਨ ਲਈਏ ਇਹ ਵੀ ਲੋਭ ਹੀ ਹੈ ਇਹ ਲੋਭ ਦਾ ਸ਼ੁੱਧ ਰੂਪ ਹੈ ਵੱਧ ਤੋਂ ਵੱਧ ਮਰੀਜ਼ਾਂ ਦਾ ਭਲਾ ਕਰ ਸਕੀਏ ਵੀ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋਵੇ ਇਹ ਵੀ ਇਹ ਵੀ ਲੋਭ ਹੀ ਹੈ ਮਨ ਵਿੱਚ ਲੋਭ ਹੋਵੇ ਪਰ ਸ਼ੁੱਧ ਹੈ ਇੱਕ ਲੋਭ ਉਹ ਹੈ ਕਿ ਮੇਰੇ ਬੱਚਿਆਂ ਦਾ ਪੈਸਾ ਮੈਂ ਵੱਧ ਤੋਂ ਵੱਧ ਇਕੱਠਾ ਕਰਕੇ ਲਿਆ ਕੇ ਦਿਆਂ ਮੇਰੇ ਬੱਚਿਆਂ ਤੋਂ ਬਿਨਾ ਮੈਨੂੰ ਕੁਝ ਨਹੀਂ ਦਿਸਦਾ ਹੋਰ ਆ ਜੇ ਹੋਰ ਆ ਜੇ ਹੋਰ ਆ ਜੇ ਉਹ ਲੋਭ ਜਿਹੜਾ ਹੈ ਉਹ ਖਤਰਨਾਕ ਹੈ ਉਹ ਮਾੜਾ ਇਹ ਤੇ ਹਲਕਾ ਕੁੱਤਾ ਬਣਾ ਦਿੰਦਾ ਜਿਉਂ ਕੂਕਰ ਹਰਕਾਇਆ ਧਾਵੇ ਦੇ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ ਆਵਾਜ਼ ਸਟੇਜ ਤੇ ਘੱਟ ਪੈਂਦੀ ਹੈ ਪਿਆਰਿਆ ਜਾਂ ਤਾਂ ਥੋੜਾ ਜਿਹਾ ਇਹਨੂੰ ਨੇੜੇ ਕਰ ਦਿਓ ਇੱਕ ਦੋ ਬਕਸੇ ਦਾ ਸੁਣਦੀ ਘੱਟ ਹੈ ਮੈਨੂੰ ਅੱਜ ਤੇ ਪੰਡਾਲ ਛੋਟਾ ਹੈ ਸਗੋਂ ਇੱਥੇ ਆਵਾਜ਼ ਜ਼ਿਆਦਾ ਹੋਣੀ ਚਾਹੀਦੀ ਸੀ ਪੰਡਾਲ ਛੋਟਾ ਸਾਊਂਡ ਸਿਸਟਮ ਤੇ ਬਹੁਤ ਵੱਡਾ ਹੈ ਹਾਂਜੀ ਮੱਥਾ ਟੇਕਣ ਵਾਲਿਆਂ ਨੂੰ ਮੈਂ ਬੇਨਤੀ ਕਰਦੇ ਆ ਵੀ ਜੇ ਬਹਿ ਜਾਓ ਤੇ ਚੰਗੀ ਗੱਲ ਨਹੀਂ ਸਵਾ 9 ਹੋ ਗਏ ਘੰਟਾ ਤੇ ਆਪਣਾ ਪੂਰਾ ਲੰਘ ਵੀ ਗਿਆ ਸ਼ੁਰੂ ਕੀਤੇ ਨੂੰ ਮੈਂ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਮੱਥਾ ਟੇਕਣ ਵਾਲੇ ਹੋ ਜੇ ਬਹਿ ਜਾਓ ਪੰਡਾਲ ਦੇ ਵਿੱਚ ਬਹਿ ਜਾਓ ਜਾਂ ਕੁਝ ਰਾਹ 'ਚ ਹੀ ਬਹਿ ਜਾਓ ਬਾਅਦ 'ਚ ਮੱਥਾ ਟੇਕ ਲੈਨੇ ਆਪਾਂ ਗੱਲ ਸੁਣ ਲਈਏ ਸਮਝ ਲਈਏ ਤੇ ਆਪਣਾ ਟਾਈਮ ਇਦਾਂ ਹੀ ਲੰਘ ਜੂ ਸਾਰਾ ਆਪਣਾ ਸਾਰਾ ਸਮਾਂ ਫਿਰ ਨਹੀਂ ਤੇ ਇਦਾਂ ਹੀ ਲੰਘ ਜਾਣਾ ਬਾਅਦ ਚ ਮੱਥਾ ਟੇਕ ਲੈਂਦੇ ਆ ਜੀ ਦੂਰੋਂ ਮੱਥਾ ਟੇਕ ਲਓ ਜਿੱਥੇ ਖੜੇ ਹੋ ਉੱਥੋਂ ਹੀ ਟੇਕ ਲਓ ਦੂਰੋਂ ਹੀ ਵੈਸੇ ਵੀ 20 ਫੁੱਟ ਤੋਂ ਦੂਰੋਂ ਹੀ ਟੇਕੋਗੇ ਇੱਥੇ ਗੁਰੂ ਗ੍ਰੰਥ ਸਾਹਿਬ 30 ਫੁੱਟ ਦੂਰ ਨੇ 30 ਫੁੱਟ ਤੋਂ ਟੇਕਦੇ ਆ ਇੱਥੇ 50 60 ਫੁੱਟ ਤੋਂ ਵੀ ਟੇਕ ਲਓ ਦੂਰੋਂ ਹੀ ਬਾਅਦ ਵਿੱਚ ਆਪਣੀ ਪ੍ਰੇਮ ਭੇਟਾ ਰੱਖ ਲਿਓ ਬਹਿ ਜਾਈਏ ਜਰਾ ਸੁਣੀਏ ਸਮਝੀਏ ਆਓ ਆਪਾਂ ਕੁਝ ਚਿਰ ਗੁਰੂ ਜੀ ਦੇ ਬਚਨ ਸੁਣ ਸਮਝ ਲਈਏ ਆਨੰਦ ਹੀ ਫੇਰ ਆਉਂਦਾ ਭਾਈ ਸਤਿਗੁਰੂ ਦਾ ਸੱਚਾ ਗਿਆਨ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਬਹਿ ਜਾਂਦੇ ਹੋ ਬਹਿ ਜਾਂਦੇ ਹੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਬਹਿ ਜਾਓ ਸਾਰੀਆਂ ਭੈਣਾਂ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਬੀਬੀਓ ਸਾਰੇ ਵੀਰ ਭਰਾ ਬੈਠੀਏ ਸੁਣੀਏ ਅਮਰਤ ਬਾਣੀ ਹਰ ਹਰ ਤੇਰੀ ਅਮਰਤ ਬਾਣੀ ਹਰ ਹਰ ਅਮਰਤਵਾਨੀ ਹਰ ਹਰ ਪੜੋ ਪੜੋ ਪੜੋ ਬਾਜੀ ਅਮਰਤਵਾਨੀ ਹਰ ਹਰ ਤੇ ਜੀ ਅਮਰਤਵਾਨੀ ਹਰ ਹਰ ਤੇ ਹਰ ਹਰ ਸੁਣ ਸੁਣ ਹੋਵੇ ਪਰਮ ਸਤ ਮੇਰੀ ਸੁਣ ਸੁਣ ਹੋ ਕਰਮ ਕਰਤ ਮੇਰੀ ਸੁਣ ਸੁਣ ਹੋਵੇ ਪਰਮ ਬਾਤ ਮੇਰੀ ਸੁਣ ਸੁਣ ਹੋਵੇ ਪਰਮ ਬਾਤ ਮੇਰੀ ਸੁਣ ਸੁਣ ਹੋਵੇ ਪਰਮ ਬਾਤ ਮੇਰੀ ਸੁਣ ਸੁਣ ਹੋਵੇ ਪਰਮ ਬਾਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਜਲਨ 부ਜੀ ਸੀਤਲ ਹੋਏ ਮਨੁਆ ਜਲਨ 부ਜੀ ਸੀਤਲ ਹੋਏ ਮਨੁਆ ਜਲਨ 부ਜੀ ਸੀਤਲ ਹੋਏ ਮਨੁਆ ਜਲਨ 부ਜੀ ਸੀਤਲ ਹੋਏ ਮਨੁਆ ਜਲਨ ਬੁਝੀ ਸੀ ਤਨ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਓ ਸਤਗੁਰ ਕਾ ਦਰਸ਼ਨ ਪਾਏ ਜੀਓ ਸਤਗੁਰ ਕਾ ਦਰਸ਼ਨ ਪਾਏ ਜੀਓ ਸਤਗੁਰ ਕਾ ਦਰਸ਼ਨ ਪਾਏ ਮਨੋ ਸਤਗੁਰ ਕਾ ਦਰਸ਼ਨ ਪਾਏ ਜੀਓ ਹਾਂਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇ ਅੰਮ੍ਰਿਤ ਬਾਣੀ ਹਰ ਹਰ ਤੇ ਲਓ ਜੀ ਹੁਣ ਧਿਆਨ ਰੱਖਿਓ ਇਕਾਗਰਤਾ ਭੰਗ ਨਾ ਹੋਵੇ ਅੰਮ੍ਰਿਤ ਬਾਣੀ ਹਰ ਹਰ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਰਮਗਤ ਪਾਏ ਸੁਣ ਸੁਣ ਹੋਵੇ ਪਰਮਗਤ ਮੇਰੀ ਧਿਆਨ ਨਾਲ ਇਕਾਗਰਤਾ ਨਾਲ ਸਮਝਣ ਦੀ ਖੇਚਲ ਕਰਿਓ ਪਿਆਰਿਓ ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲੈਣ ਲੱਗ ਜਾਂਦੇ ਹਾਂ ਇੰਨੀ ਗਤੀ ਕਰ ਜਾਂਦੀ ਹੈ ਸਾਡੀ ਸੁਰਤ ਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਰ ਸਕਦੇ ਆ ਹੁਣ ਤੇ ਇਹ ਚੀਜ਼ਾਂ ਸਾਡੇ ਤੇ ਹਾਵੀ ਹੋ ਜਾਂਦੀਆਂ ਨੇ ਫਿਰ ਸਾਡਾ ਅਸੀਂ ਇਹਨਾਂ ਤੇ ਕੰਟਰੋਲ ਕਰਾਂਗੇ ਫਿਰ ਕਾਮ ਤੰਗ ਨਹੀਂ ਕਰੇਗਾ ਕਾਮ ਸਾਡੇ ਕੰਟਰੋਲ 'ਚ ਰਹੇਗਾ ਲੋਭ ਕਿੰਨਾ ਚਾਹੀਦਾ ਅਸੀਂ ਸਾਡੇ ਹੱਥ 'ਚ ਹੋਏਗਾ ਫਿਰ ਮੋਹ ਦੀ ਦਲਦਲ ਵਿੱਚ ਫਸਾਂਗੇ ਨਹੀਂ ਭਾਈ ਪਹਿਲੇ ਨੰਬਰ ਤੇ ਕਾਮ ਸ਼ੁੱਧ ਹੋ ਗਿਆ ਸੱਚਾ ਇਸ਼ਕ ਬਣਨਾ ਫਿਰ ਪ੍ਰਮਾਤਮਾ ਨਾਲ ਇਸ਼ਕ ਪੈਣਾ ਰੱਬ ਨਾਲ ਅਸਲ ਅਸਲੀ ਜੋ ਹੈ ਅਸਲ ਹੈ ਜਿਹੜਾ ਇਸ਼ਕ ਹਕੀਕੀ ਪੈਦਾ ਹੋ ਜਾਂਦਾ ਹੈ ਕ੍ਰੋਧ ਵੀਰ ਰਸ ਬਣ ਜਾਂਦਾ ਹੈ ਲੋਭ ਹੈ ਜਿਹੜਾ ਇਹ ਫਿਰ ਵੱਧ ਤੋਂ ਵੱਧ ਬਾਣੀ ਪੜੀਏ ਵੱਧ ਤੋਂ ਵੱਧ ਗਿਆਨ ਲਈਏ ਤਰੱਕੀ ਕਰੀਏ ਲੋਭ ਸ਼ੁੱਧ ਹੋ ਜਾਂਦਾ ਹੈ ਇਹ ਲੋਭ ਦਾ ਸ਼ੁੱਧ ਰੂਪ ਹੈ ਮੋਹ ਹੈ ਜਿਹੜਾ ਇਹ ਮੋਹ ਦਾ ਸ਼ੁੱਧ ਰੂਪ ਕੀ ਹੈ ਸਮਸਤ ਪ੍ਰਤੀ ਪਿਆਰ ਸਾਰੇ ਹੀ ਆਪਣੇ ਤੇ ਆਪਣਾ ਲੱਗ ਪੈਂਦੇ ਆ ਜਿੰਨਾ ਚਿਰ ਮੋਹ ਦਾ ਮੋਹ ਵੱਡਾ ਨਹੀਂ ਹੁੰਦਾ ਨਾ ਗੁਰੂ ਗੋਬਿੰਦ ਸਿੰਘ ਵਿੱਚ ਵੀ ਬੜਾ ਹੀ ਮੋਹ ਸੀ ਜ਼ਿਆਦਾ ਸੀ ਮੋ ਉਹ ਸਾਰਿਆਂ ਨਾਲ ਹੀ ਮੋਹ ਕਰਦੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਬੀਜ ਨੇ ਇਹਨਾਂ ਨੂੰ ਹੀ ਵਧਾਣਾ ਪੈਂਦਾ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਰੇਕ ਦੇ ਬੰਦੇ ਅੰਦਰ ਬੀਜ ਨੇ ਇਹਨਾਂ ਨੂੰ ਵੱਡੇ ਕਰਨਾ ਪੈਂਦਾ ਹੈ ਤਾਂ ਹੀ ਗੱਲ ਬਣਦੀ ਹੈ ਨਿੱਕੇ ਰੂਪ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਇਹ ਹੋਣਗੀਆਂ ਅੰਦਰ ਤਾਂ ਹੀ ਸਮਸਤ ਪ੍ਰਤੀ ਪਿਆਰ ਹੋਣਾ ਮੋਹ ਹੀ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਵੱਡਾ ਵੀ ਕੀਤਾ ਤੇ ਸ਼ੁੱਧ ਵੀ ਸਾਰਿਆਂ ਨਾਲ ਸਾਰੇ ਆਪਣੇ ਵਰਗੇ ਬੱਚੇ ਮੇਰੇ ਬੱਚਿਆਂ ਵਰਗੇ ਸਾਰੇ ਨਹੀਂ ਤੇ ਇੱਕ ਪਾੜਸ਼ੇ ਵਾਂਗੂ ਸਾਰਾ ਕੁਝ ਇੱਕ ਪਾਸੇ ਜਾਈ ਜਾਂਦਾ ਜੀ ਆਪਣੇ ਬੱਚਿਆਂ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਆਪਣੇ ਪਰਿਵਾਰ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਪਰ ਗੁਰੂ ਜੀ ਦਾ ਸਮਸਤ ਪ੍ਰਤੀ ਪਿਆਰ ਹੈ ਸਮਸਤ ਪ੍ਰਤੀ ਮੋਹ ਹੈ ਇਹ ਮੋਹ ਦਾ ਸ਼ੁੱਧ ਰੂਪ ਹੈ ਸਾਰੇ ਹੀ ਆਪਣੇ ਲੱਗਦੇ ਆ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਪਰਾਈ ਤਾਤ ਚਲੇ ਗਈ ਅੰਦਰੋਂ ਖਤਮ ਹੋ ਗਈ ਸਾਨੂੰ ਤੇ ਇਸ ਚੀਜ਼ ਲਈ ਮਾਰਿਆ ਪਿਆ ਜੀ ਅਸੀਂ ਅੱਜ ਆਪਣੇ ਦੁੱਖ ਤੋਂ ਘੱਟ ਦੁਖੀ ਆ ਲੋਕਾਂ ਦੇ ਸੁੱਖ ਤੋਂ ਜ਼ਿਆਦਾ ਦੁਖੀ ਆ ਅੱਜ ਬਹੁਤੇ ਬੰਦੇ ਇਸ ਕਰਕੇ ਦੁਖੀ ਘੱਟ ਨੇ ਕਿ ਮੇਰੀ ਕੋਠੀ ਕਿਉਂ ਨਹੀਂ ਬਣੀ ਇਸ ਕਰਕੇ ਜ਼ਿਆਦਾ ਦੁਖੀ ਨੇ ਵੀ ਫਲਾਣੇ ਨੇ ਕੋਠੀ ਕਿਉਂ ਬਣਾ ਲਈ ਇਸ ਕਰਕੇ ਜ਼ਿਆਦਾ ਘੱਟ ਦੁਖੀ ਨੇ ਵੀ ਮੇਰਾ ਬੱਚਾ ਪਾਸ ਕਿਉਂ ਨਹੀਂ ਹੋਇਆ ਇਸ ਕਰਕੇ ਜ਼ਿਆਦਾ ਦੁਖੀ ਨੇ ਕਿ ਫਲਾਣੇ ਦਾ ਬੱਚਾ ਕਿਉਂ ਪਾਸ ਹੋ ਗਿਆ ਫਲਾਣੇ ਨੂੰ ਨੌਕਰੀ ਕਿਉਂ ਮਿਲ ਗਈ ਫਲਾਣੇ ਨੇ ਐਦਾਂ ਹੀ ਹਰ ਵੇਲੇ ਪਿਆਰਿਓ ਇਹ ਚੀਜ਼ਾਂ ਸੌਣ ਨਹੀਂ ਦਿੰਦੀਆਂ ਸਟ੍ਰੈਸ ਪਈ ਰਹਿੰਦੀ ਫਲਾਣੇ ਨੇ ਕੋਠੀ ਪਾ ਲਈ ਫਲਾਣੇ ਨੇ ਇਦਾਂ ਕਰ ਲਿਆ ਫਲਾਣੇ ਨੇ ਇਦਾਂ ਕਰ ਲਿਆ ਬਸ ਇਹੀ ਜੰਮ ਨੇ ਜਿਹੜੇ ਚਿੰਬੜੇ ਹੋਏ ਇਹੀ ਜੰਮ ਨੇ ਜਿਹੜੇ ਸਾਨੂੰ ਚਿੰਬੜੇ ਹੋਏ ਇਹ ਇਹ ਇਹ ਸੌਣ ਨਹੀਂ ਦੇਣਾ ਇਹਨਾਂ ਨੇ ਟਿਕਣ ਨਹੀਂ ਦੇਣਾ ਜ਼ਿੰਦਗੀ ਬਰਬਾਦ ਕਰ ਦੇਣੀ ਹੈ ਜੀ ਸਾਰੇ ਦਾ ਸਾਰਾ ਸਿਸਟਮ ਅਪਸੈਟ ਹੋ ਜਾਣਾ ਹਿੱਲ ਜਾਣਾ ਅੰਦਰੋਂ ਹਿੱਲ ਜਾਣਾ ਤੇ ਚਾਹੀਦਾ ਇਹ ਹੈ ਵੀ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਇਸ એનર્ਜੀ ਨੂੰ ਇਸ ਸ਼ਕਤੀ ਨੂੰ ਇਸ ਪਾਵਰ ਨੂੰ ਸ਼ੁੱਧ ਬਣਾਈਏ ਇਹਨੂੰ ਸਹੀ ਵਰਤਣ ਦੀ ਜਾਚ ਸਿੱਖੀਏ ਇਸ ਅਥਰਿਆਂ ਘੋੜਿਆਂ ਨੂੰ ਲਗਾਮਾਂ ਪਾ ਲਈਏ ਇਹ ਅਥਰੇ ਘੋੜੇ ਆ ਇਹਨਾਂ ਨੂੰ ਲਗਾਮਾਂ ਪਾ ਲਈਦੀਆਂ ਇਹਨਾਂ ਤੇ ਸਵਾਰੀ ਕਰੀਦੀ ਹੈ ਜਦੋਂ ਗੁਰਬਾਣੀ ਦਾ ਗਿਆਨ ਲੈਂਦੇ ਆ ਤੇਰੀ ਸ਼ਰਨ ਤੇਰਾ ਪ੍ਰਵਾਸੈ ਤੇਰੀ ਸ਼ਰਨ ਲੈ ਕੇ ਤੇਰੇ ਤੇ ਭਰੋਸਾ ਕਰਕੇ ਪੰਜ ਦੁਸ਼ਟ ਲੈ ਸਾਧ ਹੈ ਇਹਨਾਂ ਨੂੰ ਸਾਧਿਆ ਜਾਣਾ ਹੈ ਇਹਨਾਂ ਤੋਂ ਫਾਇਦਾ ਲੈਣਾ ਹੈ ਇਹ ਬਹੁਤ ਚੰਗੀਆਂ ਚੀਜ਼ਾਂ ਨੇ ਪਰਮਾਤਮਾ ਨੇ ਕੁਝ ਵੀ ਪੈਦਾ ਨਹੀਂ ਕੀਤਾ ਮੈਨੂੰ ਮੂਰਖ ਨੂੰ ਰੱਬ ਦੀਆਂ ਇਹਨਾਂ ਚੀਜ਼ਾਂ ਨੂੰ ਵਰਤਣਾ ਨਹੀਂ ਆਇਆ ਅਸਲ ਪ੍ਰੋਬਲਮ ਆ ਹੈ ਹੋਰ ਕੋਈ ਕਾਮ ਕ੍ਰੋਧ ਮਾੜਾ ਨਹੀਂ ਹੁੰਦਾ ਕੁਝ ਵੀ ਮਾੜਾ ਨਹੀਂ ਜੀ ਬਸ ਵਰਤੋਂ ਨਹੀਂ ਮਾੜੀ ਵਰਤੋਂ ਮਾੜੀ ਕਰਦੇ ਆ ਵਰਤੋਂ ਗਲਤ ਹੋ ਰਹੀ ਹੈ ਸੋ ਜੋ ਆਪਾਂ ਬੇਨਤੀ ਕਰਦੇ ਸੀ ਵੀ ਇਸੇ ਤਰ੍ਹਾਂ ਲੋਭ ਮੋਹ ਤੇ ਹੰਕਾਰ ਨਹੀਂ ਜਿਹੜਾ ਹੰਕਾਰ ਹੈ ਇਹੀ ਦ੍ਰਿੜਤਾ ਬਣਦਾ ਹੰਕਾਰ ਦਾ ਸ਼ੁੱਧ ਰੂਪ ਕੀ ਹੈ ਦ੍ਰਿੜਤਾ ਪਰਪੱਕਤਾ ਇੱਕ ਹੰਕਾਰ ਹੈ ਇੱਕ ਦ੍ਰਿੜਤਾ ਗੁਰੂ ਦੇ ਸਿੱਖ ਹੰਕਾਰੀ ਨਹੀਂ ਹੁੰਦੇ ਗੁਰੂ ਦੇ ਸਿੱਖ ਪਰਪੱਕ ਹੁੰਦੇ ਨੇ ਦ੍ਰਿੜ ਹੁੰਦੇ ਨੇ ਆਪਣੀ ਗੱਲ ਤੇ ਸਿੱਖ ਦੇ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ ਜੀ ਦ੍ਰਿੜਤਾ ਹੋਣੀ ਚਾਹੀਦੀ ਹੈ ਦ੍ਰਿੜਤਾ ਕੀ ਹੈ ਇਧਰ ਧਿਆਨ ਨਾਲ ਸੁਣਿਓ ਕੌਨਫੀਡੈਂਸ ਕਿਸੇ ਬੱਚੇ ਦੇ ਵਿੱਚ ਦ੍ਰਿੜਤਾ ਹੋਣੀ ਚਾਹੀਦੀ ਹੈ ਵੀ ਮੈਂ ਖੇਡਣ ਚੱਲਿਆ ਜਿੱਤ ਕੇ ਆਉਂ ਇਹ ਦ੍ਰਿੜਤਾ ਹੈ ਇਹ ਦ੍ਰਿੜਤਾ ਵੀ ਜਿੱਤ ਕੇ ਆਵਾਂਗਾ ਮੈਂ ਮੈਂ ਪਾਸ ਹੋ ਕੇ ਵਿਖਾਉਣਾ ਹੈ ਇਹ ਦ੍ਰਿੜਤਾ ਤੇ ਹੋਣੀ ਚਾਹੀਦੀ ਹੈ ਨਾ ਬੱਚਿਆਂ ਵਿੱਚ ਇਦਾਂ ਤੇ ਚਾਹੀਦਾ ਹੀ ਆ ਵੀ ਅਸੀਂ ਜਿੱਤਾਂਗੇ ਅਸੀਂ ਪਾਸ ਹੋ ਕੇ ਆਵਾਂਗੇ ਮੈਂ ਪਾਸ ਹੋ ਕੇ ਵਿਖਾਵਾਂਗਾ ਇਦਾਂ ਇਹ ਦ੍ਰਿੜਤਾ ਹੋਣੀ ਚਾਹੀਦੀ ਹੈ ਲਾਜ਼ਮੀ ਸੋ ਹੰਕਾਰ ਦਾ ਹੀ ਸ਼ੁੱਧ ਰੂਪ ਹੈ ਜਿੱਦਾਂ ਗੁਰੂ ਜੀ ਨਹੀਂ ਕਹਿੰਦੇ ਸਵਾ ਲੱਖ ਸੇ ਇੱਕ ਲੜਾ ਚਿੜੀਆਂ ਸੇ ਮੈਂ ਸਵਾ ਲੱਖ ਸੇ ਤਬੈ ਗੋਬਿੰਦ ਸਿੰਘ ਨਾਮ ਇਹ ਕੀ ਹੈ ਇਹ ਹੰਕਾਰ ਹੈ ਇਹਨੂੰ ਕੀ ਕਹਿੰਦੇ ਆ ਦ੍ਰਿੜਤਾ ਦ੍ਰਿੜਤਾ ਇਹਨੂੰ ਕਈ ਕੱਟੜਵਾਦ ਕਹਿ ਦਿੰਦੇ ਆ ਕੱਟੜ ਨਹੀਂ ਸਿੱਖ ਕੱਟੜ ਨਹੀਂ ਹੁੰਦਾ ਕੱਟੜ ਹੋਣਾ ਕੀ ਹੁੰਦਾ ਹੈ ਤੁਸੀਂ ਕਿਸੇ ਦੀ ਧੌਣ ਤੇ ਤਲਵਾਰ ਧਰ ਕੇ ਕਹੋ ਮੇਰੀ ਗੱਲ ਮੰਨ ਧੱਕੇ ਨਾਲ ਮਨਾਓ ਵੀ ਆਹ ਮੰਨ ਮੈਂ ਆਹ ਮੰਨਦਾ ਤੂੰ ਕਿਉਂ ਨਹੀਂ ਮੰਨਦਾ ਇਹਨੂੰ ਧੱਕੇ ਨਾਲ ਮਨਾਉਣ ਨੂੰ ਕੱਟੜਵਾਦ ਕਹਿੰਦੇ ਆ ਸਾਡੇ ਵਿੱਚ ਸੱਚ ਹੈ ਕਿ ਕੱਟੜਵਾਦ ਕੱਟੜਵਾਦ ਹੈ ਸਾਡੇ ਵਿੱਚ ਬੰਦੇ ਇਦਾਂ ਦੇ ਕੱਟੜ ਹੈ ਹੈ ਜਿਹੜੇ ਕਹਿੰਦੇ ਮੇਰੀ ਗੱਲ ਨੂੰ ਮੰਨ ਔਰੰਗਜ਼ੇਬ ਬਾਦਸ਼ਾਹ ਕੱਟੜ ਸੀ ਉਹ ਧੱਕਾ ਕਰਦਾ ਸੀ ਧੌਣ ਤੇ ਤਲਵਾਰ ਧਰ ਕੇ ਆਪਣੀ ਗੱਲ ਮਨਾਉਣਾ ਚਾਹੁੰਦਾ ਸੀ ਜਿਹੜਾ ਬੰਦਾ ਕਿਸੇ ਦੀ ਧੌਣ ਤੇ ਤਲਵਾਰ ਧਰ ਕੇ ਜ਼ਬਰਦਸਤੀ ਮਨਾਉਣਾ ਚਾਹੁੰਦਾ ਹੈ ਇਹ ਕੱਟੜਵਾਦ ਹੈ ਧੱਕੇ ਨਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਹੀ ਕੱਟੜਵਾਦ ਵਾਸਤੇ ਆਪਣਾ ਆਪਣੇ ਆਪ ਦਾ ਬਲੀਦਾਨ ਦਿੱਤਾ ਸੀ ਔਰੰਗਜ਼ੇਬ ਬਾਦਸ਼ਾਹ ਕੱਟੜ ਸੀ ਮਹਾਰਾਜ ਕਹਿੰਦੇ ਤੇਰਾ ਕੱਟੜਵਾਦ ਚੱਲਣ ਨਹੀਂ ਦੇਣਾ ਸੀ ਤੂੰ ਧੱਕੇ ਨਾਲ ਜ਼ਬਰਦਸਤੀ ਨਹੀਂ ਜਨੇਊ ਮੈਂ ਮੈਂ ਨਹੀਂ ਪਾਇਆ ਜਨੇਊ ਗੁਰੂ ਨਾਨਕ ਕਹਿੰਦੇ ਮੈਂ ਜਨੇਊ ਨਹੀਂ ਪਾਇਆ ਨਾ ਮੈਂ ਪਾਉਣਾ ਹੈ ਮੇਰੇ ਗੁਰੂ ਨਾਨਕ ਨੇ ਜਨੇਊ ਨਹੀਂ ਪਾਇਆ ਜਿੱਦਣ ਜਨੇਊ ਤੋਂ ਜਵਾਬ ਦਿੱਤਾ ਉਦੋਂ ਸਿੱਖ ਕੌਮ ਦਾ ਜਨਮ ਹੋਇਆ ਸਿੱਖ ਕੌਮ ਉਦੋਂ ਜੰਮਦੀ ਹੈ ਜਿੱਦਣ ਜਨੇਊ ਤੋਂ ਗੁਰੂ ਨਾਨਕ ਜੀ ਜਵਾਬ ਦਿੰਦੇ ਐ ਮੈਂ ਨਹੀਂ ਪਾਇਆ ਪਰ ਸਾਡੇ ਸਿੱਖ ਧਰਮ ਦੇ ਵਿੱਚ ਬੜਾ ਵੱਡਾ ਗ੍ਰੰਥ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਨੂੰ ਸੂਰਜ ਪ੍ਰਕਾਸ਼ ਕਹਿੰਦੇ ਆ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਨੇ ਇਹ ਲਿਖਿਆ ਕਿ ਗੁਰੂ ਨਾਨਕ ਨੇ ਜਨੇਊ ਪਾ ਲਿਆ ਸੀ ਸੂਰਜ ਪ੍ਰਕਾਸ਼ ਲਿਖਿਆ ਕਿ ਪਾਇਆ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜਿਹੜਾ ਭਾਈ ਸੰਤੋਖ ਸਿੰਘ ਦਾ ਲਿਖਿਆ ਜਿਹੜਾ ਤਾਂ ਕਰਕੇ ਇਹ ਬੇਨਤੀ ਕਰੀ ਦੀ ਵੀ ਇਤਿਹਾਸ ਵਿੱਚ ਮਲਾਵਟਾਂ ਬਹੁਤ ਨੇ ਸਾਨੂੰ ਖੁਦ ਲੱਭਣੀਆਂ ਪੈਣਗੀਆਂ ਗੁਰਬਾਣੀ ਦਾ ਬੇਸ ਲੈ ਕੇ ਗੁਰਬਾਣੀ ਦੇ ਆਧਾਰ ਤੇ ਇਤਿਹਾਸ ਦਾ ਗੰਦਮੰਦ ਸਾਫ਼ ਕਰਨਾ ਪੈਣਾ ਹੈ ਇਹ ਨਹੀਂ ਕਿ ਹਰੇਕ ਗੱਲ ਹੀ ਮੰਨ ਲਈਏ ਇਤਿਹਾਸ ਵਿੱਚ ਤੇ ਬਹੁਤ ਕੂੜ ਕਬਾੜ ਭਰਿਆ ਪਿਆ ਹੈ ਇਤਿਹਾਸ ਬੰਦਿਆਂ ਨੇ ਜਦੋਂ ਲਿਖਿਆ ਹੈ ਇਹਨਾਂ ਨੇ ਬਹੁਤ ਮਲਾਵਟਾਂ ਵਿੱਚ ਕੀਤੀਆਂ ਨੇ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਜਨੇਊ ਪਾਇਆ ਸੀ ਗੱਲਬਾਤ ਪਹਿਲਾਂ ਕੀਤੀ ਹੈ ਵੀ ਮੈਂ ਨਹੀਂ ਪਾਣਾ ਪਰ ਪਰ ਬਾਅਦ ਵਿੱਚ ਮਹਾਰਾਜ ਨੇ ਪਾ ਲਿਆ ਕਹਿੰਦੇ ਚੁੱਪ ਕਰਕੇ ਪਰ ਗੁਰਬਾਣੀ ਤੇ ਕਹਿੰਦੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜਈ ਜੀ ਕਾ ਹਈ ਹਈ ਤਾਂ ਪਾਂਡੇ ਘੱਤ ਹੈ ਤੇਰੇ ਕੋਲ ਤੇ ਪਾ ਦੇ ਮੈਂ ਜਨੇਊ ਪਾਣਾ ਨਹੀਂ ਹੈ ਤੇਰੇ ਕੋਲ ਲਿਆ ਪਹਿਲਾਂ ਮੇਰੀ ਮਾਂ ਨੂੰ ਵੀ ਜਨੇਊ ਪਵਾ ਮੇਰੀ ਭੈਣ ਨੇ ਨਹੀਂ ਪਾਇਆ ਮੇਰੀ ਮਾਂ ਨੇ ਵੀ ਨਹੀਂ ਪਾਇਆ ਉਸ ਵੇਲੇ ਉਹ ਪਾਉਣ ਵਾਲਾ ਕਹਿੰਦਾ ਵੀ ਇਹ ਇਹ ਤੇ ਤੁਹਾਡੀ ਮਾਤਾ ਨੂੰ ਨਹੀਂ ਪੈ ਸਕਦਾ ਭੈਣ ਨੂੰ ਨਹੀਂ ਪੈ ਸਕਦਾ ਬੀਬੀ ਜਨੇਊ ਪਾ ਹੀ ਨਹੀਂ ਸਕਦੀ ਬੀਬੀ ਜਨੇਊ ਪਾ ਹੀ ਨਹੀਂ ਸਕਦੀ ਗੁਰੂ ਨਾਨਕ ਕਹਿੰਦੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ ਮੇਰੀ ਭੈਣ ਲਈ ਨਹੀਂ ਮੈਨੂੰ ਵੀ ਉਸ ਧਰਮ ਦੀ ਲੋੜ ਨਹੀਂ ਜਿਹੜਾ ਜਨੇਊ ਮੇਰੀ ਮਾਂ ਨਹੀਂ ਪਾ ਸਕਦੀ ਮੇਰੀ ਭੈਣ ਨਹੀਂ ਪਾ ਸਕਦੀ ਉਹ ਮੈਂ ਨਹੀਂ ਪਾਉਣਾ ਉਸ ਦਿਨ ਵੱਖਰੀ ਵਿਚਾਰਧਾਰਾ ਦਾ ਜਨਮ ਹੋ ਗਿਆ ਹੈ ਬੇਦੀ ਕੁੱਲ ਵਿੱਚੋਂ ਹੀ ਸਨ ਪਹਿਲਾਂ ਸਾਰੇ ਪਾਉਂਦੇ ਹੀ ਆਏ ਸੀ ਉਦੋਂ ਫਿਰ ਵੱਖਰੀ ਸੋਚ ਦਾ ਸੋਚ ਦੇ ਅੰਦਰ ਉਹਨਾਂ ਦੇ ਪਹਿਲਾਂ ਹੀ ਆ ਗਈ ਹੋਣੀ ਹੈ ਪਰ ਉਦਣ ਇਹ ਅਸੀਂ ਕਹਿ ਸਕਦੇ ਆ ਵੀ ਸਾਡਾ ਬਰਥਡੇ ਹੈ ਸਿੱਖਾਂ ਦਾ ਉਦਣ ਜੰਮਦੀ ਸਿੱਖ ਕੌਮ ਵਿਚਾਰ ਸਿੱਖ ਵਿਚਾਰਾਂ ਨੂੰ ਕਹਿੰਦੇ ਆ ਜੀ ਨਵੀਂ ਸੋਚ ਨਵੀਂ ਵੱਖਰੀ ਸੋਚ ਵੱਖਰੀ ਸੋਚ ਹਟ ਕੇ ਸਭ ਨਾਲੋਂ ਵੱਖਰੀ ਸੋਚ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਗੱਲ ਹੋਰ ਕਹਿ ਦਿਆਂ ਭਾਈ ਲਾਲੋ ਜੀ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜਾਂਦੇ ਐ ਤੇ ਉਸ ਪ੍ਰਸੰਗ ਦੇ ਵਿੱਚ ਵੀ ਲਿਖਿਆ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਲਾਲੋ ਭਾਈ ਲਾਲੋ ਨੇ ਕਿਹਾ ਮਹਾਰਾਜ ਤੁਸੀਂ ਜਨੇਊ ਵਾਲੇ ਮੇਰੇ ਘਰ ਪ੍ਰਸ਼ਾਦਾ ਕਿੱਥੇ ਛਕੋਗੇ ਉੱਥੇ ਵੀ ਲਿਖਿਆ ਵੀ ਪਾਇਆ ਹੀ ਹੋਇਆ ਸੀ ਇਹ ਨਹੀਂ ਵੀ ਇੱਕ ਦਿਨ ਪਾ ਕੇ ਮੁੜ ਕੇ ਲਾਤਾ ਸੀ ਵੀ ਲਾਲੋ ਦੇ ਘਰ ਤੱਕ ਪਾਇਆ ਹੋਇਆ ਸੀ ਇੰਨੀਆਂ ਮਲਾਵਟਾਂ ਸਿੱਖ ਇਤਿਹਾਸ ਵਿੱਚ ਹੋਈਆਂ ਚਲੋ ਜੀ ਹੁਣ ਕਿਰਪਾ ਕਰਕੇ ਸਮਝਣ ਦੀ ਖੇਚਲ ਕਰਿਓ ਸੋ ਪਰਪੱਕਤਾ ਤੇ ਕੱਟੜਵਾਦ ਇਹਨਾਂ ਦੋਨਾਂ ਚੀਜ਼ਾਂ 'ਚ ਫਰਕ ਹੈ ਸਿੱਖ ਜਿਹੜੇ ਹੁੰਦੇ ਐ ਹਰ ਬੰਦਾ ਹੀ ਪਰਪੱਕ ਹੋਣਾ ਚਾਹੀਦਾ ਹਿੰਦੂ ਪਰਪੱਕ ਬਣੇ ਮੁਸਲਮਾਨ ਪਰਪੱਕ ਬਣੇ ਭਾਈ ਜਿਹੜਾ ਸਿੱਖ ਹੈ ਉਹ ਪਰਪੱਕ ਬਣੇ ਕੱਟੜ ਨਾ ਬਣੇ ਦ੍ਰਿੜਤਾ ਤੇ ਹੋਣੀ ਚਾਹੀਦੀ ਐ ਦ੍ਰਿੜਤਾ ਪਰਪੱਕਤਾ ਇਹ ਹੰਕਾਰ ਦਾ ਸ਼ੁੱਧ ਰੂਪ ਹੈ ਇਹ ਹੰਕਾਰ ਹੈ ਜਿਹੜਾ ਪਰਪੱਕਤਾ ਲੈ ਆਉਂਦਾ ਦ੍ਰਿੜਤਾ ਹੋ ਜਾਂਦੀ ਹੈ ਜਿਹਨੂੰ ਵਰਤਣਾ ਆਉਂਦਾ ਜੀ ਇਹਨੂੰ ਉਹ ਜਿਹਨੂੰ ਘੋੜੇ ਦੀ ਸਵਾਰੀ ਕਰਨੀ ਆਉਂਦੀ ਹੈ ਜਿਨ੍ਹਾਂ ਨੂੰ ਲਗਾਮਾਂ ਪਾਉਣੀਆਂ ਆਉਂਦੀਆਂ ਹੈ ਲਗਾਮ ਪਾਉਣੀ ਆਉਂਦੀ ਹੈ ਜਿਨ੍ਹਾਂ ਨੂੰ ਇਸ ਕਰਕੇ ਪਿਆਰਿਓ ਮਾੜਾ ਕੁਛ ਨਹੀਂ ਗੁਰਬਾਣੀ ਦਾ ਗਿਆਨ ਲੈ ਕੇ ਗਤੀ ਕਰੀਏ ਇਹਨਾਂ ਚੀਜ਼ਾਂ ਤੋਂ ਉੱਪਰ ਜਾਈਏ ਉੱਪਰ ਗੁਰਬਾਣੀ ਦੇ ਗਿਆਨ ਨਾਲ ਬੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਚਲਿਆ ਜਾਂਦਾ ਹੈ ਗਤੀ ਹੋ ਜਾਂਦੀ ਹੈ ਗਤੀ ਜੋ ਆਪਾਂ ਪੜ ਰਹੇ ਸੀ ਧਿਆਨ ਚ ਰੱਖਿਓ ਗਤੀ ਦੀ ਗੱਲ ਕਰ ਰਹੇ ਆ ਕੋਈ ਗਾਵਲ ਹੁਣ ਪੰਕਤੀ ਵੀ ਸੁਣ ਲਓ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ कहो कबीर संसा नहीं अंत परम गत ਪਾਏ ਕਹਿੰਦੇ ਆਖਰਕਾਰ ਭਾਈ ਗੱਦੀ ਹੋ ਹੀ ਜਾਏ ਪਰ ਕਿਵੇਂ ਆਪਾਂ ਪਹਿਲਾ ਸ਼ਬਦ ਪੜਿਆ ਥੋੜਾ ਜਿਹਾ ਵਿਚਾਰ ਕਰ ਲਈਏ ਉਹਦਾ ਪੂਰੇ ਗੁਰ ਕਾ ਸੁਣ ਉਪਦੇਸ਼ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਸੁਣਿਆ ਕਰ ਤੇ ਪਰਮਾਤਮਾ ਨੂੰ ਨੇੜੇ ਜਾਣਿਆ ਕਰ ਰੱਬ ਨੂੰ ਨੇੜੇ ਜਾਣਿਆ ਕਰ ਹਰ ਵੇਲੇ ਸਮਝਿਆ ਕਰ ਕਿ ਪਰਮਾਤਮਾ ਜੀ ਵਾਹਿਗੁਰੂ ਜੀ ਮੇਰੇ ਮਾਲਕ ਜੀ ਮੇਰੇ ਨੇੜੇ ਨੇ ਮੇਰੇ ਅੰਗ ਸੰਗ ਨੇ ਤੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਉਹ ਗਲਤੀਆਂ ਨਹੀਂ ਕਰਦਾ ਫਿਰ ਇੱਥੇ ਜੁੱਤੀ ਕੌਣ ਚੁੱਕ ਕੇ ਲਜਾਏਗਾ ਜਿਹੜਾ ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ ਇੱਥੇ ਮੋਬਾਈਲ ਚੋਰੀ ਕੌਣ ਕਰੇਗਾ ਜਿਹੜਾ ਰੱਬ ਨੂੰ ਹਾਜ਼ਰ ਨਾਜ਼ਰ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਦੁੱਧ 'ਚ ਪਾਣੀ ਪਾ ਕੇ ਕੌਣ ਵੇਚੇਗਾ ਬੋਲੋ ਜਿਹੜਾ ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ ਆਪਣੀ ਘਰ ਵਾਲੀ ਨਾਲ ਧੋਖਾ ਕਰੇਗਾ ਨਜਾਇਜ਼ ਸਬੰਧ ਕੌਣ ਬਣਾਏਗਾ ਜਿਹੜਾ ਰੱਬ ਨੂੰ ਬਸ ਝੂਠ ਕੌਣ ਬੋਲੇਗਾ ਜਿਹੜਾ ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦਾ ਇਹ ਸ਼ਬਦ ਵਿੱਚ ਵੇਖੋ ਕਲੀਅਰ ਲੋ ਇੱਕ ਇੱਕ ਵਾਰੀ ਪੂਰਾ ਸ਼ਬਦ ਸੁਣ ਲਓ ਨਿਕਟ ਬੁੱਝੇ ਸੋ ਬੁਰਾ ਕਰੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ ਗਲਤੀਆਂ ਬੁਰਾਈਆਂ ਉਹਦੇ ਉਹ ਕਰਦਾ ਨਹੀਂ ਕੋਈ ਬੁਰਾ ਕੰਮ ਉਹ ਕੋਈ ਨਹੀਂ ਕਰਦਾ ਜਿਹੜਾ ਰੱਬ ਨੂੰ ਨੇੜੇ ਸਮਝਦਾ ਇਹ ਬੰਦੇ ਗਲਤ ਕੰਮ ਕਰਦੇ ਹੀ ਉਹ ਹੈ ਜੀ ਸਾਡੇ ਜੇ ਸਾਰੇ ਬੰਦਿਆਂ ਨੂੰ ਮੈਂ ਹੁਣ ਆਪਾਂ ਸਾਰਿਆਂ ਨੂੰ ਪੁੱਛ ਲਾਂ ਵੀ ਦੱਸੋ ਭਾਈ ਰੱਬ ਨੂੰ ਮੰਨਦੇ ਹੋ ਸਾਰੇ ਹੱਥ ਖੜੇ ਕਰਕੇ ਕਹਿਣਗੇ ਮੰਨਦੇ ਆ ਜੀ ਮੈਂ ਹੱਥ ਖੜੇ ਕਰਾਉਣੇ ਨਹੀਂ ਪਰ ਤੁਸੀਂ ਕਹੋਗੇ ਮੈਨੂੰ ਪੱਕਾ ਪਤਾ ਸਾਰੇ ਹੀ ਰੱਬ ਨੂੰ ਮੰਨਦੇ ਆ ਜੀ ਕਹਿਣਾ ਬੜਾ ਸੌਖਾ ਹੈ ਜਿਹੜਾ ਨੇੜੇ ਸਮਝੇਗਾ ਗਲਤੀ ਨਹੀਂ ਕੋਈ ਕਰੇਗਾ ਮੰਨਣਾ ਖੇਡ ਪਈ ਹੈ ਕਿਤੇ ਮੰਨ ਲੈ ਮਨ ਮਨ ਮੰਨ ਜੇ ਵੀ ਰੱਬ ਹੈ ਗਲਤੀ ਕਰ ਸਕ ਕਰੇਗਾ ਬੰਦਾ ਫਿਰ ਕੋਈ ਕੈਮਰਾ ਫਿੱਟ ਹੈ ਰੱਬ ਦਾ ਵੇਖਦਾ ਹੈ ਉਹ ਹਰ ਵੇਲੇ ਬੰਦਾ ਗਲਤੀ ਕਰ ਹੀ ਨਹੀਂ ਸਕਦਾ ਗਲਤੀਆਂ ਕਰਦੇ ਹੀ ਉਹ ਨੇ ਜਿਹੜੇ ਰੱਬ ਜੀ ਨੂੰ ਮਾਲਕ ਜੀ ਨੂੰ ਨੇੜੇ ਨਹੀਂ ਸਮਝਦੇ ਜਿਹੜੇ ਨੇੜੇ ਨਹੀਂ ਸਮਝਦੇ ਗਲਤੀਆਂ ਕਰਦੇ ਹੀ ਉਹ ਨੇ ਬਸ ਜਿਹੜੇ ਹਾਜ਼ਰ ਨਾਜ਼ਰ ਸਮਝਦੇ ਜਿਨ੍ਹਾਂ ਦੇ ਇੱਕ ਗੱਲ ਇੱਕ ਕਲਿੱਕ ਕਰ ਗਈ ਦਿਮਾਗ 'ਚ ਬਹਿ ਗਈ ਵੀ ਰੱਬ ਨਾਲ ਵਿਆਹੇ ਗਏ ਯਾਰ ਅਸੀਂ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬਲਾਇਆ ਪਰਮਾਤਮਾ ਨਾਲ ਸਾਡਾ ਵਿਆਹ ਹੋ ਗਿਆ ਹਰ ਵੇਲੇ ਉਹ ਮੇਰੇ ਨੇੜੇ ਹੈ ਮੇਰੇ ਹਾਜ਼ਰ ਨਾਜ਼ਰ ਹੈ ਮੈਨੂੰ ਵੇਖਦਾ ਹੈ ਹਰ ਵੇਲੇ ਵੇਖਦਾ ਮੈਨੂੰ ਮੇਰੀਆਂ ਚੰਗੇ ਕਰਮ ਮਾੜੇ ਕੰਮ ਕਰਮ ਚੰਗੇ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਉਹ ਵੇਖਦਾ ਹਰ ਸਭ ਕੁਝ ਵੇਖਦਾ ਹੈ ਫਿਰ ਕੋਈ ਵੀ ਬੰਦਾ ਗਲਤੀ ਨਹੀਂ ਕਰਦਾ ਪਿਆਰਿਓ ਕਰਦੇ ਹੀ ਗਲਤੀਆਂ ਉਦੋਂ ਆ ਝੂਠ ਉਦੋਂ ਬੋਲਦੇ ਆ ਨਜਾਇਜ਼ ਸਬੰਧ ਉਦੋਂ ਬਣਾਉਂਦੇ ਆ ਸਾਰੇ ਹੀ ਮਾੜੇ ਕੰਮ ਉਦੋਂ ਕਰਦੇ ਆ ਜਦੋਂ ਹਾਜ਼ਰ ਨਾਜ਼ਰ ਨਹੀਂ ਸਮਝਦੇ ਨੇੜੇ ਨਹੀਂ ਜਾਣਦੇ ਹਾਂਜੀ ਨਿਕਟ 부ਜੈ ਸੋ ਬੁਰਾ ਕਿਉ ਕਰੈ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟ ਅਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੈ ਮਾਫ ਕਰਨਾ ਬਿਨ ਸਤਗੁਰ ਸਭ ਮੋਹੀ ਮਾਇਆ ਇੱਥੇ ਬੇਨਤੀ ਕਰਦੇ ਆ ਮਾੜੀ ਜੀ ਨੇੜੇ ਜਾਣਿਆ ਕਿਉਂ ਨਹੀਂ ਕਿਉਂਕਿ ਸਤਗੁਰੂ ਨੂੰ ਨਹੀਂ ਮਿਲੇ ਸਤਿਗੁਰੂ ਨੂੰ ਮਿਲਣਾ ਕੀ ਹੁੰਦਾ ਹੈ ਸੱਚਾ ਗਿਆਨ ਲੈਣਾ ਸਤਿਗੁਰੂ ਸੱਚਾ ਗਿਆਨ ਸੱਚਾ ਗਿਆਨ ਤੇ ਆਪਾਂ ਲੈਂਦੇ ਹੀ ਨਹੀਂ ਜਰਾ ਕਿ ਇੱਥੇ ਰੁਕ ਕੇ ਬੇਨਤੀ ਕਰਨੀ ਚਾਹੁੰਦਾ 1 ਮਿੰਟ ਲਈ ਹਰ ਜਗ੍ਹਾ ਹੀ ਕਹਿੰਦਾ ਸੁਣੋ ਜਵਾਬ ਦਿਓ ਜੀ ਸਾਰੇ ਜਰਾ ਸਿੱਖੋ ਜਵਾਬ ਦਿਓ ਗੁਰਮਖੋ ਸਿੱਖ ਦੇ ਨੂੰ ਗੁਰੂ ਮੰਨਦੇ ਐ ਕਿ ਸ਼ਬਦ ਨੂੰ ਗੁਰੂ ਮੰਨਦੇ ਐ ਬੋਲੋ ਗੱਜ ਕੇ ਦੱਸੋ ਜੀ ਦੇਹ ਨੂੰ ਗੁਰੂ ਮੰਨਦੇ ਹੋ ਕਿ ਸ਼ਬਦ ਨੂੰ ਦਰਸ਼ਨ ਕਿਹਦੇ ਕਰਨੇ ਨੇ ਫਿਰ ਦੇਹ ਦੇ ਕੇ ਸ਼ਬਦ ਦੇ ਜੇ ਸਾਨੂੰ ਸ਼ਬਦ ਦੇ ਦਰਸ਼ਨ ਨਾ ਹੋਣ ਗੁਰਦੁਆਰੇ ਜਾ ਕੇ ਕੀ ਮੰਨੋਗੇ ਵੀ ਦਰਸ਼ਨ ਕਰਕੇ ਆਏ ਆ ਜੇ ਸ਼ਬਦ ਦੇ ਦਰਸ਼ਨ ਨਾ ਹੋਣ ਕੀ ਮੰਨੋਗੇ ਵੀ ਦਰਸ਼ਨ ਹੋ ਗਏ ਕੀ ਮੰਨਣਾ ਚਾਹੀਦਾ ਵੀ ਦਰਸ਼ਨ ਨਹੀਂ ਹੋਏ ਜਿੱਥੇ ਵੀ ਜਾਂਦੇ ਹੋ ਜੇ ਸ਼ਬਦ ਦੀ ਸਮਝ ਨਹੀਂ ਆ ਰਹੀ ਤੇ ਮੰਨ ਲਿਆ ਕਰੋ ਵੀ ਦਰਸ਼ਨ ਨਹੀਂ ਹੋਏ ਜੇ ਹੋ ਜਾਂਦੇ ਫਿਰ ਕੀ ਹੋਣਾ ਸੀ ਹੋਵੇ ਸਿਫਤ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਹੁਣ ਹੁਣ ਸਮਝ ਆਈ ਵੀ ਮੈਲ ਸਾਡੀ ਕੱਟੀ ਕਿਉਂ ਨਹੀਂ ਜਾਂਦੀ ਇੱਥੇ ਤੇ ਲਿਖਿਆ ਵੀ ਦਰਸ਼ਨ ਹੋਣ ਸਾਰ ਬੰਦੇ ਦੀ ਮੈਲ ਕੱਟੀ ਜਾਂਦੀ ਹੈ ਫਿਰ ਇੱਥੋਂ ਸਮਝ ਆਉਂਦੀ ਹੈ ਵੀ ਸਾਡੀ ਮੈਲ ਕੱਟੀ ਕਿਉਂ ਨਹੀਂ ਗਈ ਸਾਡੇ ਅੰਦਰ ਕਾਮ ਕ੍ਰੋਧ ਇਸ ਵੱਧਦਾ ਕਿਉਂ ਹੈ ਤੰਗ ਕਿਉਂ ਕਰਦਾ ਸਾਨੂੰ ਅੱਜ ਅਸੀਂ ਦੁਖੀ ਕਿਉਂ ਆ ਸਾਨੂੰ ਦਰਸ਼ਨ ਹੋਏ ਨਹੀਂ ਨਾ ਅਸਲੀ ਸਾਡੇ ਤੇ ਸਮਝ ਵਿੱਚ ਹੀ ਨਹੀਂ ਇਹ ਗੱਲ ਆਉਂਦੀ ਅਸੀਂ ਤੇ ਗੁਰਦੁਆਰੇ ਗਏ ਲਾਈਨ ਲੱਗੀ ਹੋਈ ਹੈ ਐਦਾਂ 5 ਮਿੰਟ ਬੈਠੇ ਕੋਈ ਸਮਝ ਨਹੀਂ ਆਈ ਕੋਈ ਸ਼ਬਦ ਵਿਚਾਰ ਪਕੜ 'ਚ ਗੱਲ ਆਈ ਨਹੀਂ ਉੱਠੇ ਪ੍ਰਸ਼ਾਦ ਲਿਆ ਕਿੱਧਰ ਗਏ ਸੀ ਗੁਰਦੁਆਰੇ ਗਏ ਸੀ ਭਾਈ ਦਰਸ਼ਨ ਕਰਕੇ ਆਏ ਆ ਹੋਇਆ ਤੇ ਤੈਨੂੰ ਕੱਖ ਵੀ ਨਹੀਂ ਦਰਸ਼ਨ ਕਿਹੜੇ ਕਰਕੇ ਆ ਤੂੰ ਤੂੰ ਤੇ ਖਾਲੀ ਮੁੜੇ ਆਪਾਂ ਮਾਫ ਕਰਨਾ ਭਾਵੇਂ ਹਰਮੰਦਰ ਸਾਹਿਬ ਵੀ ਜਾਂਦਾ ਹੈ ਨਾ ਦਰਬਾਰ ਸਾਹਿਬ ਵੀ ਜੇ ਸ਼ਬਦ ਦੇ ਦਰਸ਼ਨ ਨਹੀਂ ਹੋਏ ਤੇ ਉੱਥੋਂ ਵੀ ਖਾਲੀ ਮੁੜਦਾ ਭਾਵੇਂ ਤੂੰ ਨੰਗੇ ਪੈਰੀ ਜਾ ਇੱਥੋਂ ਡੰਡੌਤਾ ਕਰਦਾ ਜਾ ਗੁਰਬਾਣੀ ਦੇ ਸਟੈਂਡਰਡ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਗਈ ਡਿੱਠੇ ਮੁਕਤ ਨਾ ਗਈ ਬੋਲੋ ਸਿੰਘੋ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਦੀ ਵਿਚਾਰ ਜਿੰਨਾ ਚਿਰ ਨਹੀਂ ਉਹਨਾਂ ਚਿਰ ਦਰਸ਼ਨ ਨਹੀਂ ਹੁੰਦੇ ਸਤਿਗੁਰ ਨੂੰ ਵਿਚਾਰ ਦੇ ਰੂਪ ਵਿੱਚ ਹੀ ਵੇਖਣਾ ਪੈਣਾ ਹੈ ਸ਼ਬਦ ਦੇ ਵਿਚਾਰ ਰਾਹੀਂ ਹੀ ਸਤਿਗੁਰੂ ਦੇ ਦਰਸ਼ਨ ਹੁੰਦੇ ਐ ਤੇ ਦਰਸ਼ਨ ਅੱਖਾਂ ਇਹਨਾਂ ਨੇ ਕਰਨੇ ਨੇ ਕਿ ਸੁਰਤ ਨੇ ਕਰਨੇ ਨੇ ਹੁਣ ਜਵਾਬ ਦਿਓ ਸਿੱਖ ਸਰੀਰ ਨੂੰ ਕਹਿੰਦੇ ਐ ਕਿ ਸੁਰਤ ਨੂੰ ਬੋਲੋ ਸ਼ਬਦ ਗੁਰੂ ਸੁਰਤ ਧੁਨ ਆ ਇੱਕ ਗੱਲ ਫੜ ਲਓ ਨਾ ਜੇ ਫਾਰਮੂਲਾ ਤੁਹਾਡੇ ਦਿਮਾਗ 'ਚ ਆ ਜੇ ਵੀਰੋ ਭਾਈਓ ਭੈਣੋ ਆ ਫਾਰਮੂਲਾ ਜੇ ਦਿਮਾਗ 'ਚ ਆ ਜੇ ਸਾਰੀਆਂ ਕੁੰਡੀਆਂ ਖੁੱਲ ਜਾਣਗੀਆਂ ਵੀ ਇਹਦਾ ਮਤਲਬ ਤਾਂ ਹੀ ਅੱਜ ਤੱਕ ਗੱਲ ਨਹੀਂ ਬਣੀ ਤਾਂ ਹੀ ਯਾਰ ਖਾਲੀ ਖਾਲੀ ਫਿਰਦੇ ਆ ਕਮਲੇ ਹੋ ਰਹਿ ਗਏ ਤਾਂ ਹੀ ਅਸੀਂ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਨ ਤਾਂ ਹੀ ਬੌਲੇ ਰਹਿ ਗਏ ਕਮਲੇ ਰਹਿ ਗਏ ਫਿਰ ਸਮਝ ਆਏਗੀ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਕਮਲੇ ਕਮਲੇ ਕਿਉਂ ਰਹਿ ਗਏ ਫਿਰ ਅਸੀਂ ਸਾਨੂੰ ਸਮਝ ਕਿਉਂ ਨਹੀਂ ਆ ਸਕੀ ਅਸੀਂ ਸ਼ਬਦ ਦੇ ਦਰਸ਼ਨ ਕੀਤੇ ਹੀ ਨਹੀਂ ਗੁਰੂ ਸਾਡਾ ਫੇਰ ਪੁੱਛਦਾ ਦੇ ਹੈ ਕਿ ਗਿਆਨ ਹੈ ਬੋਲੇ ਨਹੀਂ ਵੀ ਦੇ ਹੈ ਗੁਰੂ ਕਿ ਗਿਆਨ ਹੈ ਦਰਸ਼ਨ ਕੀਤੇ ਕਰਨੇ ਨੇ ਗਿਆਨ ਦੇ ਦੱਸਿਓ ਫਿਰ ਇੱਕ ਹੋਰ ਜਵਾਬ ਦਿਓ ਸਿੰਘੋ ਸੋਚ ਕੇ ਦੱਸਿਓ ਫਿਰ ਫੋਟੋ ਦੇ ਦੀ ਲਾਉਣੀ ਹੈ ਕਿ ਸ਼ਬਦ ਦੀ ਘਰ 'ਚ ਫੋਟੋ ਕਿਹੜੀ ਲਾਣੀ ਹੈ ਫਸ ਜਾਣਾ ਤੁਸੀਂ ਕਹੀ ਜਾਂਦੇ ਹੋ ਮੁੜ ਕੇ ਫਸ ਜਾਣਾ ਫੋਟੋ ਫਿਰ ਕਿਹੜੇ ਗੁਰੂ ਦੀ ਲਾਣੀ ਹੈ ਬਈ ਸ਼ਬਦ ਗੁਰੂ ਦੀ ਕਿ ਦੇਹ ਵਾਲੇ ਗੁਰੂ ਦੀ ਸ਼ਬਦ ਗੁਰੂ ਦੀ ਜੇ ਪੁਜਾਰੀ ਸ਼ਬਦ ਦਾ ਹੈ ਫਿਰ ਕਨਸੈਂਟਰੇਟ ਸ਼ਬਦ ਵੱਲ ਕਰ ਫਿਰ ਧਿਆਨ ਇੱਕ ਵੱਲ ਲੈ ਕੇ ਜਾ 2 3 4 ਨਹੀਂ ਇੱਕ ਪੁਜਾਰੀ ਸ਼ਬਦ ਦੇ ਆ ਉਹੀ ਸ਼ਬਦ ਗੁਰੂ ਨਾਨਕ ਚ ਵਰਤਿਆ ਉਹੀ ਸ਼ਬਦ ਗੁਰੂ ਅੰਗਦ ਸਾਹਿਬ ਚ ਵਰਤਿਆ ਉਹੀ ਸ਼ਬਦ ਨੂੰ ਗੁਰੂ ਅਮਰਦਾਸ ਜੀ ਗੁਰੂ ਕਹਿੰਦੇ ਸੀ ਗੁਰੂ ਅਰਜਨ ਸਾਹਿਬ ਵੀ ਉਸੇ ਨੂੰ ਸ਼ਬਦ ਗੁਰੂ ਕਹਿੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਤੇ ਕੀ ਹੀ ਸਿੱਧਾ ਵੀ ਆਗਿਆ ਭਈ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਸਿੱਧਾ ਹੀ ਕਿਹਾ ਸਾਤ ਸ੍ਰੀ ਅਕਾਲ ਗੁਰਮਖੋ ਜਦੋਂ ਅਸੀਂ ਦੋ ਦੋ ਦੋ ਚਿੱਤਾ ਬੰਦਾ ਹੀ ਡੁੱਬਦਾ ਅਸੀਂ ਸਾਰੇ ਤਾਂ ਡੁੱਬੇ ਆ ਕਦੇ ਤੇ ਦਿਮਾਗ 'ਚ ਦੇਹ ਆ ਜਾਂਦੀ ਹੈ ਕਦੇ ਸ਼ਬਦ ਆ ਜਾਂਦਾ ਡਬਲ ਮਾਈਂਡਡ ਆ ਅਸੀਂ ਸਾਰੇ ਤੁਸੀਂ ਸਾਰੇ ਆਪਾਂ ਸੋਚ ਕੇ ਵੇਖੋ ਆਪਾਂ ਸਾਰੇ ਡਬਲ ਮਾਈਂਡਡ ਆ ਵੀ ਦੇ ਹੈ ਕਿ ਗਿਆਨ ਹੈ ਕਿੱਡਾ ਡਬਲ ਮਾਈਂਡਡ ਹੋ ਗਏ ਦੋ ਚੀਜ਼ਾਂ ਦਿਮਾਗ 'ਚ ਆ ਰਹੀਆਂ ਤੇ ਜਿਹੜੀ ਬੀਬੀ ਦੇ ਪਤੀ ਦੋ ਹੋਣਗੇ ਕਿਵੇਂ ਇੱਕ ਨਾਲ ਪਿਆਰ ਪੈ ਸਕਦਾ ਇੱਕ ਹੋਏਗਾ ਤਾਂ ਹੀ ਇੱਕ ਨਾਲ ਪ੍ਰੇਮ ਪੈਗਾ ਜਿਹਦੀਆਂ ਪਤਨੀਆਂ ਦੋ ਨੇ ਇੱਕ ਨਾਲ ਪਿਆਰ ਹੈ ਹੀ ਨਹੀਂ ਤਾਂ ਹੀ ਦੂਜਾ ਆਇਆ ਦੂਜਾ ਤੇ ਆਉਣਾ ਹੀ ਨਹੀਂ ਸੀ ਜ਼ਿੰਦਗੀ 'ਚ ਪਿਆਰ ਬਣਦਾ ਹੀ ਨਹੀਂ ਦੋ ਚਿੱਤੇ ਜੇ ਦੋ ਚਿੱਤੇ ਜੇ ਤੁਰੇ ਫਿਰਦੇ ਆ ਜੀ ਸਾਰੇ ਹੀ ਡਬਲ ਮਾਈਂਡਡ ਜੇ ਹੋਏ ਫਿਰਦੇ ਆ ਸਾਰੇ ਹੀ ਅਸੀਂ ਸਾਰੇ ਮੈਂ ਫੇਰ ਬੇਨਤੀ ਕਰਦਾ ਜੇ ਪੁਜਾਰੀ ਸ਼ਬਦ ਦਿਓ ਤੇ ਸ਼ਬਦ ਵੱਲ ਧਿਆਨ ਦਿਓ ਸ਼ਬਦ ਦੇ ਦਰਸ਼ਨ ਅੱਜ ਹੋਏ ਨਹੀਂ ਇਹਦਾ ਮਤਲਬ ਅੱਜ ਆਪਣੇ ਗੁਰੂ ਜੀ ਦੇ ਦਰਸ਼ਨ ਮੰਨੋ ਹੋਏ ਜਦੋਂ ਸ਼ਬਦ ਦੇ ਦਰਸ਼ਨ ਕਰੋਗੇ ਦਰਬਾਰ ਸਾਹਿਬ ਗਏ ਸਾਹਮਣੇ ਸ਼ਬਦ ਦੀ ਵਿਚਾਰ ਸਮਝ ਆਈ ਸਵੇਰੇ ਘੰਟਾ ਕਥਾ ਸੁਣੀ ਫਿਰ ਬੰਦੋਗੇ ਵੀ ਸੁਰਤ ਨੂੰ ਸ਼ਬਦ ਦੇ ਦਰਸ਼ਨ ਗਿਆਨ ਮਿਲਿਆ ਸਮਝ ਮਿਲੀ ਹੁਣ ਹੋਰ ਬੇਨਤੀ ਕਰਕੇ ਦੱਸ ਦਿਓ ਵੀ ਜਿੰਨੇ ਬੱਚੇ ਸਕੂਲ 'ਚ ਜਾਂਦੇ ਐ ਜੇ ਟੀਚਰ ਦੀ ਦੇਹ ਨੂੰ ਵੇਖ ਕੇ ਆਉਣ ਫੇਰ ਭਲਾ ਹੋਏਗਾ ਕਿ ਟੀਚਰ ਦੇ ਵਿਚਾਰ ਸੁਣ ਕੇ ਦੱਸ ਦਿਓ ਜੀ ਵਿਚਾਰ ਸੁਣ ਕੇ ਵਿਚਾਰ ਨਹੀਂ ਸੁਣੇ ਨਾ ਤੇ ਜੇ ਟੀਚਰ ਦੀ ਫੋਟੋ ਲਾ ਲਵੇ ਬੱਚਾ ਪਾਸ ਹੋ ਜੂ ਪੜ੍ਹੇ ਹੈ ਪੜ੍ਹਾਈ ਕਰੇ ਸਾਡੇ ਗੁਰੂ ਸਾਹਿਬ ਜੀ ਦਾ ਇਤਿਹਾਸ ਹੈ ਜਿਹੜਾ ਚਿੱਤਰਣ ਕੀਤਾ ਜਾ ਸਕਦਾ ਹੈ ਫੋਟੋਆਂ ਇਤਿਹਾਸਕ ਫੋਟੋਆਂ ਬਣਾਈਆਂ ਜਾ ਸਕਦੀਆਂ ਨੇ ਇਤਿਹਾਸ ਸੁਣਾਇਆ ਜਾ ਸਕਦਾ ਹੈ ਇਤਿਹਾਸ ਫੋਟੋਆਂ ਰਾਈ ਲੋਕਾਂ ਨੂੰ ਵਿਖਾਇਆ ਜਾ ਸਕਦਾ ਹੈ ਪਰ ਫੋਟੋ ਸਾਡਾ ਗੁਰੂ ਨਹੀਂ ਜਦੋਂ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ ਤੇ ਦੇਹ ਦੀ ਫੋਟੋ ਨੂੰ ਗੁਰੂ ਕਿਵੇਂ ਮੰਨ ਲਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਸਪਸ਼ਟ ਜੀ ਗੱਲ ਹੈ ਬਸ ਡਬਲ ਮਾਈਂਡਡ ਨਾ ਹੋਇਓ ਦਲੇਰ ਬਣੋ ਦੋ ਚਿੱਤੇ ਨਾ ਰਵੋ ਇੱਕ ਤੇ ਇੱਕ ਤੇ ਟੇਕ ਰੱਖੋ ਵੀ ਯਾਰ ਅਸੀਂ ਸ਼ਬਦ ਦੇ ਪੁਜਾਰੀ ਆ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਆ ਪਿਛਲੇ ਦੀਵਾਨ ਵਿੱਚ ਵੀ ਪਿੱਛੇ ਲੱਗੇ ਉੱਥੇ ਵੀ ਮੈਂ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਸੀ ਬਸ ਇੱਕ ਇੱਕ ਫਾਰਮੂਲਾ ਸਮਝ ਚ ਆ ਜੇ ਕੁੰਡੀ ਇੱਕ ਸਮਝ ਚ ਆ ਜੇ ਬਾਕੀ ਆਪੇ ਹੀ ਖੁੱਲਣਗੀਆਂ ਵੇਖ ਲਿਓ ਜੇ ਨੌਜਵਾਨੋ ਆ ਇੱਕ ਗੱਲ ਜਿਹੜੇ ਮੈਂ ਆ 10 ਮਿੰਟ ਲਾਏ ਐ ਜੇ ਇਸ ਨੁਕਤੇ ਨੂੰ ਪੱਕਾ ਦਿਮਾਗ 'ਚ ਪਾ ਲਓ ਬਾਕੀ ਦੀਆਂ ਸਾਰੀਆਂ ਕੁੰਡੀਆਂ ਤੁਸੀਂ ਆਪੇ ਹੀ ਖੋਲ ਲਓਗੇ ਇੱਕ ਤੋਂ ਇੱਕ ਗੱਲ ਆਪੇ ਕਲੀਅਰ ਹੋ ਜਾਣੀ ਹੈ ਇੱਕ ਇੱਕ ਸਿਰਾ ਫੜ ਲਓ ਰੱਸਾ ਖੂਹ ਵਿੱਚ ਡਿੱਗਿਆ ਪਿਆ ਡੋਲ ਡਿੱਗੀ ਪਈ ਐ ਬਸ ਇੱਕ ਇੰਨਾ ਕੁ ਗਿੱਠਕ ਰੱਸਾ ਸਾਡੇ ਹੱਥ 'ਚ ਫੜਾ ਦੇ ਕੋਈ ਬਾਕੀ ਤੇ ਆਪੇ ਖਿੱਚ ਲਾਂਗੇ ਕਰੀ ਮਾੜਾ ਜਿਹਾ ਲਾੜਾ ਆ ਜੇ ਸਾਡੇ ਹੱਥ 'ਚ ਕਿਨਾਰਾ ਆ ਜੇ ਸਾਡੇ ਹੱਥ 'ਚ ਤੁਸੀਂ ਤਾਣੀ ਸੁਲਝਾ ਸਕਦੇ ਹੋ ਜੇ ਸਿਰਾ ਹੱਥ 'ਚ ਆ ਜੇ ਸਿਰਾ ਆ ਸਿਰੇ ਨੂੰ ਫੜ ਲਓ ਮਾੜਾ ਜਿਹਾ ਬਾਕੀ ਖਿੱਚ ਲਿਓ ਸਾਰੀ ਤਾਣੀ ਉਲਝ ਉਲਝੀ ਤਾਣੀ ਖੋਲ ਲਓਗੇ ਇੱਕ ਕੁੰਡੀ ਸਮਝ ਚ ਆ ਜੇ ਬਾਕੀ ਕੁੰਡੀਆਂ ਆਪੇ ਖੁੱਲਣਗੀਆਂ ਇੱਕ ਨੁਕਤਾ ਸਮਝ ਚ ਆ ਜੇ ਇਸ ਕਰਕੇ ਇਹ ਮੰਨ ਕੇ ਚੱਲੋ ਵੀ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਆ ਬਸ ਜਿੱਥੇ ਸ਼ਬਦ ਸਾਡੇ ਸਾਹਮਣੇ ਆਇਆ ਉਦੋਂ ਮੰਨਾਂਗੇ ਵੀ ਹਾਂ ਅੱਜ ਗੁਰੂ ਦੇ ਦਰਸ਼ਨ ਹੋਏ ਜੇ ਸ਼ਬਦ ਨਹੀਂ ਸਮਝ ਚ ਆਇਆ ਆਦਾ ਮਤਲਬ ਅੱਜ ਤੇ ਐਵੇਂ ਹੀ ਆ ਗਏ ਵਾਪਸ ਖਾਲੀ ਅੱਜ ਦਰਸ਼ਨ ਗੁਰੂ ਜੀ ਦੇ ਸਾਨੂੰ ਨਹੀਂ ਮੰਨ ਕੇ ਚੱਲੋ ਅਸੀਂ ਪ੍ਰੋਬਲਮ ਇਹ ਹੈ ਅਸੀਂ ਇਹ ਮੰਨ ਲਿਆ ਵੀ ਮੈਨੂੰ ਦਰਸ਼ਨ ਹੋ ਗਏ ਮੈਂ ਤੇ 60 ਗੁਰਦੁਆਰਿਆਂ ਦੇ ਦਰਸ਼ਨ ਕਰਕੇ ਆਇਆ ਮੈਂ ਤੇ 100 ਗੁਰਦੁਆਰੇ 'ਚ ਯਾਤਰਾ ਕਰਕੇ ਆਇਆ ਦਰਸ਼ਨ ਤੇ ਕੁਝ ਵੀ ਨਹੀਂ ਹੋਏ ਉਵੇਂ ਮੁੜ ਕੇ ਆ ਗਿਆ ਖਾਲੀ ਤਾਂ ਕਰਕੇ ਭਾਈ ਜੇ ਇਦਾਂ ਹੀ ਮੁੜਨਾ ਫਿਰ ਤੁਸੀਂ ਇਹ ਵੀ ਪੜਦੇ ਹੀ ਹੋ ਚਲੋ ਸਤਗੁਰ ਕੀ ਪ੍ਰਤੀਤ ਨਾ ਆਈਏ ਸ਼ਬਦ ਨਾ ਲਾਗੋ ਪਾਓ ਪੜੋ ਸਤਗੁਰ ਕੀ ਪਰਤੀਤ ਨਾ ਆਇਆ ਸ਼ਬਦ ਨਾ ਲਾਗੋ ਪਾਉ ਉਸ ਨੂੰ ਸੁਖ ਨਾ ਉਪਜੈ ਭਾਵੇ ਸੋ ਗੇੜਾ ਆਵੋ ਜਾਓ ਤੂੰ ਤੇ ਗੇੜੇ ਗਿਣਦਾ ਰਿਹਾ ਮੈਂ ਤੇ ਨਾਗਾ ਨਹੀਂ ਜੀ ਪਾਇਆ ਗੁਰਦੁਆਰੇ ਰੋਜ਼ ਜਾਂਦਾ 30 ਦਿਨ ਗਿਣ ਲੈ ਮੈਂ ਨਾਗਾ ਨਹੀਂ ਪਾਇਆ ਮਹੀਨੇ ਦੇ 365 ਦਿਨ ਗਿਣ ਲੈ ਇਧਰ ਧਿਆਨ ਰੱਖਿਓ ਬਈ ਸੁਣਿਓ 365 ਦਿਨ ਸਾਲ ਦੇ ਗਿਣ ਲੈ ਗੁਰਮਖੋ ਇਕਾਗਰਤਾ ਰੱਖਿਓ 365 ਦਿਨ ਗਿਣ ਲੈ ਆਪ ਤੇ ਗਿਣੀ ਬੈਠਾ ਹੈ ਵੀ ਮੈਂ 1 ਸਾਲ ਵਿੱਚ 365 ਦਿਨ ਗਿਆ ਮੈਂ 20 ਸਾਲ ਗਿਆ ਮੈਂ 50 ਸਾਲ ਮੈਂ ਗੁਰਦੁਆਰੇ ਨਾਗਾ ਨਹੀਂ ਪਾਇਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ 'ਚ ਭਾਵੇਂ 100 ਵਾਰੀ ਆ 100 ਵਾਰੀ ਜਾ ਜੇ ਸ਼ਬਦ ਦੇ ਦਰਸ਼ਨ ਨਹੀਂ ਕਰਦਾ ਸ਼ਬਦ ਨਾਲ ਤੇਰਾ ਪਿਆਰ ਹੀ ਨਹੀਂ ਪਿਆ ਤੇ ਤੇਰੇ 100 ਵਾਰੀ ਵੀ ਗੇੜਾ ਲਾ ਜਾ ਤਾਂ ਵੀ ਕੋਈ ਫਰਕ ਨਹੀਂ ਪੈਣਾ ਉਸ ਤੋਂ ਸੁਖ ਨਾ ਉਪਜੈ ਭਾਵੇਂ 100 ਗੇੜਾ ਆਵੋ ਹੋ ਜਾਓ ਦਰਸ਼ਨ ਨਹੀਂ ਹੋਏ ਜਿੰਨਾ ਚਿਰ ਜਦੋਂ ਬੰਦੇ ਨੂੰ ਵਿਚਾਰ ਨਾਲ ਦਰਸ਼ਨ ਹੋਣਗੇ ਫਿਰ ਗਲਤੀਆਂ ਸਭ ਨਿਕਲ ਜਾਂਦੀਆਂ ਜੀ ਜ਼ਿੰਦਗੀ ਵਿੱਚੋਂ ਵਕਾਰ ਖਤਮ ਹੋ ਜਾਂਦੇ ਐ ਮਨ ਸ਼ਾਂਤ ਹੋ ਜਾਂਦਾ ਐ ਲੋ ਗੱਲ ਇਹ ਭੇਤ ਕਿਉਂ ਨਹੀਂ ਪਾਇਆ ਇਹ ਮਾਇਆ ਨੇ ਮੋਹ ਕਿਉਂ ਲਿਆ ਇਹ ਤਾਣੀ ਉਲਝ ਕਿਉਂ ਗਈ ਕਿਉਂਕਿ ਸਤਿਗੁਰੂ ਸੱਚਾ ਨਹੀਂ ਮਿਲਿਆ ਜਿਹੜੀ ਗੱਲ ਚੱਲਦੀ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ ਆ ਸ਼ਬਦ ਦੁਬਾਰਾ ਸੁਣੋ ਇੱਕ ਵਾਰ ਫਿਰ ਸਮਝ ਆਏਗਾ ਪੂਰਾ ਵੀ ਜਿਹੜਾ ਰੱਬ ਨੂੰ ਦੂਰ ਸਮਝਦਾ ਹੈ ਉਹ ਗਲਤੀਆਂ ਕਰਦਾ ਹੈ ਤੇ ਰੱਬ ਨੂੰ ਦੂਰ ਤਾਂ ਸਮਝਦਾ ਕਿਉਂਕਿ ਸੱਚਾ ਗਿਆਨ ਨਹੀਂ ਨਾ ਲੈਂਦਾ ਸਤਿਗੁਰੂ ਨੂੰ ਵੇਖੇ ਰੋਜ਼ ਫਿਰ ਰੱਬ ਵੀ ਦਿਸੇਗਾ ਜਿਹੜਾ ਬੰਦਾ ਸ਼ਬਦ ਦੇ ਦਰਸ਼ਨ ਕਰਨ ਲੱਗ ਪਿਆ ਨੋਟ ਕਰਕੇ ਲੈ ਲਓ ਗਰੰਟੀ ਹੈ ਲਿਖ ਕੇ ਲੈ ਲਓ ਲਿਖ ਕੇ ਸ਼ਬਦ ਦੇ ਦਰਸ਼ਨ ਕਰਨ ਲੱਗ ਜਾਓ ਰੱਬ ਦੇ ਦਰਸ਼ਨ ਆਪੇ ਹੋਣਗੇ ਸ਼ਬਦ ਦੇ ਦਰਸ਼ਨ ਸ਼ੁਰੂ ਕਰੋ ਪਰਮਾਤਮਾ ਹਰ ਇੱਕ ਵਿੱਚ ਵਸਿਆ ਨਜ਼ਰ ਆਉਣ ਲੱਗ ਜਾਏਗਾ ਪਰ ਕਿਵੇਂ ਫਿਰ ਐਦਾਂ ਫੀਲ ਹੋਏਗਾ ਸਾਜਣੜਾ ਮੇਰਾ ਨਿਕਟ ਖਲੋਇਆੜਾ ਮੇਰਾ ਜਾਨੀ ਅੜਾ ਹਰ ਨੈਣ ਅਲੋਇੜਾ ਹਰ ਨੈਣ ਅਲੋਇਆ ਘਟ ਘਟ ਅਤ ਅੰਮ੍ਰਿਤ ਪ੍ਰਿਆ ਊੜਾ ਨਾਲ ਹਵੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣਾ ਰੱਬ ਦਿਸਦਾ ਕਿਉਂ ਨਹੀਂ ਕਹਿੰਦੇ ਸਵਾਦ ਕਿਉਂ ਨਹੀਂ ਆਉਂਦਾ ਮੂਰਖ ਨੂੰ ਸਵਾਉ ਨਾ ਜਾਣਾ ਮੂੜਾ ਕਹਿੰਦੇ ਸਵਾਦ ਕਿਉਂ ਨਹੀਂ ਆਉਂਦਾ ਮਾਇਆ ਮਦ ਮਾਤਾ ਮਟੀਰੀਅਲ 'ਚ ਸੁਰਤ ਫਸੀ ਹੈ ਹੋਛੀ ਬਾਤਾਂ ਹੋਛੀਆਂ ਗੱਲਾਂ ਕਰਦਾ ਹੈ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਕਹਿੰਦੇ ਰੱਬ ਤੇ ਬਹੁਤ ਨੇੜੇ ਐ ਪਰ ਕਿਉਂ ਨਹੀਂ ਪਤਾ ਲੱਗਦਾ ਕਿਉਂਕਿ ਗੁਰੂ ਨਹੀਂ ਮਿਲਿਆ ਸ਼ਬਦ ਦੇ ਤੱਕ ਪਹੁੰਚ ਜਾ ਪਰਮਾਤਮਾ ਤੱਕ ਆਪੇ ਹੀ ਪਹੁੰਚ ਜਾਏਗਾ ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਬਰ ਨਾ ਕੋਏ ਲਓ ਆ ਸ਼ਬਦ ਸੁਣ ਲਓ ਜੀ ਪੂਰਾ ਫਿਰ ਵਿੱਚ ਦੀ ਮੈਂ ਬੋਲੂ ਨਹੀਂ ਪੂਰਾ ਸ਼ਬਦ ਸੁਣ ਲਓ ਨਿਕਟ ਬੁਝੇ ਸੋ ਬੁਰਾ ਕਿਉਂ ਕਰੇ ਵੇਖੋ ਸੰਚੈਨ ਤੂੰ ਡਰਤਾ ਫਿਰ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਨੇੜੇ ਹੈ ਗੁਰਮੁਖ ਭੇਦ ਵਿਰਲਾ ਕੋ ਨਹੈ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਆ ਗਲਤੀਆਂ ਤਾਂ ਹੀ ਕਰਦਾ ਆਹੀ ਗਲਤੀਆਂ ਕਰੇਗਾ ਫਿਰ ਜੇ ਨਹੀਂ ਨੇੜੇ ਜਾਣੇਗਾ ਤੇ ਆ ਕੁਝ ਹੀ ਕਰੇਗਾ ਨਿਕਟ ਨਾ ਦੇਖੇ ਪੜੋ ਪੜੋ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਬ ਹਿਰੈ ਮਿਥਿਆ ਕਰ ਖਾਏ ਪਈ ਠਗੋਰੀ ਹਰ ਸੰਗ ਨਾ ਜਾਣਿਆ ਬਾਜੂ ਗੁਰੂ ਧਰਮ ਭੁਲਾਨਿਆ ਨਿਕਟ ਨਾ ਜਾਣੇ ਬੋਲੇ ਕੂੜ ਮਾਇਆ ਮੋਹ ਮੂਠਾ ਹੈ ਮੂੜ ਅੰਤਰ ਵਸਤ ਦੇ ਸੰਤਰ ਜਾਏ ਬਾਜ ਗੁਰੂ ਹੈ ਪਰਮ ਬੁਲਾਏ ਜਿਸ ਸਮਸਤਕ ਕਰਮੋ ਲਿਖੇ ਆਲਦਾ ਸਤ ਗੁਰ ਸੇਵੇ ਖੁੱਲੇ ਕਪਾ ਅੰਤਰ ਬਾਹਰ ਨਿਕਟ ਸੋ ਜਨ ਨਾਨਕ ਆਵੇ ਨਾ ਜਾਵੇ ਕੋਈ ਸਤਿਗੁਰੂ ਤੋਂ ਬਿਨਾ ਪਰਮਾ ਵਿੱਚ ਫਸਿਆ ਰਹਿਣਾ ਜੀ ਇੱਥੇ ਇਹ ਸ਼ਬਦ ਵਿੱਚ ਜਿਹੜਾ ਸਾਰ ਹੈ ਨਾ ਕਹਿੰਦੇ ਸਤਿਗੁਰੂ ਬਿਨਾ ਗੱਲ ਨਹੀਂ ਬਣਦੀ ਹਰੇਕ ਸ਼ਬਦ ਵਿੱਚ ਤੁਸੀਂ ਸੁਣੋਗੇ ਵੀ ਸਤਿਗੁਰੂ ਬਿਨਾ ਤੇ ਗੱਲ ਬਣਦੀ ਨਹੀਂ ਤੇ ਆਪਾਂ ਫਿਰ ਆਪਾਂ ਇੱਕ ਬੜੀ ਵੱਡੀ ਭੁੱਲ ਹੋ ਗਈ ਖਾਤਾ ਕੁਝ ਹੈ ਨਹੀਂ ਭੁਲੇਖਾ ਪੈ ਗਿਆ ਮੈਂ ਰੱਜਿਆ ਹੋਇਆ ਇਹ ਉਦੋਂ ਵੀ ਖਤਰਨਾਕ ਹੈ ਆਪਾਂ ਸਾਰਿਆਂ ਨੂੰ ਇਦਾਂ ਲੱਗੀ ਜਾਂਦਾ ਹੈ ਵੀ ਲਿਖਿਆ ਗੁਰੂ ਵਾਲਾ ਬੰਨਾ ਚਾਹੀਦਾ ਗੁਰੂ ਬਿਨਾ ਗੱਲ ਨਹੀਂ ਬਣਨੀ ਇਹਦਾ ਮਤਲਬ ਅਸੀਂ ਤੇ ਗੁਰੂ ਵਾਲੇ ਹੈ ਹੀ ਆ ਭਲੇਖਾ ਪੈ ਗਿਆ ਗੁਰੂ ਸ਼ਬਦ ਸੀ ਸ਼ਬਦ ਦੇ ਨੇੜੇ ਤੇ ਅਜੇ ਤੱਕ ਗਏ ਹੀ ਦੇ ਕੋਲ ਦੇ ਆ ਜਾਂਦੀ ਹੈ ਲੇਕਿਨ ਸ਼ਬਦ ਤੱਕ ਅਜੇ ਸੁਰਤ ਨਹੀਂ ਗਈ ਤੁਹਾਡੇ 'ਚ ਮੇਰੇ ਕਿੰਨੇ ਵੀਰ ਹੋਣਗੇ ਜੀ ਜਰਾ ਦੱਸਿਓ ਜਿਹੜੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਹੈ ਗ੍ਰੰਥ ਦੇਹ ਗ੍ਰੰਥ ਤੇ ਵਿੱਚ ਜਿਹੜਾ ਗਿਆਨ ਹੈ ਉਹ ਕੀ ਹੈ ਗੁਰੂ ਦੇਹ ਗ੍ਰੰਥ ਗਿਆਨ ਗੁਰੂ ਦੇ ਸਾਡੀ ਦੇਹ ਤੱਕ ਪਹੁੰਚ ਗਈ ਹੁਣ ਜਿਵੇਂ ਆਪਣੀ ਦੇਹ ਤੇ ਗੁਰੂ ਜੀ ਦੀ ਦੇਹ ਨੇੜੇ ਨੇੜੇ ਹੀ ਹੈ ਆਪਾਂ ਬਿਲਕੁਲ ਨੇੜੇ ਨੇੜੇ ਬੈਠੇ ਜਿਹੜੇ ਗ੍ਰੰਥੀ ਸਿੰਘ ਨੇ ਉਹ ਤੇ ਬਿਲਕੁਲ ਨਾਲ ਹੀ ਬੈਠੇ ਨੇ ਚੌਰ ਕਰਦੇ ਆ ਤੁਹਾਡੇ ਵਿੱਚ ਕਿੰਨੇ ਵੀਰ ਹੋਣਗੇ ਜਿਨ੍ਹਾਂ ਨੇ ਜਿਨ੍ਹਾਂ ਦੀ ਦੇਹ ਗੁਰੂ ਗ੍ਰੰਥ ਸਾਹਿਬ ਦੀ ਦੇਹ ਨਾਲ ਟੱਚ ਕੀਤੀ ਹੋਏਗੀ ਹੱਥ ਲੱਗਿਆ ਹੋਣਾ ਕਈ ਵਾਰੀ ਜ਼ਿੰਦਗੀ 'ਚ ਕਈਆਂ ਨੇ ਸੀਸ ਤੇ ਗੁਰੂ ਸਾਹਿਬ ਦਾ ਸਰੂਪ ਚੁੱਕਿਆ ਹੋਣਾ ਨਾ ਜੀ ਕਈਆਂ ਨੇ ਹੋ ਗਿਆ ਭਲਾ ਉਹਨਾਂ ਦਾ ਮੈਲ ਨਿਕਲ ਗਈ ਦਿਮਾਗ 'ਚ ਮੰਦ ਸਰੀਰ ਤੇ ਨਹੀਂ ਇਧਰ ਸੁਣੋ ਜੀ ਉਹ ਅੰਦਰ ਹੈ ਇਧਰ ਸੁਣੋ ਉਹ ਮੈਲ ਹੈ ਜਿਹੜੀ ਉਹ ਅੰਦਰ ਹੈ ਸੁਰਤ ਵਿੱਚ ਹੈ ਦੇਹ ਨਾਲ ਤੇ ਦੇਹ ਟੱਚ ਵੀ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਐਦਾਂ ਸੀਸ ਤੇ ਚੁੱਕਣ ਵਾਲੇ ਹੱਥ ਵੀ ਲਾ ਦਿੰਦੇ ਐ ਐਦਾਂ ਸੀਸ ਤੇ ਚੁੱਕਦੇ ਐ ਸਾਡੇ ਵਰਗੇ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਂਦੇ ਐ ਗੁਰਦੁਆਰਿਆਂ 'ਚ ਰਹਿਣ ਵਾਲੇ ਜਿਨ੍ਹਾਂ ਦੀਆਂ ਡਿਊਟੀਆਂ ਹੀ ਇਹ ਨੇ ਗੁਰਦੁਆਰੇ 'ਚ ਹੱਥ ਲਾਉਣਾ ਗੁਰੂ ਸਾਹਿਬ ਜੀ ਨੂੰ ਸਰੂਪ ਲੈ ਕੇ ਜਾਣਾ ਪ੍ਰਕਾਸ਼ ਕਰਨਾ ਦੇਹ ਨਾਲ ਦੇਹ ਟੱਚ ਕਰਦੀ ਹੈ ਪਰ ਇਹ ਉਹੀ ਪੰਕਤੀ ਪੜੋ ਜਿਹੜੀ ਆਨੰਦ ਕਾਰਜਾਂ ਤੇ ਪੜਦੇ ਹੋ ਧੰਨ ਪਿਰ ਇਹ ਨਾ ਆਖੀਏ ਬਹਿਨ ਇਕੱਠੇ ਕਹਿੰਦੇ ਇਕੱਠੇ ਬਹਿ ਜਾਓ ਪਤੀ ਪਤਨੀ ਨਹੀਂ ਸਿੱਖ ਗੁਰੂ ਨਹੀਂ ਜੇ ਇਕੱਠੇ ਬਹਿ ਗਏ ਆਪਾਂ ਤੇ ਇਕੱਠੇ ਬੈਠੇ ਆ ਕਹਿੰਦੇ ਇੱਥੋਂ ਨਹੀਂ ਮੰਨਿਆ ਜਾਣਾ ਵੀ ਸਿੱਖ ਨੇ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਹੈ ਸੋਏ ਪਤੀ ਪਤਨੀ ਉਹਨਾਂ ਨੂੰ ਮੰਨੋ ਜੋਤ ਇੱਕ ਹੈ ਜੋਤ ਦਾ ਅਰਥ ਹੁੰਦਾ ਗਿਆਨ ਜਿਨ੍ਹਾਂ ਦੇ ਵਿਚਾਰ ਇੱਕ ਨੇ ਉਹਨਾਂ ਨੂੰ ਪਤੀ ਪਤੀ ਮੰਨੋ ਇਹ ਨਾ ਵੀ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਤੇ ਪਤੀ ਪਤਨੀ ਨੇ ਜੇ ਵਿਚਾਰ ਇੱਕ ਨਹੀਂ ਤੇ ਦੋ ਦੇਹਾਂ ਦੇ ਮਿਲਣ ਨੂੰ ਮਿਲਣ ਨਹੀਂ ਕਹਿੰਦੇ ਠੀਕ ਹੈ ਨਾ ਜੀ ਗੱਲ ਫਿਰ ਸਿੱਖ ਦੀ ਦੇਹ ਤੇ ਗੁਰੂ ਦੀ ਦੇਹ ਨੂੰ ਮਿਲਣ ਨੂੰ ਮਿਲ ਕਿਵੇਂ ਕਹਿ ਦਿਆਂਗੇ ਜਿੰਨਾ ਚਿਰ ਵਿਚਾਰ ਹੀ ਨਹੀਂ ਮਿਲਦੇ ਆਖੋ ਸਤਨਾਮ ਮੇਰੀ ਵਾਹ ਸੋਚ ਨਹੀਂ ਮਿਲਦੀ ਪਤੀ ਪਤਨੀ ਨੂੰ ਵਿਆਹੇ ਤਾਂ ਜਾਣੋ ਜੇ ਦੋਵਾਂ ਦੀ ਸੋਚ ਇੱਕ ਹੋਵੇ ਸਿੱਖ ਤੇ ਗੁਰੂ ਦਾ ਵਿਆਹ ਤਾਂ ਮੰਨਾਂਗੇ ਜਿੱਦਣ ਇਹਨਾਂ ਦੋਨਾਂ ਦੀ ਸੋਚ ਇੱਕ ਹੋਵੇ ਜੇ ਸੋਚ ਨਾ ਮਿਲੇ ਫਿਰ ਆਪਾਂ ਕਹਿ ਦਿੰਦੇ ਆ ਵੀ ਤੁਸੀਂ ਤਲਾਕ ਹੀ ਲੈ ਲਓ ਭਾਈ ਜਦੋਂ ਤੁਹਾਡੀ ਸੋਚ ਤੇ ਮਿਲਦੀ ਨਹੀਂ ਫਿਰ ਇਕੱਠੇ ਬਹਿਣ ਦਾ ਵੀ ਕੀ ਫਾਇਦਾ ਬਈ ਭਲੇਖਾ ਜਾ ਕਿਉਂ ਪਾਲੀ ਬੈਠੇ ਹੋ ਵੀ ਪਤੀ ਪਤਨੀ ਆ ਵਿਚਾਰ ਤੇ ਤੁਹਾਡੇ ਮਿਲਦੇ ਨਹੀਂ ਫਿਰ ਤੂੰ ਤੇ ਤਲਾਕ ਲੈ ਲੈ ਐ ਤੇ ਲੱਗੇਗਾ ਨਾ ਮੈਂ ਕੱਲਾ ਫਿਰ ਫਿਰ ਇਦਾਂ ਉਹ ਤਾਂ ਕੋਈ ਮੈਨੂੰ ਲੱਗਦਾ ਬਾਬਾ ਵੈਸੇ ਹੀ ਬੋਲੀ ਜਾਂਦਾ ਆਪੇ ਹੀ ਬੋਲੀ ਜਾਂਦਾ ਚਲੋ ਕੋਈ ਨਹੀਂ ਬੋਲੀ ਜਾਣਦੇ ਤੁਸੀਂ ਆਪਣਾ ਉਹ ਕੋਈ ਵੈਸੇ ਹੀ ਪਤਾ ਨਹੀਂ ਕਿੰਨੇ ਕੁ ਵਿਚਾਰ ਇੱਥੇ ਭਰੇ ਪਏ ਆ ਜੀ ਫੀਡ ਹੋਏ ਪਏ ਜਿੰਨਾ ਚਿਰ ਡਿਲੀਟ ਨਾ ਹੋਣ ਫਿਰ ਪਤਾ ਨਹੀਂ ਕੀ ਕੁਝ ਹੋ ਜਾਂਦਾ ਦਿਮਾਗ ਬੰਦੇ ਦਾ ਇਦਾਂ ਦਾ ਹੀ ਪਤਾ ਹੀ ਨਹੀਂ ਲੱਗਦਾ ਉਹ ਵਿੰਡੋ ਖੋਲੀ ਜਾਂਦਾ ਖੋਲੀ ਜਾਂਦਾ ਕੰਪਿਊਟਰ ਹੁਣ ਜੇ ਉਹਨੂੰ ਬੰਦ ਨਾ ਕਰਨਾ ਆਵੇ ਨਾ ਤੇ ਹੈਂਗ ਹੀ ਹੋ ਜਾਂਦਾ ਸਾਰਾ ਕੁਝ ਜਿਹੜੇ ਹੁਣ ਫੋਨ ਹੈ ਤੁਸੀਂ ਹੁਣ ਇੱਕ ਐਪ ਖੋਲ ਲਓ ਦੂਜੀ ਖੋਲ ਲਓ ਤੀਜੀ ਖੋਲ ਲਓ ਚੌਥੀ ਖੋਲ ਸਾਰੀ ਐਪਸ ਜਿਹੜੀਆਂ ਨੇ ਖੋਲੀ ਚੱਲੋ ਵੀ ਆ ਵੀ ਖੋਲ ਲਈ ਆ ਵੀ ਸਾਰੀਆਂ ਖੋਲ ਲਓ ਉਹ ਮੁੜ ਕੇ ਫਿਰ ਉਹਨੇ ਬੰਦ ਹੀ ਹੋ ਜਾਣਾ ਵੀ ਤੂੰ ਮਗਰੋਂ ਲੈ ਮੈਂ ਤਾਂ ਬੰਦ ਹੀ ਨਹੀਂ ਹੋ ਜਾਂਦਾ ਤਾਂ ਫੋਨ ਵੀ ਮੈਂ ਨਹੀਂ ਹੁਣ ਤੇ ਫਿਰ ਬਸ ਦੀ ਗੱਲ ਸਾਡਾ ਵੀ ਇਹੀ ਹਾਲ ਕਿਤਾਬ ਸਾਫ ਕਿਤਾਬ ਹੈ ਪਿਆਰਿਓ ਪਤਾ ਨਹੀਂ ਇੱਥੇ ਕਿੰਨਾ ਕੁਝ ਖੋਲੀ ਜਾਂਦੇ ਆ ਮੁੜ ਕੇ ਇਕੱਠਾ ਕਰਨਾ ਨਹੀਂ ਆਉਂਦਾ ਕੰਟਰੋਲ ਕੋਈ ਮਾਈਂਡ ਤੇ ਹੈ ਨਹੀਂ ਕੋਈ 2-4 ਮਿੰਟ ਸੰਨ ਲਾਓ ਆਪਣੇ ਆਪ ਨੂੰ ਬੰਦਾ ਘੰਟਾ ਅੱਧਾ ਘੰਟਾ ਸਵੇਰੇ ਬੈਠੇ ਕੱਲਾ ਬੈਠੇ ਆਪਣੇ ਆਪ ਨਾਲ ਗੱਲ ਕਰੋ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਆਪ ਵਿੱਚ ਡੁੱਬੋ ਆਪਣੇ ਆਪ ਨੂੰ ਸੰਨ ਲਾਓ ਆਪੇ ਦੀ ਖੋਜ ਕਰੋ ਆਪਣੇ ਆਪ ਨੂੰ ਵੇਖੋ ਮਨ ਦੀ ਪੱਤਰੀ ਨੂੰ ਵਾਚੋ ਕੀ ਕੀ ਅੰਦਰ ਚੱਲ ਰਿਹਾ ਹੈ ਉਥਲ ਪੁਥਲ ਜਿਹੜੀ ਹੈ ਇਹਨੂੰ ਵੇਖਣਾ ਸ਼ੁਰੂ ਕਰੋ ਕਮਾਲ ਦੀ ਗੱਲ ਹੈ ਵਿਚਾਰਾਂ ਨੂੰ ਵੇਖਣਾ ਸ਼ੁਰੂ ਕਰ ਦਿਓ ਸ਼ਾਂਤ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਗੰਦ ਦਿਸ ਜਾਂਦਾ ਨਾ ਅੰਦਰ ਪਿਆ ਮੈਲ ਚਲੋ ਇਹ ਵਿਸ਼ਾ ਵੱਖਰਾ ਹੈ ਕਿਉਂਕਿ ਮੈਡੀਟੇਸ਼ਨ ਇਹ ਧਿਆਨ ਦਾ ਟੌਪਿਕ ਡਿਫਰੈਂਟ ਹੈ ਪਰ ਚਲੋ ਇੰਨਾ ਕੁ ਬੇਨਤੀ ਕਰ ਦਿੰਦਾ ਵੀ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਇਦਾਂ ਵੇਖਾਂਗੇ ਉਹ ਨਾਲ ਦੀ ਨਾਲ ਘਟਨੇ ਮੈਲੇ ਵਿਚਾਰ ਹੁੰਦੇ ਨੇ ਆਪਣੇ ਆਪ ਹੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਸ਼ਰਮ ਆਉਣ ਲੱਗ ਜਾਂਦੀ ਹੈ ਆਪਣੇ ਆਪ ਵੱਲ ਵੇਖ ਕੇ ਜਿਹੜੇ ਬੰਦੇ ਆਪਣੇ ਆਪ ਨੂੰ ਪੜਨਾ ਸ਼ੁਰੂ ਕਰ ਦਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਆਪਣੇ ਵਿਚਾਰ ਜਦੋਂ ਪੜਦਾ ਬੰਦਾ ਕੱਲਾ ਬਹਿ ਕੇ 5-7 ਮਿੰਟ ਲਾਉਂਦਾ ਹੈ ਫਿਰ ਇਹ ਘਟਨੇ ਸ਼ੁਰੂ ਹੋ ਜਾਂਦੇ ਆ ਤਾਂ ਕਰਕੇ ਭਾਈ ਨਹੀਂ ਤੇ ਪਤਾ ਹੀ ਨਹੀਂ ਕੀ ਕੁਛ ਇੱਥੇ ਇੱਥੇ ਚੱਲੀ ਜਾਂਦਾ ਹੈ ਆਪੇ ਹੀ ਬੋਲੀ ਜਾਂਦਾ ਆਪੇ ਹੀ ਆਪੇ ਹੀ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪੈਣਾ ਜੀ ਕਿਸ ਕਿਸ ਤਰ੍ਹਾਂ ਦੀ ਸਟ੍ਰੈਸ ਪੈ ਜਾਣੀ ਹੈ ਜਿੰਨਾ ਚਿਰ ਅੰਦਰੋਂ ਸਟਰੋਂਗ ਨਹੀਂ ਹੁੰਦੇ ਗੁਰਬਾਣੀ ਦਾ ਗਿਆਨ ਲੈ ਕੇ ਸਾਡੇ ਅਸੀਂ ਕਦੋਂ ਬੌਲੇ ਜੇ ਬਣ ਜਾਣਾ ਪਤਾ ਹੀ ਨਹੀਂ ਲੱਗਣਾ ਅਸੀਂ ਕਦੋਂ ਆਪੇ ਹੀ ਬੋਲਣ ਲੱਗ ਜਾਣਾ ਪਤਾ ਹੀ ਨਹੀਂ ਲੱਗਣਾ ਸਾਨੂੰ ਕਦੋਂ ਪਾਗਲਖਾਨੇ ਦੀ ਲੋੜ ਪੈ ਜਾਣੀ ਹੈ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਸਾਡੀ ਜ਼ਿੰਦਗੀ 'ਚ ਦਾ ਸਮਾਂ ਆ ਜਾਣਾ ਤੇ ਜੇ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਆਪਣੇ ਵਿਚਾਰਾਂ ਨੂੰ ਸੁਧਾਰਾਂਗੇ ਤਾਂ ਗੱਲ ਬਣਦੀ ਹੈ ਸੋ ਮੇਰੀ ਬੇਨਤੀ ਨੂੰ ਸੁਣਿਓ ਸ਼ਰੀਰਾਂ ਦੇ ਮਿਲ ਜਾਣ ਨੂੰ ਮਿਲਣਾ ਨਹੀਂ ਕਹਿੰਦੇ ਸ਼ਰੀਰਾਂ ਦੇ ਮਿਲ ਜਾਣ ਨੂੰ ਮਿਲਣਾ ਨਹੀਂ ਕਹਿੰਦੇ ਹੁਣ ਜਿਵੇਂ ਮੇਰੇ ਵਰਗਾ ਆਨੰਦ ਕਾਰਜ ਕਰਾਉਣ ਦਾ ਜੇ ਕੋਈ ਮੈਨੂੰ ਕਹੇ ਵੀ ਆਨੰਦ ਕਾਰਜ ਕਰਾਓ ਤੇ ਮੇਰੇ ਵਰਗਾ ਤਾਂ ਗੁਰੂ ਸਾਹਿਬ ਦੀ ਤਾਬਿਆ ਬਹਿ ਕੇ ਕਹਿੰਦਾ ਹੀ ਹੈ ਭਾਈ ਪਤੀ ਪਤਨੀ ਦਾ ਮਿਲਣਾ ਦੇਹਾਂ ਦਾ ਮਿਲਣਾ ਨਹੀਂ ਮਨ ਦਾ ਮਿਲਣਾ ਹੈ ਤੇ ਲਾੜਾ ਕੋ ਪੁੱਛ ਲੈ ਬਾਬਾ ਤੂੰ ਵੀ ਤੇ ਬੈਠਾ ਹੀ ਹੈ ਮਰ ਦੀ ਤਾਬਿਆ ਤੇਰਾ ਮਨ ਮਿਲ ਗਿਆ ਗੁਰੂ ਦੇ ਨਾਲ ਦੇ ਤੇ ਤੇਰੀ ਵੀ ਦੇ ਦੇ ਕੋਲ ਹੀ ਹੈ ਤੂੰ ਵੀ ਤੇ ਟੱਚ ਕਰਦਾ ਹੱਥ ਲਾਉਣਾ ਸਿਰ ਤੇ ਚੁੱਕਦਾ ਰੋਜ਼ ਤੇਰਾ ਮਨ ਮਿਲ ਗਿਆ ਮਨ ਮਿਲੇ ਮਨ ਮਿਲੇ ਤਾਂ ਗੱਲ ਬਣਦੀ ਭਾਈ ਵਿਚਾਰ ਮਿਲ ਜਾਣ ਗੁਰੂ ਜੀ ਦੇ ਵਿਚਾਰਾਂ ਵਰਗੇ ਵਿਚਾਰ ਹੋ ਜਾਣ ਗੁਰੂ ਜੀ ਦੀ ਸੋਚ ਵਰਗੀ ਸਾਡੀ ਸੋਚ ਹੋਵੇ ਫੈਸਲੇ ਲੈ ਸਕੀਏ ਵਧੀਆ ਵਧੀਆ ਚਲੋ ਜੋ ਗੱਲ ਚੱਲਦੀ ਸੀ ਸ਼ਬਦ ਚੱਲਦਾ ਸੀ ਪੂਰੇ ਗੁਰ ਕਾ ਸੁਣ ਉਪਦੇਸ਼ ਉਪਦੇਸ਼ ਸੁਣਿਆ ਕਰ ਸੁਣਨਾ ਕਿੰਨੇ ਆ ਕੰਨਾਂ ਨੇ ਨਹੀਂ ਸੁਣਨਾ ਮਨ ਨੇ ਸੁਣਨਾ ਮਨ ਨੇ ਸੁਣਨਾ ਹੈ ਮਨ ਨੇ ਬਦਲਣਾ ਹੈ ਮਨ ਨੇ ਸੁਧਰਨਾ ਹੈ ਮਨ ਸੁਣੇ ਕੱਲੇ ਕੰਨ ਨਾਲ ਜੀ ਸੁਣ ਜੇ ਕੱਲੇ ਕੰਨ ਸੁਣਦੇ ਨੇ ਕਬੀਰ ਸੱਚਾ ਸਤਗੁਰ ਲੋ ਪੜੋ ਸੱਚਾ ਵੀ ਗੁਰੂ ਹੈ ਕੀ ਕਰ ਕਰੇਗਾ ਜੇ ਅਸੀਂ ਸੁਣ ਕੇ ਮੰਨਣਾ ਹੀ ਨਹੀਂ ਪੜੋ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦੇ ਇੱਕ ਨਾ ਲਗਈ ਜਿਉ ਬਾਸ ਬਜਾਈਏ ਫੂਕ ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਜੀ ਬਾਸ ਵਿੱਚ ਫੂਕ ਮਾਰੋ ਦੂਜੇ ਪਾਸੇ ਲੰਘ ਜਾਂਦੀ ਏ ਕਹਿੰਦੇ ਇਸੇ ਤਰ੍ਹਾਂ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਜਿਹੜੇ ਬੰਦੇ ਨੇ ਸੁਣ ਕੇ ਕਮਾਉਣਾ ਨਹੀਂ ਗੁਰੂ ਭਾਵੇਂ ਸੱਚਾ ਵੀ ਹੋਵੇ ਕੀ ਕਰੇ ਜੇ ਬੰਦੇ ਨੇ ਮੰਨਣੀ ਹੋਈ ਨਹੀਂ ਟੀਚਰ ਭਾਵੇਂ ਬਹੁਤ ਕਮਾਲ ਦਾ ਕੋਈ ਕਮੀ ਨਹੀਂ ਪੜਿਆ ਲਿਖਿਆ ਬਹੁਤ ਵਧੀਆ ਪੜਾਉਂਦਾ ਹੈ ਜਿਹੜਾ ਨਿਆਣਾ ਪੜਨਾ ਹੀ ਨਹੀਂ ਚਾਹੁੰਦਾ ਉਹਦਾ ਕੀ ਕਰੀਏ ਜਿਹੜਾ ਬੱਚਾ ਪੜਨਾ ਹੀ ਨਹੀਂ ਚਾਹੁੰਦਾ ਖੇਡ ਕੇ ਮੁੜਦਾ ਹੈ ਉਹਦਾ ਕੀ ਕਰੀਏ ਸਤਿਗੁਰੂ ਤੇ ਬੜਾ ਵਧੀਆ ਗਿਆਨ ਦਿੰਦੇ ਆ ਉਹਨਾਂ ਦਾ ਕੀ ਕਰੀਏ ਜਿਹੜੇ ਲੰਗਰ ਖਾ ਕੇ ਮੁੜ ਜਾਂਦੇ ਐ ਜਿਹੜੇ ਪ੍ਰਸ਼ਾਦਾ ਛੱਕ ਕੇ ਮੁੜ ਜਾਂਦੇ ਐ ਸਵੇਰੇ 4 ਵਜੇ ਉੱਠ ਕੇ ਪ੍ਰਭਾਤ ਫੇਰੀ ਆਈ ਹੈ ਪ੍ਰਭਾਤ ਫੇਰੀ ਆਈ ਹੈ 6 ਵਜੇ ਤੱਕ ਗੇੜੇ ਦਿੰਦੇ ਰਹੇ ਖਾ ਕੇ ਪੂੜੀਆਂ ਘਰੋ ਘਰ ਪਹੁੰਚ ਕੇ ਕਹਿੰਦੇ ਲਓ ਜੀ ਪ੍ਰਭਾਤ ਫੇਰੀ ਆਈ ਹੈ ਹੋ ਗਈ ਪ੍ਰਭਾਤ ਸਾਰਿਆਂ ਸ਼ਹਿਰਾਂ 'ਚ ਪ੍ਰਭਾਤ ਫੇਰੀਆਂ ਹੁੰਦੀਆਂ ਸਵੇਰੇ ਕਈ ਪ੍ਰਭਾਤ ਫੇਰੀਆਂ ਤੇ ਜਾਣਗੇ ਜਿਹੜੇ ਜਿਹੜੇ ਟੀਵੀ ਵਾਲਿਆਂ ਕੋਲ ਤੁਰੇ ਫਿਰਨਗੇ ਜੀ ਜਨਮ ਪੱਤਰੀ ਦੱਸ ਦਿਓ ਜੀ ਮੇਰੀ ਮੇਰੀ ਜਨਮ ਪੱਤਰੀ 'ਚ ਕੀ ਲਿਖਿਆ ਜੀ ਉਹ ਫਿਰਦੇ ਨੇ ਇੱਥੇ ਤੁਰੇ ਫਿਰਦੇ ਕੁੰਡਲੀਆਂ ਮਲਾਉਂਦੇ ਫਿਰਦੇ ਆ ਜੀ ਜਿਹਨੇ ਜ਼ਿੰਦਗੀ ਵਿੱਚ ਤੇ ਪ੍ਰਭਾਤ ਕੋਈ ਨਾ ਨਾ ਆਈ ਜ਼ਿੰਦਗੀ ਵਿੱਚ ਤੇ ਕੋਈ ਚੇਂਜ ਨਾ ਨਾ ਆਈ ਭਾਈ ਇਸ ਕਰਕੇ ਗੁਰਬਾਣੀ ਦਾ ਗਿਆਨ ਮਨ ਦੇ ਤਲ ਤੇ ਸੁਣੀਏ ਮਨ ਸੁਣੇ ਮਨ ਸੁਣੇ ਪੂਰੇ ਗੁਰ ਕਾ ਸੁਣ ਉਪਦੇਸ਼ ਤੇ ਪਰਮਾਤਮਾ ਨੂੰ ਹਰ ਵੇਲੇ ਨੇੜੇ ਨੇੜੇ ਜਾਣ ਪਾਰ ਬ੍ਰਹਮ ਨਿਕਟ ਕਰ ਤੇਕ ਨੇੜੇ ਜਾਣ ਵੀ ਰੱਬ ਨੇੜੇ ਹੈ ਪਰਮਾਤਮਾ ਨੇੜੇ ਹੈ ਵਾਹਿਗੁਰੂ ਜੀ ਹਰ ਵੇਲੇ ਮੇਰੇ ਨੇੜੇ ਹੈ ਮੈਨੂੰ ਵੇਖਦੇ ਹੈ ਜਿਹੜਾ ਨੇੜੇ ਜਾਣੇਗਾ ਉਹ ਗਲਤੀ ਨਹੀਂ ਕਰੇਗਾ ਕੋਈ ਜਿਹੜਾ ਪ੍ਰਮਾਤਮਾ ਨੂੰ ਇਦਾਂ ਵੀ ਮੈਨੂੰ ਅੱਗੋਂ ਵੀ ਵੇਖਦਾ ਪਿੱਛੋਂ ਹਰ ਪਾਸੇ ਮੇਰਾ ਮਾਲਕ ਮੈਨੂੰ ਵੇਖਦਾ ਹੈ ਉਹ ਕੋਈ ਗਲਤੀ ਕਿਵੇਂ ਕਰੇਗਾ ਉਹਨੇ ਕੋਈ ਗਲਤੀ ਕੋਈ ਮਾੜਾ ਕੰਮ ਕਰਨਾ ਹੀ ਨਹੀਂ ਅੱਗੋਂ ਦੇਖਿਆ ਹਟ ਪਟਣਾ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਆ ਗਿਆਨ ਐਦਾਂ ਦਾ ਗਿਆਨ ਮਿਲਣਾ ਪਿਆਰਿਓ ਐਦਾਂ ਐਦਾਂ ਖਰੀਆਂ ਖਰੀਆਂ ਸੁਣਾਉਣੀਆਂ ਨੇ ਗੁਰੂ ਸਾਹਿਬ ਨੇ ਗਿਆਨ ਦੇ ਥੌੜੇ ਮਾਰ-ਮਾਰ ਕੇ ਸਾਡੇ ਚਿੱਪ ਕੱਢਣੇ ਆ ਜੀ ਇਹ ਗਿਆਨ ਕਿਸੇ ਕਬਰ ਤੋਂ ਮਿਲੇਗਾ ਇਦਾਂ ਦਾ ਬੋਲੋ ਜੀ ਕੋਈ ਕਬਰ ਬੋਲ ਕੇ ਐ ਸਮਝਾਊ ਦੱਸੋ ਬੋਲੋ ਸੱਪਾਂ ਨੂੰ ਗੁਰੂ ਮੰਨੀ ਜਾਂਦੇ ਆ ਜੀ ਕਿਸੇ ਸੱਪ ਦੀ ਜਗ੍ਹਾ ਤੋਂ ਇਹੋ ਜੀਆਂ ਆਵਾਜ਼ਾਂ ਆਉਣਗੀਆਂ ਮੈਨੂੰ ਭਾਵੇਂ ਗਾਲਾਂ ਹੀ ਕੱਢ ਲਿਓ ਹੋਰ ਸੁਣ ਲਓ ਥੋੜਾ ਜਿਹਾ ਤਿੱਖੀ ਗੱਲ ਤੁਹਾਡੇ ਖੇੜੇ ਖੂੜੇ ਜਿਹੜੇ ਬਣਾਏ ਆ ਤੁਸੀਂ ਉਹ ਇਦਾਂ ਬੋਲਣਗੇ ਉਥੋਂ ਆ ਗਿਆਨ ਮਿਲਦਾ ਹੈ ਬੋਲੋ ਜੀ ਗਾਲਾਂ ਹੀ ਕੱਢ ਲਿਓ ਮੈਨੂੰ ਕੋਈ ਗੱਲ ਨਹੀਂ ਮੈਨੂੰ ਕੋਈ ਖਤਰਾ ਨਹੀਂ ਅੱਗੇ ਬਥੇਰੀਆਂ ਖਾਂਦੇ ਆ ਲੋਕਾਂ ਦੀ ਹੋਰ ਖਾ ਲਾਂਗੇ ਦੋ ਚਾਰ ਜਗਾ ਜਗਾ ਪਿੰਡਾਂ ਦੇ ਵਿੱਚ ਬਣਾਏ ਆ ਸ਼ਰੀਕ ਇਸ ਗਿਆਨ ਦੇ ਸੱਚਾ ਗੁਰੂ ਲੈਣ ਸੱਚਾ ਗਿਆਨ ਲੈਣਾ ਹੈ ਕੋਈ ਮੇਰਾ ਹਿੰਦੂ ਵੀਰ ਹੈ ਜਿੰਨੂੰ ਮਰਜ਼ੀ ਮੰਨੇ ਕੋਈ ਮੁਸਲਮਾਨ ਵੀਰ ਹੈ ਜਿੰਨੂੰ ਮਰਜ਼ੀ ਮੰਨਦਾ ਰਵੇ ਜੇ ਮੰਨਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਆ ਇਹਨਾਂ ਨੂੰ ਗੁਰੂ ਮੰਨਦੇ ਆ ਫਿਰ ਆਹ ਬਚਨ ਜਿਹੜੇ ਇਹ ਸੁਣਾਉਂਦੇ ਆ ਅੱਖਾਂ ਖੋਲਦੇ ਆ ਦਿਮਾਗ ਖੋਲਦੇ ਆ ਇਹ ਕਿੱਥੋਂ ਮਿਲੇਗਾ ਕਿਹੜੀ ਕਬਰ ਬੋਲੂ ਕਿਹੜੀ ਜਗ੍ਹਾ ਤੋਂ ਗਿਆਨ ਲਾਉਂਗੇ ਆ ਬਾਬਾ ਚੁੱਪ ਕਰ ਜੇ ਤੇ ਚੰਗਾ ਨਹੀਂ ਆਲੇ ਦੁਆਲੇ ਵਾਲੇ ਬਹੁਤ ਤੰਗ ਨੇ ਬੰਦੇ ਕੋਈ ਨਹੀਂ ਬਠਾ ਇੱਕ ਸੁਣੋ ਸੁਣੋ ਇੱਕ ਇੱਕ ਮਿੰਟ ਇੱਕ ਮਿੰਟ ਸੁਣੋ ਸੁਣੋ ਬਈ ਇੱਕ ਮਿੰਟ ਬਹਿ ਜਾਓ ਨੋਹ ਕਲੋਨੀਆਂ ਇੱਕ ਮਿੰਟ ਵੇਖ ਲਈਏ ਕਹਿ ਕੇ ਜੇ ਸੁਣ ਲਵੇ ਮੰਨਣੀ ਨਹੀਂ ਇਹਨੇ ਕੋਈ ਉਧਰ ਬਿਠਾ ਦੇ ਆਰਾਮ ਨਾਲ ਆਰਾਮ ਆਰਾਮ ਨਾਲ ਆਰਾਮ ਨਾਲ ਲੰਘਾਇਓ ਉਹ ਬਾਪੂ ਨਾ ਵਿਚਾਰਾ ਮੈਨੂੰ ਲੱਗਦਾ ਜਾਂ ਤੇ ਉਹ ਵੈਸੇ ਹੀ ਮੈਂਟਲੀ ਤੁਹਾਨੂੰ ਪਤਾ ਹੀ ਹੋਣਾ ਤੁਹਾਡੇ ਇਲਾਕੇ ਦਾ ਇਦਾਂ ਹੀ ਹੈ ਹੋਰ ਕਿਤੋਂ ਆਇਆ ਅੱਛਾ ਉਹ ਫਿਰ ਬਾਬਾ ਆਪੇ ਹੀ ਬੋਲੀ ਜੇ ਜਾਂਦਾ ਜਿਹੜੇ ਆਲੇ ਦੁਆਲੇ ਬੈਠੇ ਬੰਦੇ ਆ ਨਾ ਉਹ ਬੜੇ ਤੰਗ ਹੋ ਰਹੇ ਸੀ ਆ ਜਿਹੜੇ ਇੱਥੇ ਆਲੇ ਦੁਆਲੇ ਕਿਉਂਕਿ ਮੈਨੂੰ ਇੱਥੇ ਬੈਠੇ ਨੂੰ ਦਿਸੀ ਜਾਂਦਾ ਨਾ ਵੀ ਉਹ ਦੁਖੀ ਬੜੇ ਸੀ ਮੇਰੀ ਗੱਲ ਨਹੀਂ ਸੁਣਦੇ ਉਹ ਉਹ ਬੋਲੀ ਜਾਂਦਾ ਵਿੱਚ ਦੋ ਲੈਕਚਰ ਚੱਲਦੇ ਨੇ ਉਹ ਆਪਣਾ ਲੈਕਚਰ ਦੇਈ ਜਾਂਦਾ ਸੀ ਬੈਠਾ ਇੱਥੇ ਵਾਲਾ ਸਟੇਜ ਵਾਲੀ ਗੱਲ ਸਮਝ ਨਹੀਂ ਆਉਂਦੀ ਉਹ ਆਪਣਾ ਬੋਲੀ ਜਾਂਦਾ ਉਹ ਨਹੀਂ ਚੁੱਪ ਕੀਤਾ ਜਦੋਂ ਦਾ ਦੀਵਾਨ ਸ਼ੁਰੂ ਹੋਇਆ ਉਹ ਬੋਲੀ ਜਾਂਦਾ ਬਾਬਾ ਵੀ ਆਰਾਮ ਨਾਲ ਨਹੀਂ ਵੈਸੇ ਤੇ ਬਾਹਰ ਹੀ ਉਹ ਭਾਈ ਗੱਲ ਸੁਣੋ ਅਗਾਹ ਹੀ ਲੰਘਾ ਦੇਣਾ ਉਹ ਦੇਖੋ ਉਹ ਪਰਦੇ ਦੇ ਵਿੱਚੋਂ ਦੀ ਬਾਹਰਲੇ ਪਾਸੇ ਬੈਠ ਜਾਣਾ ਹੁਣ ਇੱਥੇ ਫੇਰ ਬੋਲਣ ਲੱਗ ਜਾਣਾ ਇਹਨੇ ਇੱਥੋਂ ਦੀ ਬਾਹਰ ਲੰਘਾ ਲੈ ਬਾਪੂ ਜੀ ਉਧਰ ਚਾਹ ਪਾਣੀ ਪਿਆ ਦੇ ਲੰਗਰ ਚ ਲੈ ਜਾ ਸੇਵਾ ਕਰ ਤੂੰ ਨਾਲ ਹੀ ਲੈ ਜਾ ਪਿਆਰਿਆ ਇੰਨੀ ਕਿ ਸੇਵਾ ਤੂੰ ਆਪ ਹੀ ਕਰ ਲੈ ਲੋ ਹੁਣ ਇੱਧਰ ਸੁਣਿਓ ਬਈ ਚਲੋ ਕਈ ਚਲੋ ਹੁਣ ਆਓ ਬਸ ਹਿਲ ਹਿਲ ਜੁਲ ਨਾ ਹੋਵੇ ਗੱਲ ਕੀ ਚੱਲਦੀ ਹਾਂ ਆ ਆ ਬਚਨ ਨੇ ਜਿਹੜੇ ਸਤਿਗੁਰੂ ਦੇ ਲਓ ਵੀ ਸੁਣੋ ਕਿਹੜੀ ਕਬਰ ਤੋਂ ਸੁਣੋਗੇ ਕਿਹੜੀਆਂ ਬੁੱਗਿਆਂ ਦੀਆਂ ਜਗ੍ਹਾ ਬੋਲਣਗੀਆਂ ਸੱਪ ਬੋਲੂ ਆ ਇਹੋ ਜਿਹਾ ਗਿਆਨ ਰਹੂ ਤੇ ਆ ਸੱਚਾ ਗਿਆਨ ਇਦਾਂ ਦਾ ਤੇ ਤੈਨੂੰ ਕੀ ਲੱਗਦਾ ਹੈ ਨਹੀਂ ਫੜਿਆ ਗਿਆ ਨਹੀਂ ਪਤਾ ਲੱਗਿਆ ਪਰ ਉਹਦੇ ਤੋਂ ਕਿਹੜਾ ਛਪਾ ਲਏਗਾ ਪਰਮਾਤਮਾ ਤੇ ਸਭ ਕੁਝ ਵੇਖਦਾ ਹੈ ਲੋ ਫੇਰ ਪੜੋ ਪੰਕਤੀ ਆ ਗਿਆਨ ਰੋਜ਼ ਲੈਣਾ ਸ਼ਬਦ ਦੇ ਦਰਸ਼ਨ ਕਰਨੇ ਆ ਗਿਆਨ ਦੇ ਥੋੜੇ ਵੱਜਣਗੇ ਤਾਂ ਦਿਮਾਗ ਸਾਡਾ ਸੈੱਟ ਰਹੇਗਾ ਭਾਈ ਤਾਂ ਸਾਡੀ ਸੁਰਤ ਨੇ ਗਤੀ ਕਰਨੀ ਹੈ ਐਦਾਂ ਦੇ ਸ਼ਬਦ ਰੋਜ਼ ਪੈਣਗੇ ਆ ਸੁਰਤ ਫੇਰ ਜਿਵੇਂ ਪਾਣੀ ਪਾਣਿਆ ਨਾ ਦਰਖਤ ਐ ਬਾਹਰ ਨੂੰ ਆਉਂਦਾ ਫਿਰ ਵੱਧਦਾ ਹੈ ਆ ਸੱਚਾ ਗਿਆਨ ਰੋਜ਼ ਪਏਗਾ ਇੱਥੇ ਰੋਜ਼ ਫੇਰ ਤਰੱਕੀ ਕਰਨੀ ਹੈ ਜੀ ਇਹਨੇ ਆ ਫੇਰ ਡਿਵੈਲਪ ਹੋਣਾ ਹੈ ਜਿੱਥੇ ਅਸੀਂ ਮੱਥੇ ਟੇਕਦੇ ਫਿਰਦੇ ਆ ਜਿਹੜੀਆਂ ਕਬਰਾਂ ਜਗ੍ਹਾ ਨੂੰ ਮੱਥੇ ਟੇਕਦੇ ਫਿਰਦੇ ਆ ਉਹ ਉੱਥੋਂ ਡੈੱਡ ਹੋ ਜਾਾਂਗੇ ਡਿਵੈਲਪ ਨਹੀਂ ਹੋਵਾਂਗੇ ਉੱਥੇ ਮਾਈਂਡ ਡੈੱਡ ਹੁੰਦਾ ਡਿਵੈਲਪ ਨਹੀਂ ਹੁੰਦਾ ਗੁਰਬਾਣੀ ਦੇ ਗਿਆਨ ਨਾਲ ਦਿਮਾਗ ਖੁੱਲਦਾ ਹੈ ਐਦਾਂ ਦੇ ਬਚਨ ਇੱਥੋਂ ਹੀ ਸੁਣੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪ ਪੜਿਆ ਕਰੋ ਗੁਰਮਖੋ ਆਪ ਸੁਣਿਆ ਕਰੋ ਐਦਾਂ ਦਰਸ਼ਨ ਕਰਿਆ ਕਰੋ ਸ਼ਬਦ ਦੇ ਦਰਸ਼ਨ ਕਰਿਆ ਕਰੋ ਲੋ ਫੇਰ ਸੁਣੋ ਹਟ ਪਟਨ ਵਿੱਚ ਮੰਦਰ ਪੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਉਹ ਜਾਣਦਾ ਹੈ ਸਾਰਾ ਕੁਝ ਉਹ ਵੇਖਦਾ ਹੈ ਸਾਰਾ ਕੁਝ ਦੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਅਸੀਂ ਦੂਰ ਜਾਣਦੇ ਆ ਉਹ ਹੈ ਨੇੜੇ ਆ ਗੁਰਬਾਣੀ ਦੇ ਸੱਚੇ ਗਿਆਨ ਨੇ ਦਿਮਾਗ 'ਚ ਭਾ ਦੇਣੀ ਹੈ ਫਿਰ ਜਦੋਂ ਨੇੜੇ ਜਾਣਾਂਗੇ ਫਿਰ ਗਲਤੀ ਕੋਈ ਕਰਾਂਗੇ ਮਾੜਾ ਕੰਮ ਨਹੀਂ ਫਿਰ ਕਰਾਂਗੇ ਕੋਈ ਆਪਣੇ ਆਪ ਹੀ ਜੀਵਨ ਸੁਧਰ ਜਾਣਾ ਭਾਈ ਲਓ ਜੀ ਜੋ ਸ਼ਬਦ ਚੱਲਦਾ ਸੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਦੇਖ ਪਾਰ ਬ੍ਰਹਮ ਪਰਮਾਤਮਾ ਨੂੰ ਨੇੜੇ ਜਾਣ ਅੱਗੇ ਕੀ ਕਹਿੰਦੇ ਆ ਜੀ ਪੰਚਮ ਪਾਸ਼ਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਦਰ ਉਤਰ ਕੀ ਉਤਰੇ ਚਿੰਦੋ ਤੇਰੇ ਅੰਦਰ ਦੀ ਚਿੰਤਾ ਸਾਰੀ ਖਤਮ ਹੋ ਜਾਏ ਤੇਰੀ ਸਟ੍ਰੈਸ ਖਤਮ ਹੋ ਜਾਏ ਜੇ ਹਰ ਵੇਲੇ ਉਸ ਪਰਮਾਤਮਾ ਨੂੰ ਵੇਖੇਗਾ ਨਾ ਬੜਾ ਵੱਡਾ ਹੈ ਉਸ ਵੱਡੇ ਨਾਲ ਕਨੈਕਸ਼ਨ ਬਣੇਗਾ ਜਦੋਂ ਫਿਰ ਕੋਈ ਸਟ੍ਰੈਸ ਨਹੀਂ ਦੀ ਰਹਿਣੀ ਸਟ੍ਰੈਸ ਸਾਰੀ ਮਟੀਰੀਅਲ ਤੋਂ ਹੀ ਹੈ ਪਦਾਰਥ ਦੀ ਸਟ੍ਰੈਸ ਹੈ ਇਧਰ ਵਾਲੇ ਪਾਸਿਓਂ ਧਿਆਨ ਹੀ ਹਟ ਗਿਆ ਧਿਆਨ ਉਧਰ ਲੱਗ ਗਿਆ ਜਦੋਂ ਮਨ ਉਧਰ ਲੱਗ ਗਿਆ ਫਿਰ ਕਾਦੀ ਸਟ੍ਰੈਸ ਰਹਿਣੀ ਹੈ ਜੀ ਪੂਰੇ ਦਾ ਪੂਰਾ ਧਿਆਨ ਤੇ ਉਧਰ ਲੱਗਿਆ ਰਹੇ ਹਾਂਜੀ ਆਸੂਨ ਤੂੰ ਤੇ ਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਮੰਗੋ ਜਿਹੜੀਆਂ ਇੱਛਾਵਾਂ ਦੀਆਂ ਲਹਿਰਾਂ ਅੰਦਰ ਉੱਠਦੀਆਂ ਨੇ ਆ ਮਿਲੇ ਆ ਮਿਲੇ ਆ ਮਿਲੇ ਇਹ ਲਹਿਰਾਂ ਜਿਹੜੀਆਂ ਨੇ ਖਤਮ ਕਰ ਤੇ ਮੰਗਣਾ ਕੀ ਹੈ ਸੰਤ ਜਨਾ ਕੀ ਧੂੜ ਮਨ ਮੰਗ ਸਾਧੂਆਂ ਦੀ ਧੂੜ ਮੰਗ ਹੁਣ ਜਦੋਂ ਐਦਾਂ ਦੀ ਪੰਕਤੀ ਗੁਰਬਾਣੀ 'ਚ ਆ ਗਈ ਸਾਡੇ ਵਰਗੇ ਜਿਹੜੇ ਵੀਰ ਭਰਾ ਭੈਣਾ ਬਹੁਤੇ ਸਾਰੇ ਨਹੀਂ ਬਹੁਤੇ ਸਾਰਿਆਂ ਨੂੰ ਤੇ ਪਤਾ ਹੈ ਪਰ ਬਹੁਤਿਆਂ ਨੂੰ ਨਹੀਂ ਪਤਾ ਕਈ ਵਿੱਚ ਸਮਝਦਾਰ ਨੇ ਬਾਣੀ ਸਮਝਣ ਵਾਲੇ ਜਦੋਂ ਉਹਨਾਂ ਨੇ ਇਦਾਂ ਆ ਜਾਣਾ ਬਾਣੀ ਵਿੱਚ ਵੀ ਸੰਤ ਜਨਾ ਕੀ ਧੂਰ ਮਨ ਮੰਗ ਫੇਰ ਇਹਦਾ ਅਰਥ ਇਹ ਸਮਝ ਲੈਣਾ ਹੈ ਵੀ ਭਾਈ ਹੁਣ ਬਾਬਾ ਜੀ ਜਾਣਗੇ ਜਿੱਥੇ ਪੈਰ ਰੱਖਣਗੇ ਧੂੜੀ ਚੁੱਕ ਲਈਏ ਮੱਥੇ ਨੂੰ ਲਾ ਲਈਏ ਕਿਉਂ ਭਲਾ ਕਹਿੰਦੇ ਬਾਣੀ 'ਚ ਲਿਖਿਆ ਤੇ ਪਿਆ ਆਖੋ ਸਤਨਾਮ ਸ੍ਰੀ ਬਾਸ਼ ਬਾਣੀ ਵਿੱਚ ਲਿਖਿਆ ਤੇ ਪਿਆ ਤੇ ਬਹੁਤੇ ਬਹੁਤੇ ਥਾਵਾਂ ਤੇ ਇਦਾਂ ਹੀ ਹੁੰਦਾ ਹੈ ਬੜੀ ਦੁਨੀਆ ਧੂੜੀ ਚੱਕਦੀ ਫਿਰਦੀ ਹੈ ਬਹੁਤੇ ਬਾਬਿਆਂ ਦੀ ਸਾਡੇ ਸਮਾਜ ਵਿੱਚ ਪੂਜਾ ਇਸ ਕਰਕੇ ਹੈ ਧੂੜੀ ਲਿਖਿਆ ਬਾਣੀ ਵਿੱਚ ਵੀ ਧੂੜੀ ਲਓ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਪੂਰੇ ਨਾਨਕ ਦਾਸ ਮੋਕੋ ਕਰ ਸੰਤਨ ਕੀ ਜਦੋਂ ਐਦਾਂ ਦੀ ਸਿੱਧੀ ਜੀ ਪੰਕਤੀ ਸਮਝ ਤੇ ਆਉਂਦੀ ਨਹੀਂ ਹੈ ਸਿੱਧੀ ਗੱਲ ਵੀ ਖੁਦ ਧੂੜ ਬਣਨਾ ਹੈ ਸੰਗਤ ਦੀ ਧੂੜ ਬਣਨਾ ਹੈ ਧੂੜ ਬਣਨ ਦਾ ਮਤਲਬ ਕੀ ਹੋਇਆ ਵੀ ਭਾਈ ਮੈਂ ਨਾ ਕੁਛ ਬਣ ਕੇ ਆਵਾਂ ਜ਼ੀਰੋ ਆਈਜ ਹੋ ਕੇ ਆਵਾਂ ਸੰਗਤ ਦੀ ਤੇਰੇ ਪਿਆਰਿਆਂ ਦਾ ਸੱਚਾ ਗਿਆਨ ਲੈ ਸਕਾਂ ਗੁਰਬਾਣੀ ਦਾ ਗਿਆਨ ਐਦਾਂ ਸੰਗਤ ਵਿੱਚ ਜਦੋਂ ਵਿਚਾਰਿਆ ਜਾਵੇ ਮੈਂ ਹੰਕਾਰ ਰਹਿਤ ਹੋ ਕੇ ਸਾਰੀਆਂ ਸਾਰੇ ਬਚਨ ਸੁਣ ਸਕਾਂ ਮੈਨੂੰ ਧੂੜ ਬਣਾ ਦੇ ਨਾ ਕੁਛ ਬਣ ਕੇ ਆਵਾਂ ਇਹਦਾ ਮਤਲਬ ਇਹ ਹੈ ਜਿਹੜਾ ਹੁਣ ਇੱਥੇ ਲਿਖਿਆ ਹੈ ਸੰਤ ਜਨਾ ਕੀ ਧੂਰ ਮਨ ਮੰਗ ਫਿਰ ਇੱਥੇ ਇਦਾਂ ਸਮਝਦੇ ਆ ਵੀ ਧੂੜੀ ਲੈਣੀ ਹੈ ਮੱਥੇ ਨੂੰ ਲਾਉਣੀ ਹੈ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਢਲਾਵਾ ਚਰਨ ਧੂੜ ਮੁਖ ਲਾਈ ਵੀ ਭਾਈ ਬਾਣੀ ਵਿੱਚ ਲਿਖਿਆ ਵੀ ਚਰਨ ਧੂੜੀ ਨੂੰ ਮੁਖ ਦੇ ਨਾਲ ਲਾਉਣਾ ਹੈ ਬਾਣੀ 'ਚ ਲਿਖਿਆ ਧੂੜੀ ਨੂੰ ਮੱਥੇ ਦੇ ਨਾਲ ਲਾਉਣਾ ਹੈ ਦਾਨ ਪਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਬਾਣੀ ਦੇ ਵਿੱਚ ਲਿਖਿਆ ਮੱਥੇ ਨੂੰ ਧੂੜੀ ਲਾਣੀ ਚਾਹੀਦੀ ਹੈ ਬਾਣੀ 'ਚ ਲਿਖਿਆ ਹੈ ਤੇ ਕਈ ਫਿਰ ਮੈਂ ਵੇਖਿਆ ਜੀ ਇਦਾਂ ਦੇ ਲੋਕ ਵੀ ਨੇ ਇਦਾਂ ਝਾੜੂ ਲਾ ਕੇ ਤੇ ਜਿਹੜੀ ਇੱਥੋਂ ਮਿੱਟੀ ਇਕੱਠੀ ਹੋਏਗੀ ਉਹ ਉੱਥੇ ਬਾਹਰ ਬਹਿ ਜਾਣਗੇ ਇਦਾਂ ਮੈਂ ਆਪਣੇ ਅੱਖੀਂ ਵੇਖਿਆ ਉਹ ਜਿਹੜੀ ਇੰਨੀ ਇਕੱਠੀ ਹੋਈ ਹੈ ਕੁੜੀਆਂ ਬੰਨ ਕੇ ਕਈ ਘਰਾਂ ਨੂੰ ਲੈ ਜਾਂਦੇ ਨੇ ਕਈ ਚੁੱਕ ਚੁੱਕ ਕੇ ਇਦਾਂ ਹੱਥ ਤੇ ਪਾ ਕੇ ਮੱਥੇ ਤੇ ਘਸਾਉਂਦੇ ਨੇ ਕਹਿੰਦੇ ਕੀ ਕਰਦੇ ਹੋ ਕਹਿੰਦੇ ਲੇਖ ਬਦਲ ਜਾਣਗੇ ਆਖੋ ਸਤਨਾਮ ਵੀ ਵਾਹ ਚਲੋ ਜੀ ਬਾਣੀ ਦੇ ਵਿੱਚ ਫਿਰ ਇਦਾਂ ਵੀ ਲਿਖਿਆ ਹੈ ਬਾਣੀ ਦੇ ਵਿੱਚ ਇਦਾਂ ਵੀ ਲਿਖਿਆ ਵੀ ਸਾਧ ਕੀ ਧੂੜ ਕਰੋ ਇਸ਼ਨਾਨ ਇਸ਼ਨਾਨ ਇਹ ਵੀ ਲਿਖਿਆ ਹੈ ਫਿਰ ਧੂੜੀ ਵਿੱਚ ਇਸ਼ਨਾਨ ਕਿਦਾਂ ਕਰੀਏ ਆਪਾਂ ਇਦਾਂ ਕਰੀਏ ਵੀ ਸਾਰੇ ਮੈਟ ਝਾੜ ਕੇ ਕੱਲ ਨੂੰ ਉਹ ਤੇ ਡਰਮ ਭਰ ਕੇ ਰੱਖ ਦੇਾਂਗੇ ਜਿਹੜਾ ਆਵੇ ਕੱਪ ਸਿਰ ਚ ਪਾ ਲੇ ਇਹ ਕੀ ਹੋ ਰਿਹਾ ਜੀ ਧੂੜੀ ਦਾ ਬੋਲੋ ਇਸ਼ਨਾਨ ਜਿਹੜਾ ਬਾਬਾ ਕਵੇ ਵੀ ਭਾਈ ਇਹੀ ਧੂੜੀ ਹੁੰਦੀ ਹੈ ਜਿਹੜਾ ਬਾਬਾ ਐ ਬੋਲੇ ਸਟੇਜ ਤੇ ਵੀ ਇਹ ਧੂੜੀ ਹੈ ਇਹ ਧੂੜੀ ਲੈਣੀ ਹੈ ਫਿਰ ਜਦੋਂ ਗੱਡੀ 'ਚ ਉਤਰੇ ਕੱਪ ਭਰ ਕੇ ਉਹਦੇ ਸਿਰ 'ਚ ਪਾ ਦਿਓ ਉਹਨੇ ਰੌਲਾ ਪਾ ਦੇਣਾ ਵੀ ਤੁਸੀਂ ਮੇਰੇ ਸਿਰ 'ਚ ਮਿੱਟੀ ਪਾਤੀ ਤੁਸੀਂ ਅੱਗੋਂ ਕਹਿਣਾ ਮਿੱਟੀ ਨਹੀਂ ਬਾਬਾ ਜੀ ਤੁਸੀਂ ਆਪ ਹੀ ਤੇ ਦੱਸਿਆ ਇਹ ਕੀ ਹੈ ਧੂੜੀ ਪਾ ਕੇ ਵੇਖੋ ਅੱਗ ਲੱਗ ਜਾਏਗੀ ਉਹਨੂੰ ਜਿਹੜਾ ਸਟੇਜ ਤੇ ਕਥਾਵਾਚਕ ਕਥਾ ਕਰਦਾ ਵੀ ਇਹ ਧੂੜੀ ਹੈ ਤੁਸੀਂ ਕੱਪ ਭਰ ਕੇ ਉਹਦੇ ਸਿਰ 'ਚ ਪਾ ਕੇ ਵੇਖੋ ਅੱਗ ਲੱਗ ਜਾਏਗੀ ਵੀ ਤੂੰ ਮੇਰੇ ਕੱਪੜੇ ਲਵੇੜ ਤੇ ਤੁਸੀਂ ਕਿਉਂ ਕੋਈ ਕੱਪੜੇ ਨਹੀਂ ਲਿਬੜੇ ਇਹ ਧੂੜੀ ਪਾਤੀ ਤੇਰਾ ਇਹ ਤੇਰਾ ਭਲਾ ਹੋ ਗਿਆ ਤੂੰ ਆਪੇ ਹੀ ਤੇ ਸੁਣਾਇਆ ਸੀ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਅਰਥ ਲੱਭਣਗੇ ਇਹੋ ਜੇ ਬਚਨ ਖੋਲਣੇ ਪੈਣਗੇ ਸਾਦਾ ਕੀ ਧੂੜੀ ਨਾ ਹੋਣਾ ਕੀ ਹੈ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂੜੀ ਨਾਵੇ ਜਦੋਂ ਅੱਜ ਦਾ ਰਲ ਮਿਲ ਕੇ ਆਪਾਂ ਬਾਣੀ ਗਾ ਰਹੇ ਆ ਨਾ ਮੇਰਿਓ ਵੀਰੋ ਭੈਣੋ ਮੇਰੀਓ ਜਦੋਂ ਆਪਾਂ ਐਦਾਂ ਭੈਣ ਭਰਾ ਰਲ ਕੇ ਬਾਣੀ ਗਾ ਰਹੇ ਆ ਉਦੋਂ ਸਮਝ ਲਓ ਸਾਧੂਆਂ ਦੀ ਧੂੜੀ ਵਿੱਚ ਨਹਾ ਰਹੇ ਆ ਐਦਾਂ ਮੰਨੋ ਗੁਰਬਾਣੀ ਦੇ ਅਰਥ ਗੁਰਬਾਣੀ ਚੋਂ ਹੀ ਖੁੱਲਣਗੇ ਜੇ ਐਦਾਂ ਮੰਨਣ ਲੱਗੇ ਫਿਰ ਤੇ ਨਾ ਇਸ਼ਨਾਨ ਵੀ ਕਰਨਾ ਪੈਣਾ ਇੱਥੇ ਤੇ ਲਿਖਿਆ ਹੈ ਮੇਰੇ RAM ਹਰ ਜਨ ਕੇ ਹਉ ਬਲ ਜਾਈ ਕੇਸਾਂ ਕਾ ਕਰ ਬੋਲੋ ਜੀ ਕੇਸਾਂ ਕਾ ਕਰ ਚਰਨ ਧੂੜ ਚਰਨ ਧੂੜ ਮੁਖ ਲਾਈ ਵਾਲੀ ਪੰਕਤੀ ਤੇ ਪੜ ਲਈ ਕੇਸਾਂ ਦਾ ਚੌਰ ਤੇਰੇ ਪਿਓ ਨੇ ਕਰਨਾ ਉਹ ਵੀ ਕਰ ਕਦੀ ਵੀ ਨਹੀਂ ਬਸ ਜਿੰਨੀ ਕੁ ਸਮਝ ਆਉਂਦੀ ਹੈ ਉਹਨੂੰ ਇਦਾਂ ਹੀ ਮੰਨ ਲੈਂਦੇ ਆ ਜਦੋਂ ਰਲ ਮਿਲ ਕੇ ਆਪਾਂ ਸਾਰੇ ਬਾਣੀ ਗਾਉਂਦੇ ਆ ਮੇਰਿਓ ਵੀਰੋ ਭਾਈਓ ਉਦੋਂ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਹੋ ਰਿਹਾ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਆਏ ਕੋਈ ਗਾਵੇ ਉਹ ਸੁਣੈ ਸਭਨਾ ਨੋ ਕਰ ਦਾਨ ਐਦਾਂ ਬਹਿ ਕੇ ਜਦੋਂ ਆਪਾਂ ਭੈਣ ਭਰਾ ਸਾਰੇ ਬਾਣੀ ਗਾਉਣ ਲੱਗ ਪਏ ਸਮਝ ਲਓ ਸਾਧਾਂ ਦੀ ਧੂੜੀ 'ਚ ਇਸ਼ਨਾਨ ਸ਼ੁਰੂ ਹੋ ਗਿਆ ਇਹਨੂੰ ਕਹਿੰਦੇ ਆ ਜੀ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਅੰਮ੍ਰਿਤ ਬਾਣੀ ਗਾਵੇ ਬੋਲੋ ਬੋਲੋ ਬੋਲੋ ਬਈ ਪੂਰੀ ਨਾਵੇ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਤੂਰੀ ਨਾਵੇ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਤੂਰੀ ਨਾਵੇ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਤੂਰੀ ਨਾਵੇ

ਬਸ ਜਦੋਂ ਐਦਾਂ ਰਲ ਮਿਲ ਕੇ ਅੰਮ੍ਰਿਤ ਬਾਣੀ ਗਾਣੇ ਆ ਤੇ ਉਸ ਵੇਲੇ ਇਸ਼ਨਾਨ ਹੀ ਹੋ ਰਿਹਾ ਸਾਧੂਆਂ ਦੀ ਧੂੜੀ ਵਿੱਚ ਉਸ ਵੇਲੇ ਇਸ਼ਨਾਨ ਹੋ ਰਿਹਾ ਭਾਈ ਇਹ ਇਸ਼ਨਾਨ ਸ਼ੁਰੂ ਕਰੋ ਧੂੜੀ ਲੇਖ ਕਿਵੇਂ ਮਟਾਉਂਦੀ ਹੈ ਅਗਲੀ ਗੱਲ ਸਮਝ ਲਓ ਧੂੜੀ ਲੇਖ ਕਿਵੇਂ ਮਟਾਉਂਦੀ ਹੈ ਹੁਣ ਕਈ ਵਾਰੀ ਮੈਂ ਖੁਦ ਇਦਾਂ ਹੀ ਸਮਝਦਾ ਰਿਹਾ ਮੈਂ ਖੁਦ ਇਦਾਂ ਕਹਿਣਾ ਵੀ ਮੱਥਾ ਟੇਕਣ ਲੱਗਿਆਂ ਚੰਗੀ ਤਰ੍ਹਾਂ ਕਹਾਇਆ ਕਰੋ ਮੱਥਾ ਮੈਂ ਖੁਦ ਕਹਿਣਾ ਅਖੇ ਕਿਉਂ ਬਈ ਭਾਈ ਇੱਥੇ ਲਕੀਰਾਂ ਨੇ ਤੇ ਸਿੱਧੀਆਂ ਹੋ ਜਾਣ ਪੁੱਠੇ ਲੇਕ ਮੋਰ ਤੇ ਲਾ ਦੋ ਮੋਰ ਦੇ ਅੱਖਰ ਹੁੰਦੇ ਨੇ ਪੁੱਠੇ ਜਦੋਂ ਕਾਗਜ਼ ਤੇ ਲਾ ਦੋ ਫਿਰ ਕੀ ਹੋ ਜਾਂਦੇ ਨੇ ਸਿੱਧੇ ਜਦੋਂ ਇੱਥੇ ਮੱਥਾ ਟੇਕਦੇ ਆ ਤੇ ਸਿੱਧੇ ਹੋ ਜਾਂਦੇ ਨੇ ਬੜੀ ਦੁਨੀਆ ਜੀ ਪਖੰਡੀਆਂ ਦੀ ਤੁਰੀ ਫਿਰਦੀ ਏ ਰੋਜ਼ ਮੱਥਾ ਟੇਕਦੇ ਨੇ ਕੋਈ ਨਹੀਂ ਸਿੱਧੇ ਹੋਏ ਆਖੋ ਸਤਨਾਮ ਸ੍ਰੀ ਵਾਸ ਦੋ ਨੰਬਰੀਏ ਬਹੁਤ ਨੇ ਜੀ ਮੱਥਾ ਟੇਕਣ ਵਾਲੇ ਸਾਡੇ ਵਰਗੇ ਸਾਰੇ ਰੋਜ਼ ਗੁਰਦੁਆਰਿਆਂ 'ਚ ਰਹਿ ਕੇ ਮੱਥਾ ਚਾਰ-ਚਾਰ ਵਾਰੀ ਟੇਕਦੇ ਨੇ ਹੋ ਗਏ ਵਿਚਾਰ ਸਿੱਧੇ ਕਿਵੇਂ ਹੁੰਦੇ ਆ ਭਲਾ ਸਿੱਧੇ ਸੁਣਿਓ ਧਿਆਨ ਨਾਲ ਸਮਝਿਓ ਕਿਰਪਾ ਕਰਕੇ ਲੇਖ ਕਿਵੇਂ ਸਿੱਧੇ ਹੁੰਦੇ ਆ ਭਾਈ ਇਦਾਂ ਹੁੰਦੇ ਆ ਗੁਰੂ ਸਾਡਾ ਦੇਹ ਹੈ ਕਿ ਸ਼ਬਦ ਹੁਣ ਫੇਰ ਪੁੱਛਦਾ ਗੱਜ ਕੇ ਬੋਲੋ ਦੇਹ ਹੈ ਕਿ ਸ਼ਬਦ ਅੱਛਾ ਫਿਰ ਚਰਨ ਕਾਦੇ ਹੋਣਗੇ ਦੇ ਵਾਲੇ ਚਰਨ ਹੋਣਗੇ ਕਿ ਸ਼ਬਦ ਵਾਲੇ ਇੱਕ ਕੁੰਡੀ ਖੋਲੋਗੇ ਬਾਕੀ ਕੁੰਡੀਆਂ ਆਪੇ ਖੁੱਲਣਗੀਆਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਜਿਹੜੀ ਗੱਲ ਮੈਂ ਪਹਿਲਾਂ 10 ਮਿੰਟ ਵਿੱਚ ਲਾਏ ਨੇ ਨਾ ਉਹ ਦਿਮਾਗ 'ਚ ਰੱਖਿਓ ਵੀ ਗੁਰੂ ਸ਼ਬਦ ਹੈ ਦੇ ਨਾ ਵਿੱਚ ਲਿਆਇਓ ਹੁਣ ਦੋ ਨਾ ਹੁਣ ਜਿਹੜੀ ਧੂੜੀ ਵਾਲੀ ਗੱਲ ਹੈ ਉਦੋਂ ਦੇ ਲੈ ਆਉਂਦੇ ਆ ਵਿੱਚ ਪ੍ਰੋਬਲਮ ਇੱਥੇ ਹੀ ਹੈ ਕਦੇ ਕੁਛ ਕਦੇ ਕੁਛ ਡਬਲ ਮਾਈਂਡਡ ਨਾ ਹੋਇਓ ਹੁਣ ਸ਼ਬਦ ਗੁਰੂ ਹੈ ਸਾਡਾ ਫਿਰ ਚਰਨ ਕਿਹੜੇ ਹੋਣਗੇ ਹਿਰਦੈ ਚਰਨ ਸ਼ਬਦ ਸਤ ਗੁਰ ਕੋ ਨਾਨਕ ਬੰਧਿਓ ਪਾਲ ਹਿਰਦੇ ਵਿੱਚ ਚਰਨ ਵਸਾਣੇ ਦਾ ਮਤਲਬ ਕੀ ਹੈ ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾਣਾ ਗੁਰ ਕੀ ਮੂਰਤ ਮਨ ਮਹਿ ਧਿਆਨ ਕਿਵੇਂ ਗੁਰ ਕਾ ਸ਼ਬਦ ਮੰਤਰ ਮਨ ਮਾ ਸ਼ਬਦ ਅਸੀਂ ਤੇ ਦੇਹ ਦੇ ਪੁਜਾਰੀ ਨਹੀਂ ਗੁਰੂ ਦੇ ਸ਼ਬਦ ਨੂੰ ਅੰਦਰ ਵਸਾ ਹੁਣ ਜਵਾਬ ਦਿਓ ਗੁਰੂ ਜੀ ਸਾਡੇ ਦੇ ਨੇ ਕਿ ਗਿਆਨ ਨੇ ਸ਼ਬਦ ਨੇ ਬੋਲੋ ਸ਼ਬਦ ਨੇ ਚਰਨ ਕਾਦੇ ਹੋਣਗੇ ਗੱਜ ਕੇ ਬੋਲੋ ਸਿੰਘੋ ਚਰਨ ਕਾਦੇ ਹੋਣਗੇ ਸ਼ਬਦ ਦੇ ਤੇ ਧੂੜੀ ਕਿਵੇਂ ਨਿਕਲੂ ਫਿਰ ਸ਼ਬਦ ਚੋਂ ਜਦੋਂ ਚਰਨ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਚਰਨ ਤੇ ਦਿਸਦੇ ਹੀ ਨਹੀਂ ਫਿਰ ਚਰਨ ਧੂੜੀ ਕਿਵੇਂ ਮਿਲੇਗੀ ਸਾਨੂੰ ਇਹਦਾ ਮਤਲਬ ਸਾਨੂੰ ਤੇ ਕਦੇ ਗੁਰੂ ਜੀ ਦੀ ਧੂੜ ਮਿਲਣੀ ਹੋਈ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਵਰਗੇ ਚਰਨ ਹੈ ਹੀ ਨਹੀਂ ਜਿਹੜੇ ਧਰਤੀ ਤੇ ਲਾਉਣਗੇ ਅਸੀਂ ਧੂੜੀ ਚੱਕ ਲਾਂਗੇ ਇਹ ਬਹਾਨਾ ਧੂੜੀਆਂ ਦਾ ਸਾਡੇ ਵਰਗਿਆਂ ਨੇ ਗੁਰੂ ਦਾ ਲਾਤਾ ਧੂੜੀਆਂ ਆਪਣੀਆਂ ਚਕਾਈ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਹੁਤੀ ਦੁਨੀਆ ਬਾਬਿਆਂ ਨੂੰ ਮੱਥੇ ਇਸ ਕਰਕੇ ਟੇਕਦੀ ਏ ਧੂੜੀ ਲੈਂਦੀ ਕਿਤੇ ਬਾਣੀ 'ਚ ਲਿਖਿਆ ਹੈ ਗੁਰੂ ਸ਼ਬਦ ਹੈ ਇਹਨਾਂ ਨੇ ਆਪਣੀ ਦੇਹ ਅੱਗੇ ਕਰਤੀ ਪੈਰ ਕਰਤਾ ਅੱਗੇ ਮੈਨੂੰ ਦੇਖ ਟੇਕ ਲੈ ਮੱਥਾ ਆ ਲੈ ਲੈ ਧੂੜੀ ਜੀ ਆ ਲੈ ਜੋ ਧੂੜੀ ਸੁਣ ਐਦਾਂ ਸਟੇਜਾਂ ਤੇ ਸੁਣਾਈ ਜਾਂਦੇ ਆ ਸਾਡੇ ਵਰਗੇ ਧੂੜੀਆਂ ਚੱਕੀ ਫਿਰਦੇ ਆ ਗੱਲ ਨਾ ਸਮਝਣ ਕਰਕੇ ਜੇ ਆਪਾਂ ਇਹ ਨੁਕਤਾ ਸਾਡੇ ਕਲਿੱਕ ਕਰੇਗਾ ਫਿਰ ਕਿਵੇਂ ਕੋਈ ਬੰਦਾ ਸਾਨੂੰ ਬੁੱਧੂ ਬਣਾ ਜੂ ਅਸੀਂ ਜਵਾਬ ਨਾ ਮੰਗਾਂਗੇ ਅਸੀਂ ਸਵਾਲ ਨਾ ਕਰਾਂਗੇ ਸਾਡੇ ਦਿਮਾਗ 'ਚ ਜਦੋਂ ਇੱਕ ਨੁਕਤਾ ਆ ਜਾਏਗਾ ਵੀ ਅਸੀਂ ਦੇਹ ਦੇ ਨਹੀਂ ਸ਼ਬਦ ਦੇ ਪੁਜਾਰੀ ਆ ਬਸ ਇੱਥੇ ਹੀ ਗੱਲ ਖਤਮ ਹੋ ਜਾਣੀ ਹੈ ਸਾਰੀ ਲਓ ਜੀ ਸ਼ਬਦ ਜਦੋਂ ਅਸੀਂ ਸ਼ਬਦ ਦੇ ਪੁਜਾਰੀ ਆ ਤੇ ਗੁਰੂ ਦਾ ਚਰਨ ਵੀ ਗੁਰੂ ਦਾ ਸ਼ਬਦ ਹੈ ਤੇ ਸ਼ਬਦ ਦੇ ਵਿੱਚੋਂ ਨਿਕਲਿਆ ਅਰਥ ਇਹੀ ਗੁਰੂ ਦੇ ਸ਼ਬਦ ਦੀ ਚਰਨ ਦੀ ਧੂੜ ਹੈ ਮੀਨਿੰਗ ਅਰਥ ਹੁਣ ਆਪਾਂ ਸਾਰੇ ਜਦੋਂ ਇੱਥੇ ਬੈਠੇ ਆ ਵੇਖਿਓ ਧਿਆਨ ਨਾਲ ਗੁਰਬਾਣੀ ਦਾ ਸ਼ਬਦ ਜਦੋਂ ਸਾਹਮਣੇ ਆ ਗਿਆ ਸਮਝ ਲਓ ਗੁਰੂ ਜੀ ਦੀ ਦੇਹ ਸਾਡੇ ਸਾਹਮਣੇ ਆ ਗਈ ਸ਼ਬਦ ਨੂੰ ਘੁੱਟ ਕੇ ਫੜ ਲਿਆ ਚਰਨ ਨਾ ਛਾਡੋ ਸਰੀਰ ਕੱਲ ਜਾਈ ਸਮਝ ਲਓ ਗੁਰੂ ਜੀ ਦਾ ਸ਼ਬਦ ਘੁੱਟ ਕੇ ਫੜ ਲਿਆ ਤੇ ਚਰਨ ਚਰਨ ਫੜ ਲਿਆ ਸ਼ਬਦ ਦਾ ਅਰਥ ਅਰਥ ਸਾਡੇ ਸਮਝ ਵਿੱਚ ਆ ਗਿਆ ਧਿਆਨ ਨਾਲ ਸਮਝਿਓ ਜੀ ਚਰਨ ਧੂੜ ਮੱਥੇ ਦੇ ਲੇਖ ਕਿਵੇਂ ਬਦਲਾਉਂਦੀ ਹੈ ਅਰਥ ਸਾਡੇ ਸਮਝ ਚ ਆ ਗਿਆ ਗੁਰਬਾਣੀ ਦੇ ਸ਼ਬਦ ਦਾ ਅਰਥ ਹੋਇਆ ਅਰਥ ਅਸੀਂ ਇੱਥੇ ਦਿਮਾਗ 'ਚ ਇੱਥੇ ਇੱਥੇ ਵਸਾ ਲਿਆ ਸਮਝ ਲਓ ਧੂੜੀ ਮੱਥੇ ਨਾਲ ਲੱਗ ਗਈ ਜਦੋਂ ਮੀਨਿੰਗ ਅਰਥ ਸ਼ਬਦ ਦਾ ਅਰਥ ਅਸੀਂ ਦਿਮਾਗ 'ਚ ਵਸਾਇਆ ਫਿਰ ਸਾਡੇ ਪਲਾਨ ਬਦਲ ਗਏ ਪਲਾਨ ਬਦਲਣ ਨੂੰ ਹੀ ਲੇਖ ਬਦਲਨੇ ਕਹਿੰਦੇ ਨੇ ਸਮਝਿਓ ਕਿਵੇਂ ਸੁਣਿਓ ਸਿੰਘੋ ਸੁਣਿਓ ਸਾਡਾ ਪਲਾਨ ਬਣਿਆ ਹੋਇਆ ਸੀ ਪਲਾਨ ਵੀ ਕੱਲ ਨੂੰ ਮੰਗਲਵਾਰ ਹੈ ਕੱਲ ਨੂੰ ਆਪਾਂ ਫਲਾਣੇ ਥਾਂ ਤੇ ਇਕੱਠੇ ਹੋ ਕੇ ਚੱਲਾਂਗੇ ਰੈਸਟੋਰੈਂਟ ਵਿੱਚ ਨਾਲੇ ਤੇ ਘੰਟਾ ਲਾ ਕੇ ਆਵਾਂਗੇ ਨਾਲੇ ਪੀ ਕੇ ਆਵਾਂਗੇ ਪਲਾਨ ਇਹ ਬਣਿਆ ਸੀ ਪਰ ਗੁਰਬਾਣੀ ਦਾ ਸੱਚਾ ਗਿਆਨ ਸੁਣ ਕੇ ਐਦਾਂ ਪਲਾਨ ਬਣ ਗਿਆ ਵੀ ਨਹੀਂ ਯਾਰ ਦਰਬਾਰ ਸਾਹਿਬ ਚੱਲਦੇ ਆ ਉੱਥੇ ਕਥਾ ਸੁਣਾਗੇ ਪਲਾਨ ਬਦਲ ਗਿਆ ਸਮਝ ਲਓ ਲੇਖ ਬਦਲ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਪਲਾਨ ਹੀ ਸਾਡੇ ਲੇਖ ਹਨ ਸਾਡੀ ਜ਼ਿੰਦਗੀ ਦੇ ਪਲਾਨ ਬਦਲ ਗਏ ਸਮਝ ਲਓ ਲੇਖ ਬਦਲ ਗਏ ਸੋਚ ਬਦਲ ਗਈ ਸਾਡੇ ਜ਼ਿੰਦਗੀ ਦੇ ਕਿਹੜੇ ਕਿਹੜੇ ਪਲਾਨ ਨੇ ਆ ਕਰਨਾ ਹੈ ਆ ਕਰਨਾ ਹੈ ਆ ਕਰਨਾ ਹੈ ਹੁਣ ਗੁਰਬਾਣੀ ਦਾ ਗਿਆਨ ਲੈਣ ਤੋਂ ਬਾਅਦ ਪਲਾਨ ਹੀ ਸਾਰੇ ਬਦਲ ਗਏ ਇਹਨੂੰ ਕਹਿੰਦੇ ਨੇ ਧੂੜੀ ਦੇ ਲੇਖ ਬਦਲਦੇ ਗੁਰੂ ਦੀ ਧੂੜੀ ਸਾਡੇ ਗੁਰੂ ਦੀ ਅਸੀਂ ਸ਼ਬਦ ਨੂੰ ਮੰਨਦੇ ਆ ਗੁਰੂ ਜੀ ਦੇ ਬਾਣੀ ਦੇ ਅਰਥ ਸਾਡੇ ਦਿਮਾਗ 'ਚ ਬੈਠਾ ਮੀਨਿੰਗ ਸਾਡੇ ਦਿਮਾਗ 'ਚ ਬੈਠ ਤੇ ਧੂੜੀ ਵੀ ਜਿਹੜੀ ਹੈ ਨਾ ਜੀ ਧੂੜੀ ਵੀ ਹੈ ਜਿਹੜੀ ਦਿਸਣੀ ਨਹੀਂ ਤੇ ਜਿੱਥੇ ਲੱਗਣੀ ਆ ਉਹ ਮੱਥਾ ਨਹੀਂ ਕਿਉਂਕਿ ਸੁਰਤ ਸਿੱਖ ਹੈ ਸਰੀਰ ਸਿੱਖ ਨਹੀਂ ਤੇ ਉਹ ਜਿਹੜੀ ਧੂੜੀ ਹੈ ਉਹ ਵੀ ਸੁਰਤ ਵਿੱਚ ਜਾਣੀ ਹੈ ਸੁਰਤ ਵਿੱਚ ਜਿਵੇਂ ਨਾ ਭੈ ਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਇਹ ਸਾਰਾ ਕੁਝ ਅੰਦਰ ਦੀ ਗੱਲ ਹੀ ਹੈ ਨਾ ਫਿਰ ਇਹ ਮਨ ਦਾ ਟੌਪਿਕ ਹੈ ਬਾਡੀ ਦਾ ਥੋੜਾ ਸਰੀਰ ਤੇ ਥੋੜਾ ਲੱਗੇਗੀ ਧੂੜੀ ਉਹ ਤੇ ਸੁਰਤ ਵਿੱਚ ਲੱਗੇਗੀ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹੁਣ ਇਹ ਜਿਹੜਾ ਗਿਆਨ ਦਾ ਸੁਰਮਾ ਹੈ ਕਿਹੜੀ ਅੱਖ 'ਚ ਪੈਂਦਾ ਜੀ ਆ ਅੱਖ 'ਚ ਪੈਣਾ ਕਿ ਸੁਰਤ ਦੀ ਅੱਖ 'ਚ ਪੈਣਾ ਬੋਲੋ ਸੁਰਤ ਦੀ ਅੱਖ 'ਚ ਪੈਣਾ ਸੁਰਤ ਦੀ ਅੱਖ ਵਿੱਚ ਗਿਆਨ ਦਾ ਸੁਰਮਾ ਪੈਂਦਾ ਹੈ ਫਿਰ ਅਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਪਹਿਲੀ ਪੰਕਤੀ ਵਿੱਚ ਕਿਹਾ ਗੁਰੂ ਤੇ ਦੂਜੀ ਪੰਕਤੀ ਵਿੱਚ ਉਸੇ ਗੁਰੂ ਨੂੰ ਕੀ ਕਿਹਾ ਸੰਤ ਵੇਖੋ ਫਿਰ ਸੁਣੋ ਜੀ ਗਿਆਨ ਅੰਜਨ ਕਿੰਨੇ ਦਿੱਤਾ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪਹਿਲੀ ਪੰਕਤੀ ਵਿੱਚ ਕੌਣ ਮਿਲਿਆ ਗੁਰੂ ਦੂਜੀ ਪੰਕਤੀ 'ਚ ਉਸੇ ਗੁਰੂ ਨੂੰ ਕੀ ਗਿਆ ਸੰਤ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਕਿਹਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਗੁਰੂ ਦੇ ਦਰਸ਼ਨਾਂ ਨੂੰ ਹੁਣ ਸੁਣਿਓ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਹੁਣ ਬਿਨ ਦਰਸ਼ਨ ਸੰਤ ਇਸ ਜਿੱਥੇ ਹੁਣ ਇੱਥੇ ਸੰਤ ਗਿਆ ਇਸੇ ਸੰਤ ਨੂੰ ਪਹਿਲੀ ਪੰਕਤੀ ਵਿੱਚ ਕੀ ਕਿਹਾ ਗੁਰੂ ਕਿਉਂਕਿ ਬਾਣੀ ਜਿਹੜੀ ਹੈ ਨਾ ਜੀ ਗੁਰਬਾਣੀ ਦਾ ਜਿਹੜਾ ਗਿਆਨ ਹੈ ਗੁਰਬਾਣੀ ਜਿਹੜੀ ਹੈ ਕਾਬ ਰੂਪ ਵਿੱਚ ਹੈ ਤੇ ਕਾਵ ਰੂਪ ਦੇ ਵਿੱਚ ਇਹ ਜ਼ਰੂਰ ਵੇਖਿਆ ਜਾਂਦਾ ਹੈ ਵੀ ਤੁਕਾਂਤ ਸਹੀ ਹੋਵੇ ਤੁਕਾਂਤ ਬੰਦੀ ਹੁਣ ਸਮਝਣ ਦੀ ਕੋਸ਼ਿਸ਼ ਕਰਿਓ 1 ਮਿੰਟ ਵਾਸਤੇ ਜੇ ਐਦਾਂ ਲਿਖਿਆ ਹੁੰਦਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਗੁਰ ਭੇਟਿਆ ਹਰ ਕਿਰਪਾ ਤੇ ਗੁਰੂ ਭੇਟਿਆ ਹਰ ਕਿਰਪਾ ਤੇ ਸਾਧ ਭੇਟਿਆ ਇਹ ਤੁਕਾਂਤ ਨਹੀਂ ਬੰਨਾ ਲੈ ਨਹੀਂ ਬਣ ਸਕਦੀ ਇਹ ਸ਼ਬਦ ਤਾਲ ਤੋਂ ਬਾਹਰ ਹੋ ਜਾਣਾ ਹੈ ਇੱਥੇ ਫਿਰ ਫਿੱਟ ਕੀ ਆਇਆ 6-7 ਸ਼ਬਦ ਨੇ ਗੁਰੂ ਵਾਸਤੇ ਸਾਧ ਸੰਤ ਜਿਹੜਾ ਫਿੱਟ ਆਇਆ ਇੱਥੇ ਕੀ ਗੁਰੂ ਸਾਹਿਬ ਨੇ ਵਰਤ ਲਿਆ ਕਹਿੰਦੇ ਪਹਿਲੀ ਪੰਕਤੀ 'ਚ ਵਰਤ ਲਿਆ ਗੁਰ ਗਿਆਨ ਅੰਜਨ ਗੁਰ ਦੀਆ ਇੱਥੇ ਗੁਰ ਫਿੱਟ ਆਉਂਦਾ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਕਿਉਂਕਿ ਗਾਉਣ ਵਾਲੇ ਲਈ ਸੌਖਾ ਰਵੇ ਉੱਥੇ ਫਿਰ ਸ਼ਬਦ ਚੁੱਕ ਕੇ ਕਿਹੜਾ ਲਾਇਆ ਸੰਤ ਮਹਾਰਾਜ ਨੂੰ ਇਹ ਸੀ ਵੀ ਸਿਆਣੇ ਬਹੁਤ ਨੇ ਆਪੇ ਹੀ ਹਿਸਾਬ ਲਾ ਲਿਆ ਕਰਨਗੇ ਆਖੋ ਸਤਨਾਮ ਸ੍ਰੀ ਵਾਹਿ ਪਰ ਇਹ ਨਹੀਂ ਸੀ ਪਤਾ ਵੀ ਇਹਨਾਂ ਕਮਲਿਆਂ ਨੇ ਤੇ ਗੁਰਦੁਆਰੇ ਜਾਣਾ ਹੀ ਕਦੀ ਕਦੀ ਹੈ ਇਹਨਾਂ ਨੇ ਦੋ ਬਣਾ ਲੈਣੇ ਨੇ ਇੱਕ ਗੁਰੂ ਦੂਜਾ ਸੰਤ ਇਹਨਾਂ ਦੇ ਦੋ ਬਣ ਜਾਣਗੇ ਇਹਨਾਂ ਨੇ ਪਹਿਲੀ ਪੰਕਤੀ ਵਾਲਾ ਹੋਰ ਬਣਾ ਲੈਣਾ ਦੂਜੀ ਪੰਕਤੀ ਵਾਲਾ ਹੋਰ ਬਣਾ ਲੈਣਾ ਜਿਹਦੇ ਲਈ ਮਨ ਲੋਚਦਾ ਹੈ ਮੇਰਾ ਮਨ ਹੈ ਗੁਰਦਰਸ਼ਨ ਤਾਈ ਇਹ ਹੋਰ ਹੈ ਜਿਹਦੇ ਮਿਲੇ ਬਿਨਾ ਮਨ ਸ਼ਾਂਤ ਨਹੀਂ ਹੋ ਰਿਹਾ ਉਹ ਕਹਿੰਦੇ ਸੰਤ ਹੈ ਅੱਗੇ ਜਾ ਕੇ ਦੋ ਕਰ ਲੈ ਹੈ ਇੱਕ ਦੀ ਹੀ ਗੱਲ ਹੈ ਅਗ ਪਹਿਲੀਆਂ ਪੰਕਤੀਆਂ 'ਚ ਗੁਰੂ ਹੈ ਅਗਲੀਆਂ ਪੰਕਤੀਆਂ ਵਿੱਚ ਉਸੇ ਗੁਰੂ ਨੂੰ ਸੰਤ ਕਿਹਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾ ਤਰੱਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਇਹ ਥੋੜਾ ਵੀ ਗੱਲ ਸ਼ੁਰੂ ਗੁਰੂ ਤੋਂ ਕੀਤੀ ਸੀ ਮਨ ਗੁਰੂ ਦੇ ਦਰਸ਼ਨ ਲੋਚਦਾ ਹੈ ਅਜੇ ਥੋੜੀ ਜਿਹੀ ਅੱਗੇ ਜਾ ਕੇ ਫਿਰ ਸੰਤ ਦੀ ਗੱਲ ਚੱਲ ਪਈ ਨਾ ਗੁਰੂ ਦੀ ਹੋਈ ਚੱਲ ਅਗਲੀ ਪੰਕਤੀ ਤੇ ਸੰਤ ਕਹਿੰਦਾ ਸਾਡ ਅਸੀਂ ਦੋ ਬਣਾ ਲਏ ਵੀ ਦੋ ਦੀ ਗੱਲ ਹੈ ਦੋ ਨਹੀਂ ਭਾਈ ਇੱਕੋ ਹੀ ਗੁਰੂ ਹੈ ਆਪਾਂ ਸਾਰੇ ਭੈਣ ਭਰਾ ਆ ਗੁਰਬਾਣੀ ਪੜਨ ਵਾਲੇ ਸੁਣਨ ਵਾਲੇ ਭੈਣ ਭਰਾ ਹੋਣਗੇ ਹਾਂਜੀ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨ ਵਾਲੇ ਬਿਰਤੀ ਕਰਕੇ ਕੋਈ ਗੁਰੂ ਦੇ ਵਰਗੇ ਹੋ ਜਾਂਦੇ ਹੋਣਗੇ ਸੰਤ ਬਿਰਤੀ ਭਾਵ ਗੁਰੂ ਵਾਲੀ ਬਿਰਤੀ ਬੜਿਆਂ ਸਿੱਖਾਂ ਕੋਲ ਹੋਏਗੀ ਪਰ ਸੰਤ ਹੁੰਦੇ ਨੇ ਚੇਤਾ ਰੱਖਿਓ ਜੀ ਸੰਤ ਹੁੰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਬਿਰਤੀ ਬੜੀਆਂ ਭੈਣਾਂ ਦੀ ਸਾਧੂਆਂ ਵਾਲੀ ਸੰਤਾਂ ਵਾਲੀ ਹੈ ਮੇਰਿਆਂ ਵੀਰਾਂ ਦੀ ਬੜਿਆਂ ਦੀ ਹੈ ਸੰਤ ਹੁੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸੰਤ ਬਣ ਕੇ ਬਹਿਣ ਵਾਲੇ ਪਖੰਡੀ ਹੁੰਦੇ ਨੇ ਬ੍ਰਹਮ ਗਿਆਨੀ ਹੁੰਦੇ ਨੇ ਕੋਈ ਸ਼ੱਕ ਨਹੀਂ ਸਿੱਖ ਬ੍ਰਹਮ ਦਾ ਗਿਆਨ ਲੈਂਦਾ ਆ ਬ੍ਰਹਮ ਦਾ ਗਿਆਨ ਹੈ ਸਾਰਾ ਹੀ ਬ੍ਰਹਮ ਦਾ ਗਿਆਨ ਲੈਣ ਵਾਲੇ ਗੁਰੂ ਦੇ ਸਿੱਖ ਬ੍ਰਹਮ ਗਿਆਨੀ ਹੁੰਦੇ ਨੇ ਪਰ ਬ੍ਰਹਮ ਗਿਆਨੀ ਬਣ ਕੇ ਬਹਿਣ ਵਾਲੇ ਪਖੰਡੀ ਹੁੰਦੇ ਨੇ ਬ੍ਰਹਮ ਗਿਆਨੀ ਬਣ ਕੇ ਜਿਹੜੇ ਬੈਠੇ ਐ ਉਹ ਪਖੰਡੀ ਹੁੰਦੇ ਐ ਹੁਣ ਇੱਕ ਗੱਲ ਸਮਝ ਆ ਗਈ ਮੇਰੀਆਂ ਭੈਣਾਂ ਨੂੰ ਖਾਸ ਕਰਕੇ ਵੀ ਸਾਦਾ ਦੀ ਧੂੜੀ ਦਾ ਅਰਥ ਕੀ ਹੈ ਸਾਦਾ ਦੀ ਧੂੜੀ ਲੈਣ ਦਾ ਮਤਲਬ ਕੀ ਹੈ ਜਦੋਂ ਆ ਪੰਕਤੀ ਆਪਾਂ ਗਾ ਰਹੇ ਸੀ ਨਾ ਉਦੋਂ ਫਿਰ ਭੁਲੇਖਾ ਪੈਂਦਾ ਹੈ ਵੀ ਮੇਰਿਆ ਮਨ ਲਓ ਹੁਣ ਫੇਰ ਗਾਓ ਗੁਰੂ ਅਰਜਨ ਸਾਹਿਬ ਜੀ ਦੀ ਪੰਕਤੀ ਜਪ ਸ਼ਬਦ ਪੜ੍ਹ ਆਸ ਅਨਿਤ ਤੇ ਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਮੇਰਿਆ ਮਨਾ ਸੰਤਾਂ ਦੀ ਧੂੜ ਰੋਜ਼ ਮੰਗਿਆ ਕਰ ਕੀ ਮੰਗਣਾ ਫਿਰ ਆਪਾਂ ਵੀ ਰਲ ਮਿਲ ਕੇ ਕਦੋਂ ਬਾਣੀ ਗਾਵਾਂਗੇ ਆਖੋ ਸਤਨਾਮ ਸ੍ਰੀ ਵਾਸ ਇਹ ਮੰਗਿਆ ਕਰੋ ਇਹ ਮੰਗਿਆ ਕਰੋ ਵੀ ਮੁੜ ਕੇ ਕਦੋਂ ਗਾਵਾਂਗੇ ਬਾਣੀ ਇਕੱਠੇ ਹੋ ਕੇ ਭੈਣ ਭਰਾ ਕਦੋਂ ਬਵਾਂਗੇ ਹੁਣ ਕਦੋਂ ਸਮਾਂ ਆਏਗਾ ਉਡੀਕਦੇ ਰਹਿਣਾ ਚਾਹੀਦਾ ਹੈ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਓਏ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਧਨ ਸੋਨੇ ਨਾ ਤੂੰ ਦਰਸ਼ਨ ਕਰਨਾ ਕੀ ਧਨ ਸੋਵੇ ਲਾਜਤ ਦਰਸ਼ਨ ਕਰਨਾ ਧਨ ਸੋਵੇ ਲਾਜਤ ਦਰਸ਼ਨ ਕਰਨਾ ਧਨ ਸੋਵੇ ਤੂੰ ਦਰਸ਼ਨ ਕਰਨਾ ਧਨ ਸੋਵੇ ਤੂੰ ਦਰਸ਼ਨ ਕਰਨਾ ਧਨ ਸੋਵੇ ਲਾਜਤ ਡੂ ਡੂ ਦੀ ਆਵਾਜ਼ ਆਈ ਜਾਂਦੀ ਹੈ ਦਰਸ਼ਨ ਕਰਨਾ ਆਓ ਬਲਿਹਾਰੀ ਸਤਗੁਰ ਚਰਣਾ ਆਓ ਬਲਿਹਾਰੀ ਸਤਗੁਰ ਚਰਣਾ ਆਓ ਬਲਿਹਾਰੀ ਸਤਗੁਰ ਚਰਣਾ ਆਓ ਬਲਿਹਾਰੀ ਸਤਗੁਰ ਹਉ ਬਲਿਹਾਰੀ ਸਤ ਗੁਰ ਹਉ ਬਲਿਹਾਰੀ ਸਤ ਗੁਰ ਦੱਸੋ ਬਈ ਹੁਣ ਇੱਥੇ ਗਾ ਰਹੇ ਹੋ ਸਾਰੇ ਹਉ ਬਲਿਹਾਰੀ ਕਿਹੜੇ ਚਰਨ ਆ ਰਹੇ ਨੇ ਸੁਰਤ ਵਿੱਚ ਡਬਲ ਮਾਈਂਡਡ ਦੇ ਨਹੀਂ ਇੱਥੇ ਕਿਹੜੇ ਚਰਨਾਂ ਤੋਂ ਬਲਿਹਾਰ ਬੋਲੋ ਜੀ ਸ਼ਬਦ ਤੁਹਾਡਿਆਂ ਬਚਨਾਂ ਤੋਂ ਤੁਹਾਡਿਆਂ ਚਰਨਾਂ ਤੋਂ ਬਲਿਹਾਰ ਮਤਲਬ ਤੁਹਾਡੇ ਬਚਨਾਂ ਤੋਂ ਬਲਿਹਾਰ ਹਉ ਬਲਿਹਾਰੀ ਸਤਗੁਰ ਚਰਨਾ ਤੁਹਾਡੇ ਚਰਨ ਕੀ ਨੇ ਤੁਹਾਡੇ ਬਚਨ ਹਿਰਦੈ ਚਰਨ ਸ਼ਬਦ ਸਤਗੁਰ ਕੋ ਨਾਨਕ ਬੰਦਿਓ ਇੱਥੇ ਡਬਲ ਮਾਈਂਡਡ ਨਹੀਂ ਹੋਣਾ ਕਦੇ ਹੁਣ ਜਦੋਂ ਇਦਾਂ ਹੁੰਦਾ ਨਾ ਜੀ ਅਸੀਂ ਕੇ ਗਾਣੇ ਆ ਤੇ ਆਈ ਜਾਂਦੇ ਨੇ ਸਾਡੇ ਵਰਗੇ ਪੈਰਾਂ ਪੈਰਾਂ ਵਾਲੇ ਚਰਨ ਦਿਮਾਗ ਚਾਹੀਦੇ ਇੱਥੇ ਕਨਫਿਊਜ਼ ਹੋ ਗਏ ਅਸੀਂ ਦੋ ਬੇੜੀਆਂ ਤੇ ਸੁਰਤ ਚੜਦੀ ਹੈ ਉਦੋਂ ਉਦੋਂ ਪ੍ਰੋਬਲਮ 'ਚ ਪੈਂਦੇ ਆ ਕਦੇ ਚਰਨ ਪੈਰਾਂ ਵਾਲੇ ਲੈ ਆਉਂਦੇ ਆ ਕਦੇ ਨਹੀਂ ਸ਼ਬਦ ਨੂੰ ਹੀ ਲਿਆਇਓ ਸਾਹਮਣੇ ਇੱਕ ਤੇ ਕਨਸੈਂਟਰੇਟ ਕਰਿਓ ਹਾਂ ਬਲਿਹਾਰੀ ਸਤਗੁਰ ਚਰਨਾ ਹਾਂ ਬਲਿਹਾਰੀ ਸਤਗੁਰ ਚਰਨਾ ਕਰਨਾ ਤਨ ਸੋਵੇ ਨਾ ਜੇ ਤੂੰ ਦਰਸ਼ਨ ਕਰਨਾ ਤਨ ਸੋਵੇ ਨਾ ਜੇ ਤੂੰ ਦਰਸ਼ਨ ਕਰਨਾ ਤਨ ਸੋਵੇ ਨਾ ਜੇ ਤੂੰ ਦਰਸ਼ਨ ਕਰਨਾ ਹਾਂਜੀ ਦਰਸ਼ਨ ਕਾਦੇ ਕਰਨੇ ਨੇ ਸ਼ਬਦ ਦੇ ਦਰਸ਼ਨ ਕਰਦੀ ਕੀ ਹੈ ਸੁਰਤ ਅੱਖਾਂ ਨਹੀਂ ਸੁਰਤ ਐਦਾਂ ਹੀ ਉਡੀਕਣਾ ਹੈ ਵੀ ਕਦੋਂ ਉਹ ਵੇਲਾ ਆਵੇਗਾ ਜਦੋਂ ਸ਼ਬਦ ਦੀ ਕੋਈ ਵਿਚਾਰ ਸੁਰਤ ਦਰਸ਼ਨ ਕਰੇਗੀ ਬਲਿਹਾਰੇ ਜਾਈਏ ਗੁਰੂ ਦੇ ਚਰਨਾਂ ਤੋਂ ਮਤਲਬ ਚਰਨ ਕੀ ਨੇ ਸ਼ਬਦ ਨੇ ਸਾਡਾ ਗੁਰੂ ਸ਼ਬਦ ਹੈ ਐਦਾਂ ਬਸ ਕਨਫਿਊਜ਼ ਨਹੀਂ ਕਿਤੇ ਹੋਣਾ ਇਹ ਕੁੰਡੀ ਖੁੱਲਣੀ ਚਾਹੀਦੀ ਹੈ ਇੱਕ ਕੁੰਡੀ ਖੁੱਲ ਜੇ ਬਾਕੀ ਸਭ ਆਪੇ ਖੁੱਲ ਜਾਣਗੀਆਂ ਸਾਰੀ ਦੀ ਸਾਰੀ ਗੱਲ ਸਮਝ ਆ ਜਾਏਗੀ ਜੇ ਇੱਕ ਆ ਗਈ ਸਾਰਾ ਕੁਝ ਉਲਝਿਆ ਹੀ ਤਾਂ ਹੈ ਬੇੜੀਆਂ ਕਈ ਤੇ ਪੈਰ ਰੱਖੀ ਫਿਰਦੇ ਨੇ ਉਲਝ ਗਈ ਤਾਂ ਨਹੀਂ ਫਾਰਮੂਲਾ ਸਮਝ ਨਾ ਆਵੇ ਵੱਡੇ ਵੱਡੇ ਸਵਾਲ ਹੱਲ ਨਹੀਂ ਹੁੰਦੇ ਭਾਈ ਜੁਗਤੀ ਪ੍ਰਧਾਨ ਹੈ ਇੱਥੇ ਸਤ ਸੰਗਤ ਦੇ ਵਿੱਚ ਬੈਠ ਕੇ ਕਈ ਜੁਗਤੀਆਂ ਮਿਲ ਜਾਂਦੀਆਂ ਜੁਗਤੀ ਨਾਲ ਸਮਝ ਆ ਜਾਂਦੀ ਹੈ ਲੱਖਾਂ ਮਣ ਲੋਹਾ ਆਕਾਸ਼ 'ਚ ਉੱਡਿਆ ਫਿਰਦਾ ਹੈ ਮਾੜਾ ਜਿਹਾ ਉੱਪਰ ਸਿੱਟ ਕੇ ਵੇਖੋ ਉਹਦੀ ਥੱਲੇ ਡਿੱਗਦਾ ਲੋਹਾ ਪਰ ਲੱਖਾਂ ਮਣ ਉੱਡਦਾ ਕਿਉਂ ਹੈ ਕਿਉਂਕਿ ਜੁਗਤੀ ਹੈ ਜਹਾਜ਼ ਥੋੜਾ ਜਿਹਾ ਤੁਸੀਂ ਕੋਈ ਚੀਜ਼ ਛੋਟੀ ਜੀ ਪਾਣੀ 'ਚ ਸਿੱਟੋ ਡੁੱਬ ਜਾਂਦੀ ਹੈ ਪਰ ਲੱਖਾਂ ਮਣ ਲੋਹਾ ਤੈਰਦਾ ਫਿਰਦਾ ਇਹ ਕੀ ਹੈ ਜੁਗਤੀ ਹੈ ਇੱਕ ਜੁਗਤੀ ਸਮਝ ਆ ਜੇ ਬਾਕੀ ਸਭ ਸਮਝ ਆ ਜਾਂਦੀ ਹੈ ਇੱਕ ਨੁਕਤਾ ਸਮਝ ਆ ਗਿਆ ਬਾਕੀ ਤੇ ਆਪੇ ਸਾਰਾ ਕੁਝ ਕਲੀਅਰ ਹੁੰਦਾ ਤੁਰਿਆ ਜਾਂਦਾ ਕਲੀਅਰ ਹੀ ਹੋ ਜਾਣਾ ਜੀ ਸਾਰਾ ਕੁਝ ਕਲੀਅਰ ਹੁੰਦਾ ਜਾ ਇੱਕ ਗੱਲ ਸਮਝ ਆ ਜੇ ਬਸ ਇਸ ਕਰਕੇ ਕਨਫਿਊਜ਼ ਨਹੀਂ ਬਿਲਕੁਲ ਵੀ ਰਹਿਣਾ ਜੀ ਨਾ ਕਨਫਿਊਜ਼ ਨਹੀਂ ਰਹਿਣਾ ਡਬਲ ਮਾਈਂਡਡ ਨਾ ਹੋਇਓ ਦੋ ਬੇੜੀਆਂ ਤੇ ਪੈਰ ਰੱਖਾਂਗੇ ਡੁੱਬਾਂਗੇ ਡੁੱਬਾਂਗੇ ਜਾਂ ਦੇ ਜਾਂ ਸ਼ਬਦ ਦੇ ਹੈ ਨਹੀਂ ਸ਼ਬਦ ਹੈ ਦੇ ਰਹਿਣੀ ਨਹੀਂ ਸ਼ਬਦ ਰਹਿਣਾ ਕਿਸੇ ਦੀ ਦੇ ਅੱਜ ਤੱਕ ਰਹੀ ਨਹੀਂ ਸ਼ਬਦ ਹੈਗਾ ਧਿਆਨ ਸ਼ਬਦ ਵੱਲ ਰੱਖਿਓ ਇਹ ਨਾ ਭੁੱਲਿਓ ਭਾਈ ਇੱਕੋ ਹੀ ਗੱਲ ਬਸ ਬਾਣੀ ਗੁਰੂ ਗੁਰੂ ਹੈ ਬਾਣੀ ਸਤਗੁਰ ਬਚਨ ਬਚਨ ਹੈ ਸਤਗੁਰ ਬਾਦਰ ਮੁਕਤ ਜਨਾਵੇ ਜ਼ਿੰਦਗੀ ਦਾ ਰਾਹ ਪੱਧਰਾ ਕਰ ਦੇਣਗੇ ਪਰ ਸਤਿਗੁਰੂ ਦੇ ਬਚਨ ਵੱਲ ਕਨਸੈਂਟਰੇਟ ਕਰਿਓ ਬਚਨ ਨੂੰ ਸਤਿਗੁਰੂ ਮੰਨ ਲਿਓ ਵੀ ਗੁਰੂ ਦਾ ਬਚਨ ਹੀ ਸਤਿਗੁਰੂ ਹੈ ਸੋ ਆਓ ਅੱਗੇ ਸੁਣਿਓ ਧਿਆਨ ਨਾਲ ਆ ਪੰਕਤੀ ਸੁਣਿਓ ਪਹਿਲਾਂ ਪੂਰੀ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਬਸ ਆਪਣਾ ਹੰਕਾਰ ਛੱਡ ਕੇ ਬੇਨਤੀ ਕਰ ਨਮਾਣਾ ਬਣ ਨਮਾਣਾ ਤੇ ਸਤਿਗੁਰੂ ਜੀ ਦੀ ਸੰਗਤ ਵਿੱਚ ਐਦਾਂ ਰਲ ਮਿਲ ਕੇ ਪਿਆਰਿਆਂ ਦੀ ਸੰਗਤ ਵਿੱਚ ਐਦਾਂ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਬਚਨ ਗਾਈਏ ਸੁਣੀਏ ਰਲ ਮਿਲ ਕੇ ਫੇਰ ਅਗਨ ਸਾਗਰ ਤਰੋ ਜੋ ਵਕਾਰਾਂ ਦਾ ਸਾਗਰ ਸਾਡੇ ਅੰਦਰ ਚੱਲਦਾ ਹੈ ਨਾ ਜੀ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਇਹ ਅੱਗ ਦੀਆਂ ਨਦੀਆਂ ਸਾਡੇ ਅੰਦਰ ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ ਪੈਂਦੇ ਆ ਲੋਕ ਸੜਦੇ ਆ ਇਹਦੇ ਵਿੱਚ ਪਰ ਗੁਰੂ ਦੀ ਕਿਰਪਾ ਨਾਲ ਤਰਿਆ ਜਾਂਦਾ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਅੱਗ ਦੀਆਂ ਭਿਆਨਕ ਨਦੀਆਂ ਤੋਂ ਤਰਿਆ ਜਾਂਦਾ ਹੈ ਇਹ ਅੰਦਰ ਹੀ ਨਦੀਆਂ ਅੱਗ ਦੀਆਂ ਵਗਦੀਆਂ ਤੇ ਗੁਰੂ ਸਾਹਿਬ ਦੀ ਬਾਣੀ ਦਾ ਗਿਆਨ ਲੈ ਰਲ ਮਿਲ ਕੇ ਭਰਾਵਾਂ ਵਿੱਚ ਬੈਠ ਸਭ ਗੁਰਬਾਣੀ ਵਿਚਾਰ ਕਰ ਤੇ ਅੱਗ ਦੀਆਂ ਨਦੀਆਂ ਚੋਂ ਤਰ ਅਗਨ ਅਗਨ ਦਾ ਸਾਗਰ ਜਿਹੜਾ ਸਾਡੇ ਅੰਦਰ ਹੈ ਉਹਦੇ ਤੋਂ ਤਰ ਬਾਹਰ ਆ ਜਾ ਤੈਰਨਾ ਸਿੱਖ ਡੁੱਬ ਨਾ ਜਾਈ ਕਿਤੇ ਡੁੱਬ ਰਹੇ ਆ ਡੁੱਬ ਚੁੱਕੇ ਆ ਪਰ ਉਹਦੀ ਕਿਰਪਾ ਨਾਲ ਜੇ ਵਿਚਾਰ ਸ਼ੁਰੂ ਕਰ ਦਈਏ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰ ਦਈਏ ਤੇ ਅਗਨ ਸਾਗਰ ਤਰੋ ਤਰਿਆ ਵੀ ਜਾ ਸਕਦਾ ਹੈ ਇੰਪੋਸੀਬਲ ਨਹੀਂ ਤਰਿਆ ਜਾ ਸਕਦਾ ਹੈ ਹੋ ਸਕਦਾ ਹੈ ਭਾਈ ਇਹ ਹਾਂਜੀ ਹਰ ਧਨ ਕੇ ਪਰ ਲੈ ਹੋ ਪੰਡਾ ਨਾਨਕ ਗੁਰ ਪੂਰੇ ਨਮਸਕਾਰ ਨਾਨਕ ਗੁਰ ਪੂਰੇ ਨਮਸਕਾਰ ਪੂਰੇ ਗੁਰੂ ਨੂੰ ਨਮਸਕਾਰ ਕਰ ਭਾਵ ਕੇ ਨੀਵਾ ਹੋ ਸਰੈਂਡਰ ਕੰਪਲੀਟ ਸਰੈਂਡਰ ਕਰ ਦੇ ਆਪਣੇ ਆਪ ਨੂੰ ਭੇਟ ਕਰ ਦੇ ਸਮਰਪਿਤ ਕਰ ਦੇ ਨਮਸਕਾਰ ਕਰ ਤੇ ਹਰ ਧਨ ਕੇ ਭਰ ਲਿਓ ਭੰਡਾਰ ਗੁਰਬਾਣੀ ਦੇ ਸੱਚੇ ਗਿਆਨ ਦਾ ਭੰਡਾਰ ਭਰਨਾ ਹੈ ਹੁਣ ਮੇਰੀ ਬੇਨਤੀ ਫੇਰ ਸੁਣੋ ਜੀ ਸੱਚਾ ਗਿਆਨ ਹੈ ਜਿਹੜਾ ਹਰ ਜਗ੍ਹਾ ਹੀ ਪੁੱਛਦਾ ਬਿਲਕੁਲ ਸਿੱਧੀ ਗੱਲ ਦਿਮਾਗ 'ਚ ਵੜ ਜਾਂਦੀ ਹੈ ਦੱਸੋ ਇਹ ਜਿਹੜਾ ਭੰਡਾਰ ਭਰਨਾ ਹੈ ਇਹ ਝੋਲੀ ਵਿੱਚ ਪੈਂਦਾ ਹੈ ਜੇਬ ਵਿੱਚ ਪੈਂਦਾ ਹੈ ਕਿ ਇੱਥੇ ਪੈਂਦਾ ਦਿਮਾਗ 'ਚ ਬੋਲੋ ਕਿੱਥੇ ਪੈਂਦਾ ਹੈ ਦਿਮਾਗ 'ਚ ਪੈਂਦਾ ਸੁਰਤ 'ਚ ਇਹ ਭੰਡਾਰ ਭਰਨਾ ਕਿੱਥੇ ਇੱਥੇ ਇਹ ਦਿਸਦਾ ਨਹੀਂ ਗੁਪਤ ਐ ਸਾਰੀ ਖੇਡ ਗੁਰ ਕਾ ਬਚਨ ਬਸੈ ਜੀ ਲਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਾਲੇ ਗੁਰੂ ਦਾ ਬਚਨ ਅੱਗ 'ਚ ਸੜਨਾ ਨਹੀਂ ਹੁਣ ਜੇ ਕੋਈ ਅਸੀਂ ਝੋਲੀ 'ਚ ਪਵਾ ਕੇ ਲੈ ਕੇ ਗਏ ਆ ਝੋਲੀ ਵਾਲੀ ਚੀਜ਼ ਤੇ ਅੱਗ ਵਿੱਚ ਵੀ ਸੜ ਸਕਦੀ ਹੈ ਝੋਲੀ ਵਾਲੀ ਚੀਜ਼ ਤੇ ਪਾਣੀ 'ਚ ਵੀ ਡੁੱਬ ਸਕਦੀ ਹੈ ਪਰ ਜਿਹੜਾ ਭੰਡਾਰ ਇੱਥੋਂ ਮਿਲਦਾ ਹੈ ਇਹ ਇੱਥੇ ਪਵਾਇਆ ਜਾਂਦਾ ਜੀ ਇੱਥੇ ਚੋਰ ਮਿਲ ਪਵਿਆ ਮਿਲ ਪਵੇ ਕੱਪੜੇ ਲਵਾ ਸਕਦਾ ਫੋਨ ਲੈ ਸਕਦਾ ਪੈਸੇ ਲੈ ਸਕਦਾ ਪਰਸ ਲੈ ਸਕਦਾ ਉਹ ਸਾਡੀ ਘੜੀ ਲਵਾ ਸਕਦਾ ਹੈ ਪਰ ਜਿਹੜਾ ਸੱਚਾ ਗਿਆਨ ਭੰਡਾਰ ਗੁਰੂ ਨੇ ਇੱਥੇ ਪਾਇਆ ਹੈ ਇਹ ਕੋਈ ਚੋਰ ਚੁਰਾ ਨਹੀਂ ਸਕਦਾ ਤੇ ਅੱਗ ਵਿੱਚ ਸੜ ਨਹੀਂ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੈ ਜਲ ਇਹਨਾਂ ਬਚਨਾਂ ਨੂੰ ਦਿਮਾਗ 'ਚ ਰੱਖਿਆ ਕਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹਨਾਂ ਨੂੰ ਸੰਭਾਲ ਕੇ ਰੱਖ ਇਹਨਾਂ ਬਚਨਾਂ ਨੂੰ ਇਹ ਹਰ ਧਨ ਕੇ ਭਰ ਲਿਓ ਭੰਡਾਰ ਇਹ ਲੋਕ ਪਰਲੋਕ ਸੰਗ ਸਹਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਤੇ ਕਈ ਬੰਦੇ ਲੋੜ ਹੀ ਨਹੀਂ ਜੀ ਸਾਨੂੰ ਨਹੀਂ ਜੀ ਬਾਣੀ ਦਾ ਗਿਆਨ ਲੈਣ ਸਾਨੂੰ ਕੀ ਲੋੜ ਹੈ ਫੋਨ ਤੋਂ ਵਿਹਲੇ ਨਹੀਂ ਫੇਸਬੁੱਕਾਂ ਤੋਂ ਵਿਹਲੇ ਨਹੀਂ ਫਿਲਮਾਂ ਤੋਂ ਵਿਹਲੇ ਨਹੀਂ ਟਾਈਮ ਨਹੀਂ ਜੀ ਲੱਗਦਾ ਕਿਹੜਾ ਬੰਦਾ ਅੱਧਾ ਘੰਟਾ ਰੋਜ਼ ਕੱਢੇ 15 ਮਿੰਟ ਅਸੀਂ ਨਹੀਂ ਕੱਢ ਸਕਦੇ ਸਾਨੂੰ ਲੋੜ ਨਹੀਂ ਜਿਹੜੇ ਅੱਜ ਗਿਆਨ ਨਹੀਂ ਲਿਆ ਉਹਦਾ ਮਤਲਬ ਇਹ ਆ ਉਹਨਾਂ ਨੂੰ ਗੁਰੂ ਜੀ ਦੇ ਸੱਚੇ ਗਿਆਨ ਦੀ ਲੋੜ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੜੀ ਲੋੜ ਹੈ ਨਿਰਧਨ ਕੋ ਧਨ ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਨਿਰਧਨ ਕੋ ਧਨ ਅੰਦਲੇ ਕੋ ਟਿਕ ਤੇ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਮਾਤ ਦੂਧ ਜੈਸੇ ਬਾਲੇ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਨਿਰਧਨ ਨੂੰ ਧਨ ਦੀ ਲੋੜ ਹੈ ਇਦਾਂ ਹੀ ਕਹਿੰਦੇ ਭਾਈ ਸੱਚੇ ਗਿਆਨ ਦੀ ਤੇ ਤੈਨੂੰ ਸਦਾ ਹੀ ਬੜੀ ਬੋਲੋ ਸੱਚੇ ਗਿਆਨ ਦੀ ਬੜੀ ਲੋੜ ਹੈ ਫੀਲ ਕਰਿਆ ਕਰੋ ਵੀ ਬੜੀ ਲੋੜ ਹੈ ਯਾਰ ਸੱਚਾ ਗਿਆਨ ਚਾਹੀਦਾ ਜ਼ਿੰਦਗੀ 'ਚ ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਕਰੀ ਕਿਰਪਾ ਮਾਲਕ ਨੇ ਕਿਰਪਾ ਕੀਤੀ ਹੈ ਆ ਜਹਾਜ਼ ਬਣਾਇਆ ਹੈ ਗੁਰਬਾਣੀ ਦਾ ਜਹਾਜ਼ ਸਾਡੇ ਕੋਲ ਹੈ ਇਹਦੇ ਤੇ ਸਵਾਰ ਹੋਈਏ ਕਿੰਨੇ ਸਵਾਰ ਹੋਣਾ ਹੈ ਸਰੀਰ ਨੇ ਕਿ ਸੁਰਤ ਨੇ ਸੁਰਤ ਨੇ ਇਹ ਸੱਚੇ ਗਿਆਨ ਦੇ ਸ਼ਬਦ ਦੇ ਜਹਾਜ਼ ਤੇ ਆ ਜਹਾਜ਼ ਹੈ ਜਹਾਜ਼ ਸਵਾਰ ਹੋ ਜੀਏ ਸੁਰਤ ਨੂੰ ਸਵਾਰ ਕਰਦੇ ਬਸ ਪਾਰ ਉਤਾਰਾ ਹੋ ਜਾਣਾ ਬੇੜਾ ਬੰਨੇ ਲੱਗ ਜਾਣਾ ਪਰ ਸਵਾਰ ਹੋਣਾ ਪੈਂਦਾ ਆਪਣੀ ਸੁਰਤ ਨੂੰ ਸਵਾਰ ਕਰੀਏ ਸੋ 2.5 ਘੰਟੇ ਬੜੇ ਟਿਕਾ ਨਾਲ ਆਪ ਸਾਰੇ ਬੈਠੇ ਰਹੇ ਹੋ ਬੇਨਤੀ ਹੈ ਵੀ ਅੱਜ ਜਿਹੜੀ ਗੱਲ ਬਾਰ-ਬਾਰ ਦੁਹਰਾਈ ਗਈ ਹੈ ਮੇਰਾ ਖਿਆਲ ਹੈ ਕਿ ਪੱਕੀ ਤਰ੍ਹਾਂ ਦਿਮਾਗ 'ਚ ਬੈਠ ਗਈ ਕੀ ਅੱਜ ਅੱਜ ਆਪਾਂ ਗੱਲ ਬਹੁਤੀ ਕੀ ਕੀਤੀ ਹੈ ਵੀ ਦੇਹ ਨੂੰ ਗੁਰੂ ਨਹੀਂ ਮੰਨਣਾ ਗੁਰੂ ਮੰਨਣਾ ਹੈ ਗਿਆਨ ਸ਼ਬਦ ਦੇਹ ਵਾਲੇ ਚਰਨਾਂ ਮਗਰ ਨੂੰ ਧਿਆਨ ਨਹੀਂ ਧਰਨਾ ਸ਼ਬਦ ਦਾ ਫਿਰ ਜੇ ਗੁਰੂ ਸ਼ਬਦ ਨੂੰ ਮੰਨਦੇ ਆ ਫਿਰ ਫੋਟੋ ਕਿਹਦੀ ਲਾਵਾਂਗੇ ਸ਼ਬਦ ਇਹ ਦਿਮਾਗ ਚ ਭੁੱਲਿਓ ਨਾ ਪਿਆਰਿਓ ਧੂੜੀ ਵੀ ਕਾਦੀ ਹੋਏਗੀ ਫਿਰ ਸ਼ਬਦ ਦੀ ਬਸ ਐਦਾਂ ਸਾਰੀ ਗੱਲ ਸਮਝ ਲਿਓ ਚੱਲਦੇ ਵੀ ਅੰਦਰ ਸ਼ਬਦ ਹੀ ਨੇ ਵਿਚਾਰ ਹੀ ਚੱਲਦੇ ਨੇ ਸਾਡੇ ਅੰਦਰ ਵਾ ਵਿਚਾਰ ਬਦਲ ਗਏ ਵਿਚਾਰ ਬਦਲ ਗਏ ਗੁਰੂ ਜੀ ਦੇ ਵਿਚਾਰਾਂ ਵਰਗੇ ਸਾਡੇ ਵਿਚਾਰ ਬਣ ਗਏ ਇਹਨੂੰ ਕਹਿੰਦੇ ਸਿੱਖ ਗੁਰੂ ਵਰਗਾ ਹੋ ਗਿਆ ਇਹਨੂੰ ਸਮਾਈ ਹੋਣੀ ਕਹਿੰਦੇ ਐ ਇਹਨੂੰ ਲੀਨਤਾ ਹੋਣੀ ਕਹਿੰਦੇ ਐ ਇਹਨੂੰ ਜੋਤ ਨਾਲ ਜੋਤ ਰਲਣੀ ਕਹਿੰਦੇ ਐ ਜਦੋਂ ਗੁਰੂ ਜੀ ਦੇ ਵਿਚਾਰ ਸਾਡੇ ਵਿਚਾਰ ਬਣ ਜਾਂਦੇ ਸੋ ਇਹਨਾਂ ਨੁਕਤਿਆਂ ਨੂੰ ਕਿਰਪਾ ਕਰਕੇ ਜ਼ਰੂਰ ਪਕੜ ਵਿੱਚ ਰੱਖਿਓ ਭੁੱਲਿਓ ਨਾ ਪਿਆਰਿਓ ਇੱਕ ਇੱਕ ਨੁਕਤਾ ਦਿਮਾਗ 'ਚ ਰੱਖਿਓ ਇੱਕ ਕੁੰਡੀ ਖੁੱਲ ਗਈ ਬਾਕੀ ਤੇ ਆਪੇ ਹੀ ਖੋਲ ਲਓਗੇ ਇੱਕ ਗੱਲ ਸਮਝ ਚ ਆ ਜੇ ਬਾਕੀ ਤੇ ਆਪੇ ਤੁਸੀਂ ਸਮਝ ਜਾਣਾ ਸੋ ਬੜੇ ਟਿਕਾ ਨਾਲ ਸੁਣਿਆ ਧੰਨਵਾਦ ਹੈ ਪਹਿਲੀ ਬੇਨਤੀ ਧਿਆਨ ਨਾਲ ਸੁਣੋ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਸਤਿਗੁਰ ਜੀ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ ਪਹਿਲਾਂ ਨਹੀਂ ਜਾਣਾ ਇਹ ਬੇਨਤੀ ਜ਼ਰੂਰੀ ਦੂਜੀ ਬੇਨਤੀ ਇਹ ਹੈ ਜੀ ਕਿ ਮੈਂ 8 ਵਜੇ ਤੋਂ ਪਹਿਲਾਂ ਸਟੇਜ ਤੇ ਆ ਗਿਆ ਸੀ ਪਰ ਸ਼ੁਰੂ ਸਵਾ 8 ਕੀਤਾ ਕੱਲ ਨੂੰ ਵੀ 8 ਵਜੇ ਤੋਂ ਪਹਿਲਾਂ ਆ ਜਾਾਂਗੇ ਤੇ ਸ਼ੁਰੂ ਵੀ 8 ਵਜੇ ਕਰ ਲਾਂਗੇ ਅੱਜ ਤੋਂ 15 ਮਿੰਟ ਪਹਿਲਾਂ ਸ਼ੁਰੂ ਕਰ ਲਾਂਗੇ ਭਾਈ ਜਥਾ 7:30 ਆ ਜਾਂਦਾ ਹੈ ਉਦੋਂ ਪਹਿਲਾਂ ਵੀ ਜਥੇ ਲੱਗਦੇ ਆ ਤੇ ਕਿਰਪਾ ਕਰਕੇ ਵੇਲੇ ਨਾਲ ਆ ਜਾਓ 7 ਵਜੇ ਨੂੰ ਤੇ ਜ਼ਰੂਰ ਟਾਈਮ ਕੱਢ ਲਿਓ ਆ ਕੇ ਪ੍ਰਸ਼ਾਦਾ ਪਾਣੀ ਛਕੋ ਇੱਥੇ ਬਣਾਓ ਵਰਤਾਓ ਤੇ ਛਕੋ ਵੀ ਇੱਥੇ ਆ ਕੇ ਸੇਵਾ ਕਰੋ ਸਾਰੇ ਇਲਾਕੇ ਵਾਲੇ ਅੱਜ ਵੀ ਸੰਗਤ ਦੀ ਗਿਣਤੀ ਪੰਡਾਲ ਸਾਰਾ ਖੋਲਿਆ ਪ੍ਰਬੰਧਕਾਂ ਨੇ ਬਾਹਰਲੇ ਪਾਸੇ ਸਾਰਾ ਪੰਡਾਲ ਖੋਲਤਾ ਇਕੱਠ ਬਾਹਰ ਤੱਕ ਹੈ ਸੰਗਤ ਦੂਰ ਤੱਕ ਬੈਠੀ ਹੈ ਤੇ ਕੱਲ ਨੂੰ ਇਦੋਂ ਡਿਊਟੀ ਸੰਗਤ ਹੋ ਜਾਣੀ ਜੇ ਅੱਜ ਸੰਗਤ 300 ਫੁੱਟ ਤੱਕ ਬੈਠੀ ਹੈ ਨਾ ਦੂਰ 300 ਫੁੱਟ ਤੱਕ ਤੇ ਕੱਲ ਨੂੰ 400 ਫੁੱਟ ਤੱਕ 500 ਫੁੱਟ ਤੱਕ ਬੈਠ ਹੋਰ ਵੀ ਭੈਣਾ ਭਰਾਵਾਂ ਨੂੰ ਆਪਾਂ ਪ੍ਰੇਰ ਕੇ ਲੈ ਕੇ ਆਈਏ ਪਰੇ ਭੈਣਾ ਭਰਾਵਾਂ ਨੂੰ ਨਾਲ ਲੈ ਕੇ ਆਓ ਟਾਈਮ ਤੇ ਉਹਨਾਂ ਹੀ ਲੱਗਦਾ ਹੈ ਗੱਲ ਪੱਲੇ ਪੈ ਜਾਂਦੀ ਕੋਈ ਨਾ ਕੋਈ ਦਿਮਾਗ 'ਚ ਆ ਜਾਂਦੀ ਹੈ ਗੱਲ ਭਾਈ ਇੱਕ ਕੁੰਡੀ ਖੁੱਲ ਗਈ ਬਸ ਬਾਕੀ ਤੇ ਭੱਜੇ ਹੀ ਜਾਓਗੇ ਪਿਆਰਿਓ ਇੱਕ ਵਾਰੀ ਗੱਡੀ ਸਟਾਰਟ ਹੋਣ ਦੀ ਲੋੜ ਹੈ ਫਿਰ ਤੇ ਆਪੇ ਹੀ ਭੱਜ ਲੈਣਾ ਆਪਾਂ ਜਦੋਂ ਮਾੜਾ ਜਿਹਾ ਇੱਕ ਵਾਰੀ ਕੁਝ ਟੱਕਾ ਜਾ ਮਾਰ ਕੇ ਸਟਾਰਟ ਕਰ ਦੇ ਇੱਕ ਵਾਰੀ ਸਮਝ ਆ ਜਾਏ ਬਸ ਮਾੜੀ ਜੀ ਹਰ ਕੋਈ ਤਰਸਦਾ ਫਿਰਦਾ ਵੀ ਸਮਝ ਆਵੇ ਸਾਡੇ ਮਨ ਲੱਗੇ ਇਧਰ ਨੂੰ ਲੱਗਦਾ ਹੈ ਚੁੰਮਦਾ ਹੈ ਗਲਤ ਰਾਏ ਪਏ ਹੋਏ ਆ ਡਬਲ ਮਾਈਂਡਡ ਹੋਏ ਫਿਰਦੇ ਆ ਸੋ ਕੱਲ ਨੂੰ ਸਾਰਿਆਂ ਨੇ ਵੇਲੇ ਨਾਲ ਆਉਣਾ ਜੀ ਲੇਟ ਨਹੀਂ ਕਰਨਾ ਇੱਕ ਤੇ ਇਹ ਬੇਨਤੀ ਦੂਜੀ ਬੇਨਤੀ ਹੈ ਜੀ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਜਿਹੜੇ ਮੇਰੇ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਮੈਨੂੰ ਇੱਕ ਗੱਲ ਦੱਸਿਓ ਜੀ ਬੋਲ ਕੇ ਜਵਾਬ ਦਿਓ ਸਾਡੇ ਵਾਸਤੇ ਸਰਵਉੱਚ ਸਰਵਉੱਚ ਕੋਈ ਸੰਪਰਦਾ ਜਾਂ ਕੋਈ ਬਾਬਾ ਹੈ ਕਿ ਅਕਾਲ ਤਖਤ ਸਾਹਿਬ ਹੈ ਬੋਲੋ ਸਭ ਤੋਂ ਸਰਵਉੱਚ ਤੇ ਗੁਰੂ ਗ੍ਰੰਥ ਸਾਹਿਬ ਪਹਿਲੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਪਰ ਜੇ ਬਾਹਰੀ ਗੱਲ ਕਰੀਏ ਤੇ ਸਭ ਤੋਂ ਸਰਵਉੱਚ ਕੀ ਹੈ ਕੋਈ ਬਾਬਾ ਕੋਈ ਸੰਪਰਦਾ ਕੇ ਅਕਾਲ ਤਖਤ ਬੋਲੋ ਹੁਣ ਮਰਿਆਦਾ ਬਾਬਿਆਂ ਦੀ ਕੇ ਅਕਾਲ ਤਖਤ ਦੀ ਬੋਲੋ ਗੱਜ ਕੇ ਦੱਸੋ ਜੀ ਮਰਿਆਦਾ ਕਿਹੜੀ ਫਿਰ ਅਕਾਲ ਤਖਤ ਉਦੋਂ ਉੱਪਰ ਕੋਈ ਹੈ ਨਹੀਂ ਸਭ ਸਰਵਉੱਚ ਕਿਹੜੀ ਹੈ ਅਕਾਲ ਤਖਤ ਸਾਰੇ ਬਾਬੇ ਕਹਿੰਦੇ ਇਹੀ ਨੇ ਵੀ ਅਕਾਲ ਤਖਤ ਦੀ ਮੰਨਦੇ ਕੋਈ ਨਹੀਂ ਆਪੋ ਆਪਣੀਆਂ ਸਭ ਦੀਆਂ ਮਰਿਆਦਾ ਸਭ ਦੀਆਂ ਆਪੋ ਆਪਣੀਆਂ ਸੋ ਅਕਾਲ ਤਖਤ ਦੀ ਮਰਿਆਦਾ ਮੁਤਾਬਕ ਜਿੱਥੇ ਵੀ ਕਿਤੇ ਅੰਮ੍ਰਿਤ ਸੰਚਾਰ ਹੁੰਦਾ ਹੈ ਜਿਹੜਾ ਅੱਖਰ ਅੱਖਰ ਅਕਾਲ ਤਖਤ ਦੱਸਦੇ ਨੇ ਮਰਿਆਦਾ ਉਹੀ ਅੱਖਰ ਅੱਖਰ ਅਸੀਂ ਦੱਸਦੇ ਹਾਂ ਅੱਖਰ ਅੱਖਰ ਦੱਸਦੇ ਆ ਉਹੀ ਜੋ ਅਕਾਲ ਤਖਤ ਦੱਸਦੇ ਨੇ ਉਹੀ ਦੱਸਦੇ ਪੰਜ ਪਿਆਰੇ ਸੋ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਪੰਜ ਸਿੰਘਾਂ ਨੇ ਆਉਣਾ ਹੈ ਭਾਈ ਪਿਆਰਿਓ ਤੇ ਅੰਮ੍ਰਿਤ ਸੰਚਾਰ ਹੋਣਾ ਕਿੱਥੇ ਹੈ ਅੰਮ੍ਰਿਤ ਸੰਚਾਰ ਗੁਰਮਤ ਪ੍ਰਚਾਰ ਟਰਸਟ ਜਕਾਤਖਾਨਾ ਆ ਇੱਥੇ ਮੇਨ ਰੋਡ ਦੇ ਉੱਤੇ ਹੀ ਸਥਾਨ ਹੈ ਤੁਹਾਨੂੰ ਪਤਾ ਹੀ ਹੈ ਤੁਹਾਡੇ ਨੇੜੇ ਹੀ ਹੈ ਤੇ ਕੱਲ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜਿਹੜੇ ਮੇਰੇ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾਵਾਂ ਬੱਚਿਆਂ ਨੇ ਵੀਰਾਂ ਨੇ ਜਿਨ੍ਹਾਂ ਦਾ ਮਨ ਮੰਨੇ ਨਾ ਅੱਜ ਤੇ ਕੱਲ ਕਿਰਪਾ ਕਰਕੇ ਜੀ ਆਪ ਜੀ ਨੇ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ 6 ਵਜੇ ਅੰਮ੍ਰਿਤ ਸੰਚਾਰ ਹੋਏਗਾ ਤੇ ਕੱਲ ਪੰਜ ਪਿਆਰੇ ਸਾਡੇ ਪੰਜ ਪਿਆਰਿਆਂ 'ਚ ਲੱਗਣ ਵਾਲੇ ਸਿੰਘਾਂ ਦਾ ਕੱਲ ਐਕਸੀਡੈਂਟ ਹੋਇਆ ਅੰਮ੍ਰਿਤ ਸੰਚਾਰ ਕਰਾ ਕੇ ਆ ਰਹੇ ਸੀ ਗੱਡੀ ਤਿੰਨ ਚਾਰ ਪਲਟੇ ਵੱਜੇ ਗੱਡੀ ਦੇ ਕਾਫੀ ਸੱਟਾਂ ਵੱਜੀਆਂ ਵਿੱਚੋਂ ਸਿੰਘਾਂ ਦੇ ਪਰ ਫਿਰ ਵੀ ਗੁਰੂ ਸਾਹਿਬ ਨੇ ਮਿਹਰ ਕੀਤੀ ਜੀ ਅੰਗ ਸੰਗ ਵਰਤ ਕੇ ਬਹੁਤ ਭਿਆਨਕ ਐਕਸੀਡੈਂਟ ਹੋਣ ਦੇ ਬਾਵਜੂਦ ਵੀ ਬਚਾਅ ਹੋ ਗਿਆ ਸੋ ਪੰਜ ਪਿਆਰੇ ਸਿੰਘ ਕੱਲ ਭਾਈ ਆਪ ਜੀ ਦੇ ਵਿੱਚ ਇੱਥੇ ਹਾਜ਼ਰੀ ਭਰਨਗੇ ਸੋ ਜੋ ਕਿ ਅੰਮ੍ਰਿਤ ਸੰਚਾਰ ਕੱਲ ਹੋਣਾ ਹੈ ਤੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਜੋ ਗੁਰਦੁਆਰਾ ਗੁਰਮਤ ਪ੍ਰਚਾਰ ਟਰਸਟ ਉੱਥੇ ਆਪ ਜੀ ਸ਼ਾਮ ਨੂੰ 6 ਵਜੇ ਆ ਜਾਓ ਹੱਦ 7 ਵਜੇ ਵੀ ਆ ਜਾਓ ਜੀ ਤਾਂ ਵੀ 7 ਵਜੇ ਤੱਕ ਵੀ ਪਹੁੰਚ ਜਾਓ ਤਾਂ ਵੀ ਕੋਈ 7 ਵਜੇ ਵੀ ਆ ਜਾਓਗੇ ਤਾਂ ਵੀ ਕੋਈ ਨਹੀਂ ਕੇਸੀ ਇਸ਼ਨਾਨ ਕਰਾਇਓ ਆਇਓ ਸਾਫ਼ ਬਸਤਰ ਕਕਾਰ ਮਿਲ ਜਾਣਗੇ ਉੱਥੋਂ ਜਿਨ੍ਹਾਂ ਨੇ ਕਕਾਰ ਲੈਣੇ ਨੇ ਕਕਾਰ ਉਹਨਾਂ ਨੂੰ ਦੇ ਦਿੱਤੇ ਜਾਣਗੇ ਅੰਮ੍ਰਿਤ ਛਕੋ ਸਿੰਘ ਸਜੋ ਦਾਖਲੇ ਲਓ ਇਹ ਦਾਖਲਾ ਐਡਮਿਸ਼ਨ ਬੜੀ ਜ਼ਰੂਰੀ ਹੈ ਜੇ ਸ਼ਬਦ ਨੂੰ ਗੁਰੂ ਮੰਨਦੇ ਆ ਤੇ ਸ਼ਬਦ ਪੱਲੇ ਬੰਨਣਾ ਅੱਜ ਤੋਂ ਬਾਅਦ ਗਿਆਨ ਲੈਣਾ ਹੈ ਗਿਆਨ ਲੈਣ ਦਾ ਪ੍ਰਣ ਕਰਨਾ ਦਾਖਲਾ ਲੈਣਾ ਹੈ ਜਿਹੜੇ ਸਕੂਲ ਦੀ ਪੜ੍ਹਾਈ ਚੰਗੀ ਲੱਗੇ ਉਸ ਸਕੂਲ ਵਿੱਚ ਐਡਮਿਸ਼ਨ ਲੈ ਲੈਣੀ ਚਾਹੀਦੀ ਹੈ ਜੇ ਪੜ੍ਹਾਈ ਚੰਗੀ ਲੱਗੇ ਲੌਜੀਕਲੀ ਹੋਵੇ ਦਲੀਲ ਹੋਵੇ ਜੇ ਗੁਰਬਾਣੀ ਦੀ ਦਲੀਲ ਤੁਹਾਨੂੰ ਚੰਗੀ ਲੱਗਦੀ ਹੈ ਗੁਰਬਾਣੀ ਦਾ ਲੌਜੀਕ ਚੰਗਾ ਲੱਗਦਾ ਹੈ ਗੁਰਬਾਣੀ ਦਾ ਸਟੈਂਡਰਡ ਚੰਗਾ ਲੱਗਦਾ ਹੈ ਜੇ ਗੁਰਬਾਣੀ ਦੀ ਗੱਲ 'ਚ ਦਮ ਹੈ ਲੱਗਦਾ ਹੈ ਤੁਹਾਨੂੰ ਗੁਰੂ ਜੀ ਦੇ ਬਚਨਾਂ 'ਚ ਦਮ ਹੈ ਤੇ ਉਹ ਗੁਰੂ ਜੀ ਦੇ ਸੱਚੇ ਗਿਆਨ ਨੂੰ ਲੈਣ ਦਾ ਪ੍ਰਣ ਕਰ ਲਓ ਵਾਅਦਾ ਕਰ ਲਓ ਵੀ ਸਕੂਲ ਬੜਾ ਕਮਾਲ ਦਾ ਹੈ ਇੱਥੇ ਪੜੇ ਵੀ ਵਿਖਾਓ ਜਰਾ ਪੜਿਆ ਕੋਈ ਇੱਥੇ ਆ ਬਾਬੇ ਦੀਪ ਸਿੰਘ ਵਰਗੇ ਇੱਥੋਂ ਪੜੇ ਭਾਈ ਮਨੀ ਸਿੰਘ ਵਰਗੇ ਇੱਥੋਂ ਪੜੇ ਬੰਦ ਬੰਦ ਕਟਾ ਗਏ ਭਾਈ ਤਾਰੂ ਸਿੰਘ ਵਰਗੇ ਇੱਥੋਂ ਪੜੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਸਾਰੇ ਇੱਥੋਂ ਦੇ ਪੜੇ ਹੋਏ ਸੀ ਭਾਈ ਸਾਬ ਸ੍ਰੀ ਅਕਾਲ ਪੁੱਛਦੇ ਹੋ ਨਾ ਕਈ ਵਾਰੀ ਵੀ ਬੱਚਾ ਤੇ ਪੜਨੇ ਪਾ ਦੇਾਂਗੇ ਬਣਿਆ ਵੀ ਕੋਈ ਆਫੀਸਰ ਇੱਥੋਂ ਦਾ ਪੜਿਆ ਵਿਖਾਓ ਇੱਥੇ ਦਾ ਪੜਿਆ ਕਿੱਦਾਂ ਦਾ ਹੁੰਦਾ ਹੈ ਆ ਇੱਥੋਂ ਦੇ ਸੀ ਸਾਰੇ ਇੱਥੋਂ ਦੇ ਪੜੇ ਸੀ ਮੇਰੀਓ ਮਾਈਓ ਭੈਣੋ ਸਾਡੀਆਂ ਨਾ ਮਾਤਾ ਗੁਜਰੀ ਵੀ ਇੱਥੋਂ ਦੀ ਪੜੀ ਸੀ ਸਾਰੀ ਬਾਣੀ ਪੜਨ ਵਾਲੀ ਸੀ ਮਾਂ ਗੁਜਰੀ ਇਸੇ ਸਕੂਲ 'ਚ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾ ਲੇ ਉਹ ਭੈਣਾਂ ਵੀ ਕਿੱਥੋਂ ਪੜੀਆਂ ਸੀ ਇੱਥੋਂ ਹੁਣ ਖੇੜਿਆਂ ਤੇ ਤੇ ਪੜ੍ਹਾਈ ਹੋ ਰਹੀ ਭੈਣੋ ਮੇਰੀਓ ਭੈਣੋ ਖੇੜਿਆਂ ਤੇ ਪੜ੍ਹਾਈ ਹੁੰਦੀ ਹੈ ਕੋਈ ਦੱਸ ਦਿਓ ਕਿ ਇੱਥੋਂ ਹੀ ਪੜੋਗੇ ਤੁਸੀਂ ਇੱਥੋਂ ਹੀ ਗਿਆਨ ਮਿਲਦਾ ਕਿਹੜੀਆਂ ਕਬਰਾਂ ਕਿੱਥੋਂ ਗਿਆਨ ਲਵਾਂਗੇ ਅਸੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਪੰਜ ਚਾਰ ਰੋਜ਼ ਗਾਲਾਂ ਕੱਢ ਲਓ ਤਾਂ ਵੀ ਕੋਈ ਨਹੀਂ ਮੈਨੂੰ ਗਾਲਾਂ ਕੱਢ ਲਓ ਕਿ ਕੋਈ ਨਹੀਂ ਪਰ ਸੱਚੇ ਹੋਈ ਹੈ ਸੱਚੇ ਹੋਈ ਹੈ ਸਾਨੂੰ ਕਾਦੇ ਲੜ ਲਾ ਕੇ ਗਏ ਆਗਿਆ ਭਈ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਖੇੜਾ ਗੁਰੂ ਮਾਨਿਓ ਗੁੱਗਾ ਗੁਰੂ ਮਾਨਿਓ ਸਮਾਧਾ ਗੁਰੂ ਮਾਨਿਓ ਦੇਹਾ ਗੁਰੂ ਮਾਨਿਓ ਬਾਬੇ ਗੁਰੂ ਮਾਨਿਓ ਕੀ ਫਿਰ ਗੁਰੂ ਮਾਨਿਓ ਗ੍ਰੰਥ ਜੋ ਲਿਖਿਆ ਪੜੋ ਤਾਂ ਸਿੱਧੀ ਜੀ ਗੱਲ ਹੈ ਸਪਸ਼ਟ ਹੁਣ ਕਿਹਾ ਇਹ ਜਾਂਦਾ ਹੈ ਮੰਨਦੇ ਪਤਾ ਨਹੀਂ ਕਿੰਨੂ ਕਿੰਨੂ ਆ ਤੇ ਜਿਹੜਾ ਬੰਦਾ ਕਹਿੰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ ਉਹਨੂੰ ਫਿਰ ਕੀ ਕਹੋਗੇ ਤੁਸੀਂ ਜਿੰਨ ਮਨ ਹੋਰ ਮੁਖ ਹੋਰ ਸਿਗਾਂਡੇ ਕੱਚਾ ਕੱਚਾ ਹੈ ਉਹ ਬੰਦਾ ਭਾਈ ਕਹਿੰਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ ਸੋ ਇਸ ਕਰਕੇ ਜੇ ਕਹਿੰਦੇ ਹੋ ਇੱਥੇ ਸਾਰੇ ਆਪਾਂ ਗਾਉਂਦੇ ਆ ਵੀ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗ੍ਰੰਥ ਲੈ ਆ ਸਾਰਾ ਕੁਝ ਸਾਰੇ ਕਹਿ ਕੇ ਜਾਵਾਂਗੇ ਇੱਥੇ ਤੇ ਕਮਾਵਾਂਗੇ ਵੀ ਇਹ ਗੱਲ ਕੱਲ ਨੂੰ ਫੇਰ ਗਾਗੇ ਲੈ ਭਾਈ ਜੇ ਖੇੜੇ ਦੇ ਮੱਥਾ ਨਾ ਟੇਕਿਆ ਸਾਡੀ ਤੇ ਮੱਝ ਨੇ ਦੁੱਧ ਨਹੀਂ ਦੇਣਾ ਸਾਡਾ ਤੇ ਕੰਮ ਨੁਕਸਾਨ ਹੋ ਜਾਣਾ ਲੈ ਬਾਬੇ ਮਗਰ ਲੱਗ ਕੇ ਮੱਝਾਂ ਭਜਾ ਦਈਏ ਹੁਣ ਵੀ ਇਹ ਤੇ ਕਹਿ ਕੇ ਤੁਰ ਗਿਆ ਸਾਡਾ ਤੇ ਸਤਿਆਨਾਸ਼ ਕਰ ਦੂ ਖੇੜਾ ਵੀ ਜੇ ਤੇਰਾ ਕਰ ਦੂ ਜਿਹੜਾ ਬੋਲ ਰਿਹਾ ਮੇਰਾ ਕਿਉਂ ਨਹੀਂ ਕਰਦਾ ਫਿਰ ਇਹ ਨਹੀਂ ਮੇਰੇ ਚ ਹੰਕਾਰ ਹੈ ਮੈਂ ਤੁਹਾਡਾ ਡਰ ਕੱਢਣਾ ਚਾਹੁੰਦਾ ਤਾਂ ਕਹਿ ਰਿਹਾ ਤੁਹਾਡਾ ਡਰ ਨਿਕਲੇ ਜਿਨ੍ਹਾਂ ਚੀਜ਼ਾਂ 'ਚ ਸ਼ਕਤੀਆਂ ਹੁੰਦੀਆਂ ਵੈਸੇ ਹੀ ਬੰਦੇ ਦੀ ਜ਼ੁਬਾਨ ਬੰਦ ਕਰ ਦੇਣ ਆਪਾਂ ਗਿਆਨ ਲੈਣਾ ਸੀ ਅਕਲ ਲੈਣੀ ਸੀ ਨਾਲੇ ਭਾਈ ਉਹ ਤੇ ਤੂੰ ਆਪ ਬਣਾਇਆ ਹੈ ਆਪ ਰੱਖਿਆ ਕਰਦਾ ਹੈ ਆਪ ਹੀ ਜਗ੍ਹਾ ਬਣਾਈ ਹੈ ਆਪ ਹੀ ਬਣਾ ਕੇ ਮੰਨਣ ਲੱਗ ਗਏ ਪੂਜਣ ਲੱਗ ਗਏ ਆ ਸੱਚਾ ਗਿਆਨ ਹੈ ਭਾਈ ਸਮਝ ਲਓ ਅਕਲ ਲਓ ਅੱਗੇ ਤੋਂ ਅੱਗੇ ਤੁਰੇ ਚੱਲੋ ਪੜਦੇ ਚੱਲੋ ਭਾਈ ਪੜਦੇ ਚੱਲੋ ਸਾਡਾ ਭਲਾ ਹੋਵੇ ਸਤਿਗੁਰੂ ਕਿਰਪਾ ਕਰ ਗੁਰਬਾਣੀ ਦਾ ਗਿਆਨ ਲਓ ਬਾਣੀ ਨੂੰ ਅਸੀਂ ਗੁਰੂ ਮੰਨਦੇ ਆ ਛੱਡੋ ਕਬਰਾਂ ਮੜੀਆਂ ਮਸਾਣਾ ਤੇ ਮੱਥੇ ਟੇਕਣੇ ਛੱਡੋ ਪੱਥਾ ਇੱਟਾ ਇੱਟਾ ਪੱਥਰਾਂ ਨੂੰ ਮੱਥਾ ਟੇਕ ਕੇ ਕੱਖ ਨਹੀਂ ਲੱਭਦਾ ਗੁਰਬਾਣੀ ਦਾ ਗਿਆਨ ਲਓ ਸਾਰੀ ਸੰਗਤ ਦਾ ਧੰਨਵਾਦ ਵੇਲੇ ਨਾਲ ਆਇਓ ਜੀ ਲੇਟ ਨਾ ਕਰਿਓ ਪਿਆਰਿਓ ਵੇਲੇ ਨਾਲ ਆਇਓ ਕਾਲ ਨਹੀਂ ਕਰਨੀ ਹੁਣ ਆਪਣੇ ਫੋਨ ਮੋਬਾਈਲ ਪਰਸ ਸਾਰਾ ਕੁਝ ਸਾਂਭ ਕੇ ਰੱਖਿਓ ਵਿੱਚ ਸ਼ਰਾਰਤੀ ਬੰਦੇ ਆ ਜਾਂਦੇ ਐ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹਨਾਂ ਨੇ ਹੁਣ ਗੁਰੂ ਸਾਹਿਬ ਨੂੰ ਮੱਥਾ ਟੇਕ ਲੈਣਾ ਹੈ ਅੰਮ੍ਰਿਤ ਛਕਣ ਵਾਲੇ ਅੰਮ੍ਰਿਤ ਛਕਣ ਵਾਲੇ ਸ਼ਾਮ ਨੂੰ 6 ਵਜੇ ਜ਼ਰੂਰ ਪਹੁੰਚ ਜਾਇਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆਓ ਮੱਥਾ ਟੇਕ ਲਓ ਬਾਕੀ ਸੰਗਤ ਨੇ ਸਜੀ ਰਹਿਣਾ ਗੁਰੂ ਜੀ ਜਾਣਗੇ ਭਾਈ ਫੇਰ ਆਪਾਂ ਚਾਲਾ ਪਾਉਣਾ ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ ਕੋਈ ਗਾਵੇ ਉਹ ਸੁਣੇ ਹਰ ਨਾਮਾ ਉਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਪਾਇਆ ਸੇਤੀ ਭਗਵਤੀਆਂ ਬਾਬਾ ਰਾਗ ਰਤਨ ਪਰਵਾਦ ਕਰੀਆ ਸ਼ਬਦ ਗਾ ਬਣਾਈ ਸਭ ਜੋ ਨਾਮ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨਾਮ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਸਦਾ ਰਹੂ ਵਰਨਾ ਹਰ ਨਾਲ ਰਹੋ ਤੁਮਨ ਮੇਰੇ ਦੁੱਖ ਸਭ ਵਿਸਾਰ ਕਾਰੋ ਕਰੇ ਤੇਰਾ ਕਾਜ ਸਭ ਸਵਾਰ ਹਮ ਨਗਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਸਾਰ ਕਹੈ ਨਾਮ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਹੈ ਸੋ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਓ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਐ ਨਾਨਕ ਸੱਚੇ ਸਾਹਿਬ ਕਿਆ ਨਾਹੀ ਤਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਤਿਨਾਮ ਮੇਰਾ ਆਧਾਰ ਤੇਰਾ ਜਿਨ ਮੁਖਾਂ ਸਭ ਗਵਾਇਆ ਮਾਇਆ ਲੈ ਕੇ ਨਾ ਉਸ ਤੇਜ ਤੇ ਕਰ ਸਾਬ ਸੁਖ ਮਨ ਆਇਓ ਸਿਆਰੇ ਇੱਛਾ ਸਭ ਪੁਜਾਈਆ ਆਪਰ ਬਾਪ ਦੀ ਬਾਣੀ ਦੇਖੋ ਜਿਸ ਨੇ ਆਏ ਬੁਝਾਈਆ ਮਹਿਰਾ ਨਾ ਸੁਣੋ ਸੰਤੋ ਸ਼ਬਦ ਕਰੋ ਸਿਆਰੇ ਸਾਡਾ ਮੇਰਾ ਆਧਾਰ ਤਾਰੋ ਵਾਜੇ ਪੰਜ ਸ਼ਬਦ ਕਰ ਸਕਾਵੇ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਭਾਰ ਉਹ ਪੰਜ ਦੂਤ ਵਸ ਕੀਤੇ ਕਾਲ ਕੰਟ ਮਾਰਿਆ ਪਰ ਕਰਮ ਪਾਇਆ ਤੁਧ ਜਿਤ ਸੋ ਸੇ ਤਾਲ ਹਰ ਕੇ ਲਾਗੇ ਪਾਸਾ ਨਾਮ ਤੈਸ ਕੋ ਆਤ ਮਾਰਿਆ ਹਨਵਾਦ ਹੋਇਆ ਤੁਸ ਦੋ ਮਤ ਭਾਗੀ ਹੋ ਸਗਲ ਕਲੋਰ ਸਕੂਲੇ ਮਾਰ ਬਹੰ ਕਰ ਗੁਰੂ ਸਰੂਪ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸਾਡਾ ਸਾਥ ਭਏ ਸਭ ਸੇ ਪੂਰੇ ਗੁਰ ਤੇ ਜਾਣ ਸੁਣਤੇ ਬੋਲੀ ਕਹਤੇ ਸਤ ਗੁਰ ਰਹੇ ਆਪ ਪੂਰੇ ਦੇ ਗੁਰੂ ਬਾਣੀ ਕਿਸਾ ਪਾਤਾ ਸਰਬ ਭਾਈ ਜਿਸ ਰਾਤ ਹੋਈ ਦਾਈ ਦਾਇਆ ਕੀਤਾ ਸੰਗ ਜਗ ਆਈਆਂ ਬੁਰਾਈਆਂ ਵਟ ਧਰਮ ਦੂ ਸਾਡੀ ਆਪੋ ਆਪਣੀ ਕਿਜ ਲੈ ਕੇ ਦੂ ਨੀ ਨਾ ਪਿਆਇਆ ਨੀ ਨਾ ਪਿਆਇਆ ਭਈ ਅਕਾਲ ਕੀ ਤਵੇ ਚਲਾਇਓ ਖੜੋ ਸਭ ਸਿੱਖਣ ਕੋ ਸਾਰੇ ਨਹੀਂ ਬੋਲਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ ਬੋਲੋ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਏ ਵਾਹਿਗੁਰੂ ਨਾਮ ਜਹਾਜ ਚੜੇ ਸੁਤਰੇ ਪਾਰ ਵਾਹਿਗੁਰੂ ਨਾਮ ਜਹਾਜ ਹੈ जहाज ਹੈ ਨਾਮ ਜਹਾਨ ਬੜੇ ਸਮੁੰਦਰੇ ਪਾਰ ਭੋਜਨ ਪਾਗਲ ਸੇਵ ਤੇ ਗੁਰ ਪਾਲ ਪਾਰ ਮਹਾਰ ਵਾਹਿਗੁਰੂ ਨਾਮ ਜਹਾਨ ਹੈ ਵਾਹਿਗੁਰੂ ਨਾਮ ਜਹਾਜ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ सो कहियत है सूरा आत्म जिणे सगल वसता के जाका सतगुर पूरा ठाकुर गाइए आत्म रंगो ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਦੋ ਨਾਨਕ ਕੈ ਸੁਖ ਹੋਏ ਜਨ ਕੇ ਚਰਨ ਵਸਹਿ ਮੇ ਰਹੀਓ ਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾਨ ਦੋ ਨਾਨਕ ਕੈ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ